ਬੀਜੋਂ ਸੂਝੇ ਕੋ ਨਹੀਂ ਬਹਿ ਦਲੀਚਾ ਪਾਏ ਨਰਕ ਨਿਵਾਰਨ ਰਹਿ ਨਾਲ ਸਾਚੋ ਸੱਚ ਹੈ ਨਾ ਹੈ ਬੀਜੋਂ ਸੂਝੇ ਕੋ ਨਹੀਂ ਜਿਹੜਾ ਬੀਜ ਹੁੰਦਾ ਨਾ ਜਨਾ ਚਰ ਉਹਨੂੰ ਕੋਸ ਨਹੀਂ ਦੀਦਾ ਹੁੰਦਾ ਸੁਝਦਾ ਸੁਝਣਾ ਹੁੰਦਾ ਦੀਨ ਦਸਣਾ ਸੁਣਨਾ ਸਮਝਣਾ ਗੁਰਮਤ ਸੋਚੀਏ ਗੁਰਮਤਿ ਨੂੰ ਸੋਝੀ ਹੈ ਸੋਝੀ ਹੀ ਮਿਲਦੀ ਹੈ ਸਾਨੂੰ ਗਿਆਨ ਸੋਝੀ ਕੋਈ ਗੱਲ ਬੀਜ ਇੱਥੇ ਪਿਆ ਹੋਵੇ ਉਹਨੂੰ ਨਾ ਦਿਸਦਾ ਹੈ ਨਾ ਉਹਨੂੰ ਸੁਣਦਾ ਜਦ ਜੰਮ ਕੇ ਪੌਦਾ ਬਣ ਜਾਂਦਾ ਪੇੜ ਬਣ ਜਾਂਦਾ ਫਿਰ ਉਹਨੂੰ ਦੀਦਾ ਵੀ ਹੈ ਸੁਣਦਾ ਵੀ ਆਂਡੇ ਨੂੰ ਨਾ ਸੁਣਦਾ ਨਾ ਦੀਦਾ ਜਦੋਂ ਉਹਦੇ ਜੋ ਬੱਚਾ ਪੈਦਾ ਹੁੰਦਾ ਉਹਨੂੰ ਸੁਣਦਾ ਵੀ ਨਹੀਂ ਨਾ ਵੀ ਆਪਣੇ ਆਪ ਨੂੰ ਬਚਾ ਵੀ ਲੈਂਦਾ ਆਂਡੇ ਦੇ ਉੱਤੇ ਦੀ ਕੋਈ ਪੈਰ ਧਰ ਕੇ ਵੀ ਦੇ ਕੋਈ ਪਤਾ ਨਹੀਂ ਉਹਨੂੰ ਬੱਚਾ ਬੈਠਾ ਹੋਵੇ ਪੈਰ ਧਰਨ ਲੱਗੀਏ ਪਰੇ ਹੋ ਜਾਂਦਾ ਇਸ ਕਰਕੇ ਕਿੰਨਾ ਜਰ ਬੀਜ ਰੂਪ ਹੈ ਜੀਵ ਉਹਨਾਂ ਜਰ ਇਹਨੂੰ ਗਿਆਨ ਨਹੀਂ ਸੰਸਾਰੀ ਗਿਆਨ ਤਾਂ ਉਹਨਾਂ ਚਿਰ ਨੂੰ ਹੈ ਆਤਮ ਗਿਆਨ ਦੀ ਜਿਹ ਜਿਨ੍ਹਾਂ ਲੋਕਾਂ ਨੇ ਸਾਰੀਆਂ ਬੱਤਾਂ ਲਿਖੀਆਂ ਨੇ ਉਹ ਬੀਜ ਰੂਪ ਸੀਗੇ ਆਤਮ ਗਿਆਨ ਨਹੀਂ ਸੀ ਮਨ ਕੀਆਂ ਬੱਤਾਂ ਦਾ ਮਤਲਬ ਇਹੀ ਹੈ ਬੀਜ ਦੀ ਬੱਤ ਹੁੰਦੀ ਹੈ ਪਰ ਮਤ ਬਿਰਸ਼ ਦੀ ਨਹੀਂ ਹੈ ਸੰਸਾਰ ਬਾਰੇ ਬਿਰਛ ਦੱਸੂਗਾ ਬੀਜ ਕੀ ਦੱਸੂਗਾ ਸੰਸਾਰ ਬੀਜ ਨੂੰ ਤਾਂ ਸੰਸਾਰ ਦੀਦਾ ਹੀ ਨਹੀਂ ਬਿਰਛ ਖੜਾ ਬਾਹਰ ਬਿਰਛ ਨੂੰ ਗਰਮੀ ਸਰਦੀ ਪਹੁੰਚਦੀ ਹੈ ਬਿਰਛ ਨੂੰ ਭੁੱਖ ਪਿਆਸ ਲੱਗਦੀ ਹੈ ਬੀਜ ਨੂੰ ਤਾਂ ਭੁੱਖ ਪਿਆਸ ਨਹੀਂ ਹੁੰਦੀ ਸੱਚੇ ਨਾਮ ਕੀ ਭੁੱਖ ਲੈ ਜਾਂ ਲੱਗਣੀ ਹੈ ਜਦ ਇਹਨੇ ਬਿਰਛ ਬਣਨਾ ਬਿਨਾ ਸੱਚੇ ਨਾਮ ਕੀ ਭੁੱਖ ਦੇ ਫਿਰ ਬਣਨਾ ਹੀ ਨਹੀਂ ਬੀਜ ਜਦ ਪਾਣੀ ਮਿਲਦਾ ਬੀਜ ਨੂੰ ਪਾਣੀ ਮਿਲਦਾ ਤਾਂ ਫੁੱਲਦਾ ਫੁੱਲ ਕੇ ਫਟਦਾ ਫਟ ਕੇ ਫਿਰ ਸੁੱਟਦਾ ਉਦੋਂ ਬਣਦਾ ਤਰਵਰ ਰੂਪੀ ਰਾਮ ਤਰਵਰ ਰੂਪੀ ਰਾਮ ਹੈ ਫੜ ਰੂਪੀ ਬੈਰਾਗ ਸਾਇਆ ਰੂਪੀ ਸਾਧ ਹੈ ਚਿਤਰਿਆ ਬਾਦ ਵਿਵਾਦ ਬਾਦ ਵਿਵਾਦ ਨਹੀਂ ਹੈ ਫਿਰ ਬਾਦ ਬਾਦ ਕਦੋਂ ਤੱਕ ਹੈ ਜਦੋਂ ਆਪਾਂ ਆਪਣੀ ਬੁੱਧ ਆਪਾਂ ਆਪਣੀ ਬੁੱਧ ਹੈ ਜੇਤੀ ਬਾਣੋ ਤੇ ਭਿੰਨ ਭਿੰਨ ਤੋਏ ਤੇ ਆਪਣੇ ਆਪਣੀ ਬੁੱਧ ਅਨੁਸਾਰ ਜਿਹੜੀਆਂ ਮੱਤਾਂ ਨੇ ਪੰਡਤ ਦੀ ਮਤ ਆਪਣੀ ਹੈ ਮੁੱਲਾ ਦੀ ਮਤ ਆਪਣੀ ਹੈ ਦੋਹਾਂ ਦਾ ਬਾਦ ਵਿਵਾਦ ਹੈ ਦੋਏ ਮਨ ਮਤਾਂ ਦੇ ਕਬੀਰ ਨੇ ਦੋਏ ਛੱਡਤੇ ਪੰਡਤ ਮੁੱਲਾ ਛੱਡੇ ਦੋ ਦੋਏ ਛੱਡਤੇ ਸੰਸਾਰ ਦੇ ਜਿੰਨੇ ਗ੍ਰੰਥ ਲਿਖੇ ਨੇ ਸਵਾਏ ਗੁਰਬਾਣੀ ਦੇ ਸਭ ਵਿਦਵਾਨਾਂ ਨੇ ਲਿਖੇ ਨੇ ਉਹਨਾਂ ਦੇ ਵਿੱਚ ਮਤਭੇਦ ਹੈ ਉਹਨਾਂ ਗ੍ਰੰਥਾਂ ਦੇ ਮਤਭੇਦ ਨੇ ਜਿੰਨੇ ਸ਼ਾਸਤਰ ਨੇ ਉਹਨਾਂ 'ਚ ਮਤਭੇਦ ਨੇ ਗੀਤਾ ਵੀ ਇੱਕ ਨਹੀਂ ਹੈ ਗੀਤਾ ਵਿੱਚ ਵੀ ਭੇਦ ਨੇ ਰਾਮਾਇਣ ਵੀ ਇੱਕ ਨਹੀਂ ਉਹ ਵੀ ਭੇਦ ਨੇ ਸਾਰੇ ਗ੍ਰੰਥਾਂ 'ਚ ਭੇਦ ਨੇ ਗੁਰਮਤ ਵਿੱਚ ਭੇਦ ਨਹੀਂ ਸਾਰਿਆਂ ਦੀ ਬਾਣੀ ਇੱਕੋ ਹੀ ਗੱਲ ਇਕੱਠੀ ਹੈ ਇੱਕ ਗ੍ਰੰਥ 'ਚ ਐਨੇ ਆਦਮੀਆਂ ਦੀ ਬਾਣੀ ਐਨੇ ਆਦਮੀਆਂ ਦੀ ਵਿਚਾਰਧਾਰਾ ਐਨੇ ਆਦਮੀਆਂ ਦਾ ਗਿਆਨ ਪਿਆ ਹੋਰ ਕੋਈ ਗ੍ਰੰਥ ਖੋਜ ਤੇ ਪਿਆ ਇੱਕ ਵੀ ਗ੍ਰੰਥ ਦੁਨੀਆ 'ਚ ਨਹੀਂ ਮਿਲੂਗਾ ਜਿੱਥੇ ਇੱਕ ਤੋਂ ਵੱਧ ਆਦਮੀਆਂ ਦੀ ਵਰਤ ਮਿਲਦੀ ਹੋਵੇ ਕਿਉਂ ਬੀਜ ਰੂਪ ਸੀ ਉਹ ਸੋਚੀ ਕੋਈ ਨਹੀਂ ਸੀ ਅਜੋ ਬੀਜ ਰੂਪ ਵੀ ਕਿਹਾ ਜਾਂ ਸੀ ਦੁਨੇਚਾ ਦਾੜ ਇੱਕ ਵਾਰੀ ਹੈ ਬੀਜ ਰੂਪ ਹੁੰਦਾ ਹੀ ਦੋ ਹੈ ਇੱਕ ਤਾਂ ਬਿਰਛ ਬਣ ਕੇ ਹੀ ਹੁੰਦਾ ਬਣਦਾ ਹੈ ਭਾਵੇਂ ਸੰਤੋਖੀ ਵੀ ਹੈ ਪਰ ਬੀਜ ਤਾਂ ਹੈ ਨਾ ਹੈ ਤਾਂ ਬੀਜ ਬੀਜ ਵਿੱਚ ਅੰਦਰ ਛਿਲਕਾ ਉੱਪਰ ਹੁੰਦਾ ਅੰਦਰੋਂ ਦੋ ਹੁੰਦੇ ਬਾਹਰੋਂ ਇੱਕ ਨਹੀਂ ਨਾ ਅੰਦਰ ਦੋ ਹੁੰਦੇ ਇਸ ਕਰਕੇ ਬੜੇ ਬੜੇ ਦੀ ਸੰਤ ਅੰਦਰੋਂ ਦੋ ਨੇ ਜਪਦੇ ਕਰਨ ਦੁਨੀਆ ਨੂੰ ਇੱਕ ਜਾਪਦੇ ਨੇ ਸੰਤ ਜਾਪਦੇ ਨੇ ਅੰਦਰੋਂ ਦੋ ਨੇ ਦੁਚਿੱਤੀ ਉਹਨਾਂ ਦੇ ਅੰਦਰ ਵੀ ਚਲਦੀ ਹੈ ਬਾਹਰੋਂ ਜਾਪਦੇ ਨੇ ਦੋ ਨੇ ਤੁਹਾਨੂੰ ਜਾਪਦੇ ਨੇ ਦੋ ਨੇ بڑے بڑے ਮਹਾਪੁਰਖ ਦੁਨੀਆ ਨੂੰ ਜਾਪਦੇ ਸੀ ਦੋ ਨੇ ਅੰਦਰੋਂ ਇੱਕ ਬਾਹਰੋਂ ਜਾਪਦੇ ਸੀ ਇੱਕ ਨੇ ਦੁਨੀਆ ਨੂੰ ਬਾਹਰੋਂ ਜਾਪਦੇ ਸੀ ਇੱਕ ਨੇ ਪਰ ਉਹ ਵੀ ਅੰਦਰੋਂ ਦੋ ਸੀ ਜੇ ਇੱਕ ਹੁੰਦੇ ਫਿਰ ਉੱਗੇ ਹੁੰਦੇ ਜਿੱਦਣ ਇੱਕ ਬਣ ਜਾਂਦੇ ਉਦੋਂ ਐ ਬਣ ਜਾਂਦੇ ਇੱਥੇ ਆ ਜਾ ਕਿਆ ਤਾਂ ਕੁਝ ਲਿਖਦੇ ਨਾ ਬੋਲਦੇ ਨਾ ਵਿਆਖਿਆ ਕਰਦੇ ਗ੍ਰੰਥ ਨਹੀਂ ਸੀ ਲਿਖਦੇ ਜਿਨ੍ਹਾਂ ਨੇ ਗ੍ਰੰਥ ਲਿਖੇ ਨੇ ਭਾਈ ਵੀਰ ਸਿੰਘ ਨੇ ਗ੍ਰੰਥ ਲਿਖੇ ਨੇ ਉਹ ਵੀ ਉਸ ਸ਼੍ਰੇਣੀ 'ਚ ਚਲਾ ਗਿਆ ਜਿਹੜੇ ਸਿੱਖਾਂ ਨੇ ਕੁਝ ਲਿਖਿਆ ਸਾਰਾ ਗੁਰਮਤਿ ਉਲਟ ਉਹਨਾਂ ਨੇ ਵਿੜਾ ਕਰ ਕੀਤਾ ਸਾਰਾ ਇਹ ਪੰਕਤੀ ਉਹਨਾਂ ਤੇ ਵੀ ਲਾਗੂ ਹੁੰਦੀ ਹੈ ਜਿਹੜਾ ਗੁਰਬਾਣੀ ਨੂੰ ਸਮਝ ਲੂਗਾ ਕਦੇ ਕਵਿਤਾ ਨਹੀਂ ਲਿਖ ਸਕਦਾ ਜਾਂ ਤਾਂ ਗੁਰਬਾਣੀ ਲਿਖੂਗਾ ਜਾਂ ਫਿਰ ਲਿਖੂਗਾ ਹੀ ਨਹੀਂ ਕੁਝ ਜਾਂ ਤਾਂ ਗੁਰਬਾਣੀ ਲਿਖੂਗਾ ਇਸੇ ਸਟੈਂਡਰਡ ਦੀ ਗੱਲ ਲਿਖੂਗਾ ਨਹੀਂ ਲਿਖੂਗਾ ਹੀ ਨਹੀਂ 6ਵੇਂ 7ਵੇਂ 8ਵੇਂ ਪਾਸ਼ਾ ਨੇ ਲਿਖਿਆ ਹੀ ਨਹੀਂ ਕੁਝ ਲਿਖਿਆ ਨਹੀਂ ਬਸ ਦੇ ਲਿਖਿਆ ਜੇ ਲਿਖਦੇ ਤਾਂ ਇਹੀ ਲਿਖਦੇ ਨਹੀਂ ਤਾਂ ਨਾ ਲਿਖਦੇ ਅਵਸਥਾ ਉਹਨਾਂ ਦੀ ਵੀ ਹੋਈ ਹੈ ਪਰ ਨਹੀਂ ਲਿਖਿਆ ਜੇ ਲਿਖਿਆ ਭਾਈ ਗੁਰਦਾਸ ਨੇ 12 ਜੇ ਲਿਖੀਆਂ ਨੇ ਭਾਈ ਗੁਰਦਾਸ ਨੇ ਤਾਂ ਘਰ ਨਹੀਂ ਲਿਖੀਆਂ ਜਿਹਨੇ ਵੀ ਲਿਖਿਆ ਨੇ ਉਹਨੇ ਉਹ ਕੰਮ ਕੀਤਾ ਸਤਗੁਰ ਕੀ ਰੀਸੇ ਕੱਚ ਵਿੱਚ ਬੋਲਦੇ ਕੱਚ ਵਿੱਚ ਬੋਲਦੇ ਨੇ ਸਤਗੁਰ ਦੀ ਰੀਸ ਉਹ ਪਗਤੀਆਂ ਇਹਨਾਂ ਦੇ ਲਾਗੂ ਨੇ ਪਰ ਸਤਗੁਰ ਕੋ ਹਰ ਬਖਸ਼ਿਆ ਹਰ ਅੰਮ੍ਰਿਤ ਭਗਤ ਭੰਡਾਰਾ ਮੂਰਖ ਹੋਏ ਤੇ ਕੀੜੀਸ ਕਲੇ ਤੇ ਸਾਲਤ ਪਲਤ ਮੁਖ ਕਾਲਾ ਹਲਤ ਪਲਤ ਮੁਖ ਕਾਲਾ ਇੱਥੇ ਵੀ ਮੁਖ ਕਾਲਾ ਇੱਥੇ ਵੀ ਲੋਕਾਂ ਨੇ ਲੱਭ ਲੈਣਾ ਵੀ ਗਲਤ ਲਿਖਿਆ ਦਰਗਾਹ ਦਾ ਪਤਾ ਹੀ ਹੈ ਗਲਤ ਲਿਖਿਆ ਇੱਥੇ ਵੀ ਝੂਠੇ ਦਰਗਾਹ ਵੀ ਝੂਠੇ ਹੋ ਉਹਨਾਂ ਦੀ ਗੱਲ ਗੁਰਬਾਣੀ ਤੋਂ ਵੇਲੇ ਨਹੀਂ ਹੁੰਦੀ ਭਾਈ ਵੀਰ ਸਿੰਘ ਦੇ ਵੀ ਫੈਨ ਜਿਹੜੇ ਭਾਈ ਵੀਰ ਸਿੰਘ ਦੇ ਫੈਨ ਨੇ ਗੁਰਬਾਣੀ ਕਿਵੇਂ ਸਮਝ ਲੈਣਗੇ ਉਹ ਵੀ ਮੂਰਖ ਨੇ ਉਹਨਾਂ ਦਾ ਭਾਈ ਵੀਰ ਸਿੰਘ ਗੁਰੂ ਹੈ ਗੁਰਬਾਣੀ ਨਾਲ ਨਹੀਂ ਉਹਨਾਂ ਦਾ ਤਾਲੁਕ ਕੋਈ ਨਹੀਂ ਗੁਰਬਾਣੀ ਦੀ ਸੋਝੀ ਉਹਨਾਂ ਨੂੰ ਨਹੀਂ ਹੈ ਜਿੱਦਣ ਸੋਝੀ ਹੋਗੀ ਉਦੋਂ ਵੀਰ ਸਿੰਘ ਨੂੰ ਕੱਟ ਕੇ ਪਰੇ ਮਾਰ ਲੂ ਉਦੋਂ ਵੀਰ ਸਿੰਘ ਦੀ ਦੁਆਨੀ ਕੀਮਤ ਨਹੀਂ ਰਹਿਣੀ ਹੱਥ ਪਲਤ ਭੁੱਖ ਕਾਲੇ ਦੇ ਵਿੱਚ ਆ ਜੂਗਾ ਵੀਰ ਸਿੰਘ ਉਦੋਂ ਕਿਉਂ ਲੱਗਿਆ ਉਹਨੂੰ ਇਹ ਲਿਖਣਾ ਅਪਰਾਧ ਹੈ ਕਿੰਨੇ ਲੋਕ ਗਾਲਤੇ ਨੇ ਜਿਹੜੇ ਵੀਰ ਸਿੰਘ ਦਾ ਫੈਨ ਨੇ ਸਭ ਗਾਲਤੇ ਗੁਰਮਤਿ ਨੂੰ ਤੋੜਦੇ ਗਲਤ ਲਿਖਣ ਨੂੰ ਨਾ ਲਿਖਣਾ ਚੰਗਾ ਗਲਤ ਬੋਲਣ ਨੂੰ ਨਾ ਬੋਲਣਾ ਚੰਗਾ ਗਲਤ ਬੋਲੇ ਤੇ ਦੂਜੇ ਦਾ ਨੁਕਸਾਨ ਹੋ ਜਾਂਦਾ ਗਲਤ ਲਿਖੇ ਤੇ ਦੂਜੇ ਦਾ ਨੁਕਸਾਨ ਹੋ ਜਾਂਦਾ ਜੇ ਮੈਂ ਨਹੀਂ ਬੋਲਦਾ ਨਹੀਂ ਲਿਖਦਾ ਤਾਂ ਮੇਰਾ ਨੁਕਸਾਨ ਹੈ ਥੋੜਾ ਕਿਸੇ ਦਾ ਤਾਂ ਨੁਕਸਾਨ ਜੇ ਬੋਲ ਦਿੱਤਾ ਲਿਖ ਦਿੱਤਾ ਹੋਰਾਂ ਦਾ ਵੀ ਨੁਕਸਾਨ ਕਰ ਇਸ ਕਰਕੇ ਹਲਤ ਪਲਤ ਮੁਖ ਕਾਲਾ ਹੈ ਅਪਰਾਧ ਹੈ ਕਿਤਾਬਾਂ ਦਾੜ-ਦਾੜ ਲਿਖੀ ਜਾਂਦੇ ਨੇ ਵਿਦਵਾਨ ਇਹ ਅਪਰਾਧ ਹੈ ਗੁਰਬਾਣੀ ਦੇ ਦ੍ਰਿਸ਼ਟੀਕੋਣ ਤੋਂ ਇਹ ਅਪਰਾਧ ਹੈ ਅਪਰਾਧੀ ਨੇ ਅਪਰਾਧ ਕਰੀ ਜਾਂਦਾ ਬੀਜੋਂ ਸੁਝਿਆ ਕੋ ਨਹੀਂ ਬਹਿਦ ਲੀਚਾ ਪਾਏ ਸਾਰੇ ਬੀਜ ਨੇ ਜਿਹੜੇ ਲਿਖਦੇ ਨੇ ਸੋਝੀ ਕੋਈ ਹੈ ਜੀ ਗੁਰਬਾਣੀ ਦੀ ਕੋਈ ਸੋਝੀ ਜੀ ਬਹਿ ਬੈਠੇ ਨੇ ਦਲੀਚਾ ਪਾਏ ਟਿਕੇ ਹੋਏ ਨੇ ਭਾਵੇਂ ਉਹ ਪਰ ਅੰਦਰੋਂ ਦੋ ਨੇ ਟਿਕਿਆ ਹੋਇਆ ਵੀ ਅੰਦਰੋਂ ਦੋ ਹੁੰਦਾ ਅੰਦਰੋਂ ਦੁਬਦਾ ਗਈ ਨਹੀਂ ਤੁਲੀ ਚਾਤ ਬਗੀਚਾ ਦੋਰੇ ਨੂੰ ਕਹਿੰਦੇ ਨੇ ਅੰਦਰੋਂ ਦੋਏ ਨੇ ਵਿਚਾਰਧਾਰਾਵਾਂ ਦੋ ਨੇ ਅੰਦਰੋਂ ਸਰੀਰ ਨੋ ਆਤਮਾ ਅਡ ਨਹੀਂ ਹੋ ਕੇ ਦੇਖੀ ਸਮਝ ਨਹੀਂ ਆਈ ਹੈ ਸਰੀਰ ਦੀ ਅਰ ਆਤਮਾ ਦੀ ਆਟਾ ਆਤਮਾ ਦੀ ਗੱਲ ਲੈ ਕੇ ਚੱਲਦੇ ਨੇ ਕ੍ਰਿਸ਼ਨ ਦੀ ਗੱਲ ਲੈ ਕੇ ਚੱਲੇ ਕ੍ਰਿਸ਼ਨ ਦੇ ਪਿਓ ਦੀ ਗੱਲ ਲੈ ਕੇ ਚੱਲੇ ਕ੍ਰਿਸ਼ਨ ਕਿੱਥੇ ਜੰਮਿਆ ਸੀ ਉੱਥੇ ਦੀ ਗੱਲ ਲੈ ਕੇ ਚੱਲੇ ਗੁਰੂ ਨਾਨਕ ਦੀ ਗੱਲ ਲੈ ਕੇ ਜਦ ਚੱਲੇ ਤਾਂ ਨਨਕਾਣਾ ਸਾਹਿਬ ਦੀ ਗੱਲ ਲੈ ਕੇ ਚੱਲੇ ਨਨਕਾਣਾ ਸਾਹਿਬ ਤੋਂ ਅਸੀਂ ਕੀ ਲੈਣਾ ਸੀ ਕੀ ਲੈਣਾ ਸੀ ਨਨਕਾਣਾ ਸਾਹਿਬ ਤੋਂ ਜਦੋਂ ਤਾਂ ਕਿਸੇ ਭਗਤ ਦਾ ਕਿਤੇ ਵੀ ਹੋ ਸਕਦਾ ਕੀ ਫਰਕ ਪੈਂਦਾ ਜਰਾ ਕੀ ਕਰਾਂ ਬਈ ਤੁਸੀਂ ਉੱਥੇ ਜਾ ਕੇ ਨਨਕਾਣਾ ਸਾਹਿਬ ਦੇ ਵਿੱਚ ਜਿਹੜੇ ਰਹਿੰਦੇ ਨੇ ਉਹਨਾਂ ਦਾ ਤਾਂ ਕੁਝ ਮਿਲਿਆ ਨਹੀਂ ਤੁਹਾਨੂੰ ਕੀ ਮਿਲ ਜੂ ਉੱਥੇ ਜਾ ਕੇ ਜਿਹੜੇ ਉੱਥੇ ਵਸਦੇ ਰਹੇ ਉਹਨਾਂ ਨੂੰ ਕੀ ਮਿਲ ਗਿਆ ਤੁਹਾਨੂੰ ਕੀ ਮਿਲ ਜੂ ਸਸਤਾ ਭਾਲਦੀ ਹੈ ਦੁਨੀਆ ਵੀ ਗੁਰਬਾਣੀ ਦਾ ਬੰਦੀਏ ਨਾ ਹੋਰ ਕਿਸੇ ਚੀਜ਼ ਨਾਲ ਕੁਝ ਮਿਲ ਜੂ ਗੁਰਬਾਣੀ ਦਾ ਮੰਨਣੀ ਔਖੀ ਹੈ ਇਹਦੇ ਤੇ ਚੱਲਣਾ ਤਾਂ ਹੈਗਾ ਔਖਾ ਹੋਰ ਕੋਈ ਤਰੀਕਾ ਹੋਵੇ ਜਿਹਦੇ ਨਾਲ ਪ੍ਰਾਪਤੀ ਹੋ ਜਾਵੇ ਇਦਾਂ ਹੋਣੀ ਹੋਈ ਨਹੀਂ ਜਿਹੜੇ ਇਹ ਮੰਨ ਲਿਆ ਵੀ ਹੋਣੀ ਨਹੀਂ ਉਹਨੂੰ ਨਨਕਾਣਾ ਸਾਹਿਬ ਜਾਣ ਦੀ ਕੋਈ ਲੋੜ ਨਹੀਂ ਉਹ ਗੁਰਬਾਣੀ ਨੂੰ ਮੰਨੂਗਾ ਜੇ ਚੱਲਿਆ ਵੀ ਜਾਊਗਾ ਉਹ ਦੇਖਣ ਨੂੰ ਵੀ ਏਰੀਆ ਹੈ ਤਾਂ ਉਹ ਉਹਦੇ ਕਰਨ ਉਹ ਸ਼ਰਧਾਰੀ ਹੈ ਧਰਤੀ ਦੇ ਵਿੱਚ ਵੀ ਇੱਥੇ ਕੋਈ ਸ਼ਕਤੀ ਹੈ ਜਾਂ ਕੋਈ ਗੱਲ ਹੈ ਉਹ ਨਹੀਂ ਆਈ ਜੀ ਰੱਖਦਾ ਕੋਈ ਗੁਰੂ ਗਿਆ ਹੋਵੇ ਨਨਕਾਣੇ ਸਾਹਿਬ ਤਾਂ ਸਭ ਹਾਲਾਂਕਿ ਨਾਮ ਵਰਤਿਆ ਸਾਰਿਆਂ ਨੇ ਨਾਨਕ ਦਾ ਕੋਈ ਗਿਆ ਤੇ ਸਾਬਤ ਕਰੋ ਇਹਦਾ ਕਿਉਂ ਨਹੀਂ ਗਏ ਉਹਨਾਂ ਨੇ ਪਰਤ ਪਾਈ ਦੀ ਵੀ ਤੁਸੀਂ ਬਣਾ ਜਾਇਓ ਪਰ ਅਸੀਂ ਨਹੀਂ ਲਟੇ ਕਿ ਕੋਈ ਦਾ ਦਿਖਾਓ ਵੀ ਗੁਰੂ ਜਾਂਦੇ ਰਹੇ ਨਾਨਕ ਸਾਹਿਬ ਨੇ ਕਿਹਾ ਹੋਵੇ ਜਾਇ ਅਸੀਂ ਕਹਿੰਦੇ ਲੱਗੇ ਕਿਉਂ ਲੱਗੇ ਗੁਰੂ ਦੀ ਤਾਂ ਗੱਲ ਕਿਤੇ ਨੇ ਥੋੜੀ ਯਾਰ ਮੰਨੀ ਹੋਈ ਨਹੀਂ ਹੈ ਕਹਿੰਦਾ ਤਾਂ ਅਸੀਂ ਆਪਣੀ ਮਰਜ਼ੀ ਹਾਂ ਨਰਕ ਨਿਵਾਰਨ ਨਰੈ ਨਰ ਸਾਚੋ ਹੈ ਨਾ ਨਰ ਹੈ ਨਰ ਨਰਕ ਨਿਵਾਰਨ ਨਰ ਹੈ ਨਰ ਨਰ ਹੈ ਨਰ ਨਰਕ ਨਿਵਾਰਨ ਖਾਣ ਨਰ ਨਰ ਨਰ ਹਰ ਨਰ ਐ ਹੈ ਐਸਾ ਦੇ ਵਿੱਚ ਸਤਿ ਹੋ ਕੇ ਹੋਇਆ ਹੈ ਜੀ ਤੋਂ ਨਰ ਪੈਦਾ ਹੋਇਆ ਹੈ ਆ ਨਰ ਆਪ ਨਰ ਜਿਹੜਾ ਜਿਹੜਾ ਸਰੀਰ ਨਾਲ ਜੁੜਿਆ ਹੈ ਅੱਧਾ ਔਰ ਅੱਧਾ ਜਿਹੜਾ ਸਾਹ ਲੈ ਰਿਹਾ ਇਹ ਦੋਏ ਰਲ ਕੇ ਹਰ ਨਾਰਾ ਹੈ ਇਹ ਦੋਏ ਬੀਜ ਨੇ ਨਰਕ ਇਹਨੇ ਆਪ ਨਿਵਾਰਨ ਕਰਨਾ ਆਪੇ ਨਰਕ 'ਚ ਫਸਿਆ ਆਪੇ ਛੁੱਟਣਾ ਮਨ ਮਾਇਆ 'ਚ ਫਸਿਆ ਆ ਆਪਣੀ ਮਰਜ਼ੀ ਨਾਲ ਆਪਣੀ ਇੱਛਾ ਨਾਲ ਆਪਣੇ ਮੋਹ ਨਾਲ ਛੱਡ ਦੇਵੇ ਉਹ ਕਿਸੇ ਨੇ ਫਸਾਇਆ ਹੋਇਆ ਹੈ ਕੁਰਸੀ ਤੋਂ ਉੱਠਦਾ ਨਹੀਂ ਕਹਿੰਦਾ ਕੁਰਸੀ ਨਹੀਂ ਛੱਡਦੀ ਉਹ ਹੈਗਾ ਵੀ ਕੁਰਸੀ ਛੁੱਟਦੀ ਨਹੀਂ ਜੇ ਛੁੱਟਦੀ ਨਹੀਂ ਫਿਰ ਤੇਰੀ ਕਮੀ ਕਿਉਂ ਨਹੀਂ ਛੁੱਟਦੀ ਨਰਕ 'ਚ ਜਾਣ ਕੇ ਫਸਿਆ ਹੋਇਆ ਆਪਣੀ ਇੱਛਾ ਨਾਲ ਜਿੰਨਾ ਜਦ ਸੁਪਨਾ ਦੇਖਦਾ ਉਹਨਾਂ ਚ ਨਰਕ ਨੂੰ ਠੀਕ ਲੱਗਦਾ ਚੰਗਾ ਲੱਗਦਾ ਸੱਚਾ ਲੱਗਦਾ ਇਹ ਸੁਰਗ ਲੱਗਦਾ ਇਹਨੂੰ ਇਹ ਦੋਹਾਂ ਨੇ ਰਲ ਕੇ ਨਰਕ ਨੂੰ ਨਿਵਾਰਨ ਕਰਨਾ ਇਕੱਲਾ ਕੋਈ ਨਹੀਂ ਕਰ ਸਕਦਾ ਜਿਨ੍ਹਾਂ ਜਾਂ ਦੋ ਇੱਕ ਨਹੀਂ ਹੁੰਦੇ ਨਰਕ ਦਾ ਨਿਵਾਰਨ ਨਹੀਂ ਹੋਊਗਾ ਆਪਣੇ ਹੱਥੀਂ ਆਪੇ ਕਾਸ ਵਾਲਣਾ ਪੈਣਾ ਪੈਰ ਕੋਹੜਾ ਵੀ ਆਪਣੇ ਆਪੇ ਮਾਰਿਆ ਸੀ ਪੈਰ ਕੋਹੜਾ ਮਾਰਿਆ ਗਾਫਲ ਆਪਣੇ ਨਰਕ ਵੀ ਆਵੇ ਨਿਵਾਰਨ ਕਰਨਾ ਸੱਚੋ ਸਾਚਾ ਨਾ ਹੈ ਸੱਚੋ ਸੱਚੇ ਤੋਂ ਹਾਂ ਨਰਕ ਨਿਵਾਰਨ ਨਰਹ ਨਰ ਸਾਚੋ ਸਾਚਾ ਨਾ ਹੈ ਪਰ ਆ ਵਿਧੀ ਅਪਣਾਉਣੀ ਪੈਣੀ ਸੱਚ ਤੋਂ ਸਾਚੇ ਤੋਂ ਅੰਦਰਲੇ ਸੱਚੇ ਤੋਂ ਸੱਚਾ ਨੂੰ ਪ੍ਰਾਪਤ ਕਰਨਾ ਪੈਣਾ ਸੱਚ ਦਾ ਗਿਆਨ ਸਿੱਖਣਾ ਪੈਣਾ ਮਨ ਨੂੰ ਲੈਣਾ ਪੈਣਾ ਸੱਚ ਦਾ ਗਿਆਨ ਸੱਚ ਦਾ ਗਿਆਨ ਮਨ ਲਊਗਾ ਤਾਂ ਝੂਠ ਨੂੰ ਛੱਡੂਗਾ ਸੱਚ ਦਾ ਗਿਆਨ ਕੀ ਆਤਮ ਗਿਆਨ ਵੀ ਤੂੰ ਸਤ ਸਰੂਪ ਹੈ ਝੂਠ ਨਾਲ ਕਿਉਂ ਜੁੜਿਆ ਹੋਇਆ ਹੈ ਤੂੰ ਕਦੇ ਵਰਦਾ ਨਹੀਂ ਮਰਨ ਵਾਲੀ ਚੀਜ਼ ਦਾ ਅਸਰਾ ਕਿਉਂ ਲਿਆ ਹੋਇਆ ਸਰੀਰ ਨੇ ਢਹਿ ਢੇਰੀ ਹੋ ਜਾਣਾ ਤੇ ਡਿੱਗ ਜਾਣਾ ਨਰਕ ਨਿਵਾਰਨ ਨਰ ਨਰ ਸਾਚੋ ਸਾਚੇ ਨਾ ਸੱਚੋ ਸੱਚ ਨਾ ਹਾਂਜੀ ਵਣ ਤ੍ਰਿਣ ਢੂੰਡਤ ਫਿਰ ਰਹੀ ਮਨ ਮੈਂ ਕਰੂੰ ਵਿਚਾਰ ਵਣ ਤ੍ਰਿਣ ਢੂੰਡਤ ਫਿਰ ਰਹੀ ਵਣ ਵੱਡੇ ਵੱਡੇ ਦਰਖਤ ਤ੍ਰਿਣ ਛੋਟੇ ਛੋਟੇ ਤਣਕਿਆਂ ਦੇ ਵਿੱਚ ਸਾਰਿਆਂ 'ਚ ਢੁੱਡਿਆ ਵੀ ਤੂੰ ਹੈਗਾ ਜੋਤ ਹੈ ਸਾਰੇ ਢੁੱਡਤ ਫਿਰ ਰਹੀ ਫਿਰ ਰਹੀ ਮਨ ਮੈਂ ਕਰੂੰ ਵਿਚਾਰ ਮਨ ਮੈਂ ਕਰੂੰ ਵਿਚਾਰ ਹਾਂ ਵਨਤਰਨ ਤਾਂ ਫਿਰ ਰਹੀ ਮਨ ਮੈਂ ਕਰੂੰ ਵਿਚਾਰ ਲਾਲ ਰਤਨ ਬਹੁ ਮਾਨਕੀ ਸਤਗੁਰ ਹੱਥ ਪੰਡਾ ਸਤਗੁਰ ਹੱਥ ਪੰਡਾ ਠੀਕ ਹੈ ਵਨਤਰਨ ਦੇ ਵਿੱਚ ਹੈਗਾ ਸਾਰੇ ਹੈਗਾ ਸਾਰੀ ਦੁਨੀਆ ਮੰਨਦੀ ਹੈ ਪਰ ਉਹਦੇ ਵਿੱਚੋਂ ਤੁਹਾਨੂੰ ਕੀ ਹੈ ਤੁਹਾਡੇ ਅੰਦਰ ਕਿਹੜਾ ਨਹੀਂ ਹੈ ਸਤਗੁਰ ਦੇ ਹੱਥ ਭੰਡਾਰ ਹੈ ਕਿ ਹੈ ਸਾਰੀ ਜਗ੍ਹਾ ਜੋਤ ਪਰ ਤੁਸੀਂ ਆਪਣੀ ਗੱਲ ਕਰਦੇ ਹੋ ਹਰ ਵੱਖਰੀ ਵੱਖਰੀ ਜੋਤ ਹੈ ਹਰ ਜਗ੍ਹਾ ਫਸੀ ਹੋਈ ਹੈ ਗੱਲ ਆਤਮ ਦਰਸ਼ਨ ਦੀ ਹੈ ਆਤਮ ਕਲਿਆਣ ਦੀ ਹੈ ਆਤਮ ਸੁਧਾਰ ਦੀ ਹੈ ਆਤਮ ਰਸ ਦੀ ਹੈ ਉਹ ਬਣਤਰਨ ਵਾਲੀ ਜਿਹੜੀ ਅਵਸਥਾ ਹੋਰ ਹੈ ਉਹ ਡਿਵੈਲਪ ਹੋ ਕੇ ਆਦਮੀ ਤਾਂ ਕਾਉ ਆਪਣਾ ਕੰਮ ਕਰੂ ਤੂੰ ਆਪਣਾ ਕਰਦਾ ਰਹੇ ਉਹਦੀ ਅਵਸਥਾ ਹੋਰ ਹੈ ਤੇਰੀ ਅਵਸਥਾ ਹੋਰ ਹੈ ਠੀਕ ਹੈ ਸਾਰੇ ਹੀ ਹੈ ਪੰਤਰ ਨੂੰ ਅਸੀਂ ਉਪਦੇਸ਼ ਨਹੀਂ ਕਰ ਸਕਦੇ ਨਾ ਉਹਦੀ ਬੋਲੀ ਅਸੀਂ ਸਮਝੀਏ ਨਾ ਸਾਡੀ ਬੋਲੀ ਸਮਝੀ ਬਣਤਰ ਦੇ ਵਿੱਚ ਢੂਡ ਕੇ ਕੋਈ ਫਾਇਦਾ ਨਹੀਂ ਜਿਹੜੇ ਲੋਕ ਘਾਹ ਕੱਟਣਾ ਛੱਡ ਗਏ ਸੀ ਵੀ ਇਹ ਚ ਘਾਹ ਕੱਟਣਾ ਛੱਡਤਾ ਸੀ ਅੱਗੇ ਲੋਕਾਂ ਨੇ ਵੀ ਸਾਰਿਆਂ 'ਚ ਜਾਨ ਫੁੱਟ ਪਾਪ ਵਾਲਿਆਂ ਨੇ ਘਾਹ ਤੱਕ ਵੱਢਣਾ ਛੱਡਤਾ ਇਹ ਚ ਆਤਮਾ ਆਤਮਾ ਤਾਂ ਹਮਾਰਾ ਹੈ ਇਹ ਤਾਂ ਸ੍ਰਿਸ਼ਟੀ ਉਹ ਸਾਰਾ ਖਤਮ ਜੇ ਪੁੱਠੇ ਪਾਸੇ ਨੂੰ ਇਹ ਪੁੱਠਾ ਚੱਕਰ ਹੈ ਬਦਮਾਬ ਮੰਨਣਾ ਇਹ ਨੇਚਰ ਤੋਂ ਪੁੱਠੀ ਗੱਲ ਹੈ ਸਾਰੀ ਉਹ ਬਦਮਾਬ ਨੂੰ ਮੰਨਣਾ ਜੀਆਂ ਦਾ ਆਹਾਰ ਜੀ ਜਿਹੜਾ ਬਣਾਇਆ ਇਹ ਕੁਦਰਤ ਨੇ ਬਣਾਇਆ ਕੁਦਰਤ ਹੈ ਜੀਆਂ ਦਾ ਆਹਾਰ ਜੀ ਪਾਣੀ ਦੇ ਵਿੱਚ ਚਲੋ ਬਾਹਰ ਤਾਂ ਹੋਰ ਗੱਲ ਹੈ ਪਾਣੀ ਦੇ ਵਿੱਚ ਜਿਉਂਦੀ ਬੱਚੀ ਜਿਉਂਦੀ ਬੱਚੀ ਨੂੰ ਖਾਂਦੀ ਹੈ ਜਿਉਂਦੇ ਜੀਵ ਜਿਉਂਦੇ ਨੂੰ ਖਾਈ ਜਾਂਦੇ ਉੱਥੇ ਕਿਹੜਾ ਕੋਈ ਹਟ ਚੱਲਦੀ ਕੁਦਰਤ ਨੇ ਬਣਾਇਆ ਕੁਦਰਤ ਦਾ ਨਿਯਮ ਕੁਦਰਤ ਦੇ ਅਨੁਸਾਰ ਚੱਲਣਾ ਉੱਥੇ ਆਪਣੀ ਮਰਜ਼ੀ ਘਸੋੜ ਲੈਣੇ ਅਸੀਂ ਸਾਨੂੰ ਆਉਣ ਲੱਗ ਜਾਂਦਾ ਤਰਸ ਕਿ ਪਰਮੇਸ਼ਰ ਕਰੂਲ ਹੈ ਤੁਸੀਂ ਜ਼ਿਆਦਾ ਤਰਸ ਵਾਲੇ ਹੋ ਜੇ ਤੁਹਾਨੂੰ ਤਰਸ ਆਉਂਦਾ ਪਰਮੇਸ਼ਰ ਨੂੰ ਨਹੀਂ ਤਰਸ ਆਉਂਦਾ ਜਿਹਨੇ ਬਣਾਏ ਰਹੇ ਫਿਰ ਉਹਨੂੰ ਦਿਆਲੂ ਕਿਵੇਂ ਕਹਿੰਦੇ ਤੁਸੀਂ ਦਿਆਲੂ ਕਾਹਦੇ ਕਹਿੰਦੇ ਫਿਰ ਦਿਆਲੂ ਰਹਾ ਨਾ ਕਰੂਰ ਹੋ ਗਿਆ ਤਾਂ ਜਦ ਆਦਮੀ ਆਪ ਦਿਆਲੂ ਬਣਦਾ ਇੱਧਰ ਨੂੰ ਜਾਂਦਾ ਤਾਂ ਪਰਮੇਸ਼ਰ ਕਰੂਰ ਬਣ ਜਾਂਦਾ ਇਹਦਾ ਸਵਾਲ ਤਾਂ ਉਲਟ ਹੋ ਜਾਂਦਾ ਜਿੱਤੇ ਅਸੀਂ ਦਿਆ ਕਰਦੇ ਆ ਨਾ ਸਾਡੇ ਅੰਦਰ ਦਇਆ ਪੈਦਾ ਹੁੰਦੀ ਹੈ ਬਿੱਲਾ ਇਹਨੂੰ ਮਾਰੀਏ ਇਹ ਤਾਂ ਮਤਲਬ ਅਸੀਂ ਦਿਆਲੂ ਹੋ ਗਏ ਜਿਹਨੇ ਬਣਾਇਆ ਕਰੂਰ ਹੋ ਗਏ ਪਿਛੇ ਰਾ ਮਗਰ ਭਜਦਾ ਇੱਕ ਜਾਨਵਰ ਨੂੰ ਫੜ ਲੈਂਦਾ ਉਥੇਰਾ ਰੌਲਾ ਪਾਉਂਦਾ ਫੜ ਲੈਂਦਾ ਖਾ ਲੈਂਦਾ ਦੀਏ ਮੈਂ ਦਰਦਾ ਕਾਇ ਵਾਰ ਉਹਨੇ ਉਹਨੂੰ ਖਾਦਾ ਕਾਇ ਵਾਰ ਉਹਨੇ ਉਹਨੂੰ ਖਾਦਾ ਤੁਹਾਨੂੰ ਪਤਾ ਇਸ ਗੱਲ ਦਾ ਪਰ ਆਪਾਂ ਨੂੰ ਕੀ ਲੋੜ ਹੈ ਇਸ ਗੱਲ ਦੇ ਪਿੱਛੇ ਪੈਣ ਜਿਹੜੀ ਚੀਜ਼ ਦਾ ਪਤਾ ਹੀ ਨਹੀਂ ਉਹਦੇ ਵਿੱਚ ਅਸੀਂ ਦਖਲ ਕਿਉਂ ਦੇਈਏ ਡੀਲ ਹਮਾਰਾ ਬਣਾਇਆ ਉਹਨੂੰ ਪਤਾ ਹੋ ਕਿਉਂ ਬਣਾਇਆ ਤੁਸੀਂ ਆਪਣਾ ਕੰਮ ਕਰੋ ਆਪਣੇ ਕੰਮ ਦੇ ਵੱਲ ਧਿਆਨ ਨਾ ਦੇ ਕੇ ਹੋਰ ਕੰਮਾਂ ਵੱਲ ਜ਼ਿਆਦਾ ਧਿਆਨ ਦੇ ਰਿਹਾ ਆਦਮੀ ਕੁਦਰਤ ਦੇ ਨਿਯਮਾਂ ਵਿੱਚ ਦੀ ਜ਼ਿਆਦਾ ਕਰ ਰਿਹਾ ਹੈ ਪਾਪ ਲਿਖ ਕੇ ਉਧਰ ਧਿਆਨ ਜ਼ਿਆਦਾ ਹੈ ਆਪਣੇ ਵੱਲ ਧਿਆਨ ਨਹੀਂ ਇਹ ਚੀਜ਼ਾਂ ਦਾ ਧਿਆਨ ਤੁਹਾਡਾ ਡਿਵਰਟ ਕਰ ਦੇਣਗੀਆਂ ਹੋਰੇ ਪਾਸੇ ਕਰਦਾ ਨਹੀਂ ਪੁੰਨ ਪਾਪ ਲਿਖਣ ਵਾਲਿਆਂ ਦੇ ਰਿਸ਼ੀਆਂ ਬੁੱਢੀਆਂ ਦਾ ਧਿਆਨ ਹੋਰ ਪਾਸੇ ਚਲਾ ਗਿਆ ਇਸ ਕਰਕੇ ਸਿਮਰਤ ਵੇਦ ਪੁਰਾਣ ਪੁਕਾਰਣ ਪੋਥੀਆਂ ਨਾ ਬਿਰਾ ਸਭ ਕੂੜ ਗਾਲੀ ਵਛੀਆਂ ਉਹਛੀਆਂ ਗੱਲਾਂ ਤੇ ਉਤਰਿਆ ਹੈ ਪਰਮੇਸ਼ਰ ਨੂੰ ਨਾਲੇ ਦੇਹ ਜਾਂਦੇ ਨੇ ਦਿਆਲੂਆ ਨਾਲੇ ਰੂਲ ਬਣਾਤਾ ਸਿਸਟਮ ਤਾਂ ਸਾਰਾ ਉਹਦਾ ਬਣਾਇਆ ਹੋਇਆ ਹੈ ਜਬਣ ਨਾਲੇ ਹੁਕਮ ਕਹਿੰਦੇ ਨੇ ਜੇ ਹੁਕਮ ਹੈ ਜਬਣ ਵਰਨਾ ਤੇ ਫਿਰ ਜਿਵੇਂ ਚੱਲਦਾ ਚੱਲਣਾ ਤੁਹਾਨੂੰ ਕੀ ਤੁਸੀਂ ਦੇਖ ਵੀ ਨਹੀਂ ਸਕਦੇ ਅਸਲ ਚ ਕਮਜ਼ੋਰ ਕਮਜ਼ੋਰ ਆਦਮੀ ਹੈ ਕਮਜ਼ੋਰ ਬਹੁਤ ਤੋਂ ਖੁਦ ਡਰਦਾ ਹੈ ਸਰੀਰ ਨਾਲ ਖੁਦ ਪ੍ਰੇਮ ਹੈ ਸਰੀਰ ਨੂੰ ਖੁਦ ਨਹੀਂ ਛੱਡਣਾ ਚਾਹੁੰਦਾ ਵਿੱਚੋਂ ਕਮਜ਼ੋਰੀ ਦਾ ਹੈ ਇਹ ਕਮਜ਼ੋਰੀ ਕੀ ਹੈ ਸਰੀਰ ਨਾਲ ਮੋਹ ਹੈ ਦਾ ਉਹਦਾ ਵੀ ਉਹ ਜਿਹਾ ਉਹ ਸਮਝਦਾ ਉਹ ਤਾਂ ਸਾਰਿਆਂ ਦਾ ਹੀ ਹੈ ਉਹ ਕਮਜ਼ੋਰੀ ਇਹਨੂੰ ਕਮਜ਼ੋਰੀ ਵਾਲੀ ਜਿਹੜਾ ਹੈ ਨਾ ਕਮਜ਼ੋਰੀ ਵਾਲਾ ਸ਼ੀਸ਼ਾ ਉਹਦਾ ਜਿਹੜਾ ਰੰਗ ਆ ਉਹ ਰੰਗ ਤੇ ਦੇਖਦਾ ਫਿਰ ਪਰਮੇਸ਼ਰ ਤੋਂ ਉਲਟ ਤੇਰੀ ਦ੍ਰਿਸ਼ਟੀ ਕੋਣ ਹੋ ਜਾਂਦਾ ਬਵੇਕ ਬੁੱਧੀ ਵਾਲੀ ਜਦ ਅੱਖ ਹੁੰਦੀ ਹੈ ਨਹੀਂ ਹੁੰਦਾ ਜਦ ਬਵੇਕ ਬੁੱਧੀ ਵਾਲੀ ਅੱਖ ਹੋ ਜਾਂਦੀ ਹੈ ਸ਼ੀਸ਼ਾ ਰੰਗ ਬਹੁ ਰੰਗੀ ਹੈ ਰੰਗ ਹਰ ਆਪੇ ਹੀ ਇੱਕ ਰੰਗ ਹੈ ਜੇ ਤਾਂ ਵਿਵੇਕ ਵਾਲਾ ਰੰਗ ਹੈ ਫਿਰ ਤਾਂ ਕੁਝ ਵੀ ਗਲਤ ਨਹੀਂ ਲੱਗਦਾ ਠੀਕ ਹੈ ਉਸ ਤੇ ਹੋਏ ਨਹੀਂ ਕੁਝ ਬੁਰਾ ਔਰ ਇਹ ਕਹੋ ਨਾ ਕੁਝ ਕਰਾ ਹੋਰ ਦੱਸੋ ਕਿਹਨੇ ਕੁਝ ਕੀਤਾ ਉਹ ਸ਼ੇਰ ਨਹੀਂ ਮਾਰ ਰਿਹਾ ਸ਼ੇਰ ਤੇ ਬਰਵਾ ਰਿਹਾ ਉਹਦੀ ਬਹੁਤ ਹੈ ਉਹਦੀ ਫਰਾਕ ਹੈ ਦੋ ਇਕੱਠੀਆਂ ਕੀਤੀਆਂ ਉਹਨੂੰ ਭੁੱਖੇ ਨੂੰ ਖਰਾਕ ਦੇਣੀ ਉਹਦੀ ਮੌਤ ਹੈ ਉਸ ਵੇਲੇ ਉਹਨੇ ਉਹਨੇ ਜਰ ਵਾਸਤੇ ਸੀ ਉਹ ਉਹਨੇ ਖਰਾਕ ਦੇਣੀ ਹੈ ਨਾਲੇ ਉਹਨੇ ਦੋ ਕੰਮ ਉਹਨੇ ਕਰਨੇ ਨੇ ਤੁਸੀਂ ਕਰਨੇ ਨੇ ਉਹਨੂੰ ਕਰਨ ਦਿਓ ਆਪਣਾ ਕੰਮ ਜੋ ਕਰ ਰਿਹਾ ਠੀਕ ਹੈ ਇਸ ਕਰਕੇ ਆਪਣੀ ਮੌਤ ਵੇਲੇ ਵੀ ਕੰਮ ਦਾ ਆਪਣਾ ਮੌਤ ਦਾ ਨਾਮ ਲੈ ਕੇ ਕੰਮ ਦਾ ਦਿਰਪੈ ਅਵਸਥਾ ਨਹੀਂ ਹੈ ਭੈ ਭੀਤ ਹੈ ਉਹ ਭੈ ਜਿਹੜੀ ਇਹਦੇ ਅੰਦਰ ਉਹ ਜੋ ਭੈ ਦੇ ਡਰ ਚੋਂ ਜੋ ਪੈਦਾ ਹੋਇਆ ਉਹ ਦਇਆ ਕਹਿੰਦਾ ਹੈ ਇਹ ਦਇਆ ਹੈ ਦਇਆ ਨਹੀਂ ਕਮਜ਼ੋਰੀ ਹੈ ਉਹ ਜਿਹਨੂੰ ਦਇਆ ਕਹਿੰਦੇ ਉਹ ਕਮਜ਼ੋਰੀ ਹੈ ਬਹੁਤ ਗਹਿਰੀ ਕਮਜ਼ੋਰੀ ਹੈ ਕਿਤੇ ਉਹਨੂੰ ਉਹਦਾ ਨਾਮ ਰੱਖ ਲਿਆ ਦਇਆ ਉਹ ਉਹ ਕੀ ਕਰਦਾ ਜੀਆਂ ਘੁੱਟ-ਘੁੱਟ ਖਾਂਦੇ ਉਹ ਕੀ ਕਰਦੇ ਤੇ ਦਿਆਵਾਨ ਕਹਿੰਦੇ ਤੇ ਸਾਰਾ ਮੈਨੂੰ ਦਾਨ ਕਰਦੇ ਮਾਰ ਛਾਲ ਤੈਨੂੰ ਮੁਕਤੀ ਮਿਲ ਜੂਗੀ ਥੱਲੇ ਆ ਰਿਹਾ ਚੱਲਦਾ ਸੀ ਕੱਟ ਕੇ ਗੰਦਾ ਦੇ ਵਿੱਚ ਚਲਾ ਜਾਂਦਾ ਪੈਸੇ ਪਿੱਛੇ ਆਦਮੀ ਨੂੰ ਮਾਰ ਦਿੰਦੇ ਸੀ ਦਾਨਾ ਸੋ ਪੇਟਾ ਘਟਕਾਵੇਂ ਪ੍ਰਚਾਰ ਦਇਆ ਦਾ ਕਰਦੇ ਸੀ ਟਾਣੀ ਵਾਸਤੇ ਟਾਣੀ ਕੀ ਹੁੰਦੀ ਹੈ ਮਾਇਆ ਮਾਇਆ ਵਾਸਤੇ ਜਿਹਨੇ ਮਾਇਆ ਪੈਦਾ ਕੀਤੀ ਹੈ ਆਦਮੀ ਉਹਨੂੰ ਵਰ ਦਿੰਦੇ ਸੀ ਡਾਲਾ ਸੋ ਡਾਲਾ ਬਾਤ ਸਿਓ ਪੇਡਾ ਗੜਕਾਵੇਂ ਪੇੜ ਨੂੰ ਜੜ ਤੇ ਪੜ ਦਿੰਦੇ ਸੀ ਟਾਣੀ ਚਾਹੀਦੀ ਸੀ ਉਹ ਇਦਾਂ ਕਰ ਰਹੇ ਸੀ ਉਹ ਦਿਆ ਦਾ ਪ੍ਰਚਾਰ ਕਰਦੇ ਸੀ ਪ੍ਰਚਾਰ ਦਿਆ ਦਾ ਕਰਦੇ ਸੀ ਅਸੰਤ ਵੀ ਇਹੀ ਕੁਝ ਕਰਦੇ ਨੇ ਬਹੁਤ ਸਾਰੇ ਸੰਤਾਂ ਬਾਰੇ ਆਇਆ ਹੋਇਆ ਕੀ ਕੀ ਕੀਤਾ ਇਹਨਾਂ ਨੇ ਲੋਕ ਤਾਂ ਜਾਣਦੇ ਹੀ ਨੇ ਗੱਲਾਂ ਤਾਂ ਹੁੰਦੀਆਂ ਹੀ ਨੇ ਜੇ ਸਾਰਿਆਂ ਨੂੰ ਨਹੀਂ ਪਤਾ ਥੋੜਿਆਂ ਨੂੰ ਪਤਾ ਹੁੰਦਾ ਹਾਂਜੀ ਲਾਲ ਰਤਨ ਬਹੁ ਮਾਨਕੀ ਸਤਗੁਰ ਹੱਥ ਭੰਡਾਰ ਲਾਲ ਰਤਨ ਬਹੁ ਮਾਨਕੀ ਲਾਲ ਰਤਨ ਬਹੁ ਮਾਨਕੀ ਆ ਜਿਹੜੇ ਗੁਰਮਤ ਹੈ ਗੁਰਮਤ ਦਾ ਜਿਹੜਾ ਵਿਸ਼ਾ ਹੈ ਗੁਰਮਤਿ ਦਾ ਜਿਹੜਾ ਗਿਆਨ ਹੈ ਇਹਦੇ ਵਿੱਚ ਬਹੁਤ ਹੀ ਕੀਮਤੀ ਗੱਲਾਂ ਨੇ ਲਾਲ ਰਤਨ ਬੜੀ ਕੀ ਸਤਗੁਰ ਹੱਥ ਭੰਡਾਰ ਸਤਗੁਰ ਹੱਥ ਭੰਡਾਰ ਬਹੁਤ ਕੀਮਤ ਗੱਲ ਕੀਮਤੀ ਗੱਲਾਂ ਨੇ ਇਹ ਗੱਲਾਂ ਗੁਣ ਪੈਦਾ ਕਰਦੀਆਂ ਨੇ ਬਹੁਤ ਹੀ ਕੀ ਬੇਸ਼ ਕੀਮਤੀ ਗੱਲਾਂ ਨੇ ਇਹ ਭੰਡਾਰ ਸਤਗੁਰ ਦੇ ਹੱਥ 'ਚ ਇਹ ਗਿਆਨ ਦਾ ਭੰਡਾਰ ਸਤਿਗੁਰ ਦੇ ਹੱਥ 'ਚ ਹੈ ਗੁਰਮਤਿ ਜਿਹੜੀ ਹੈਗੀ ਇਹਦੇ ਵਿੱਚ ਰਤਨ ਜਵਾਹਰ ਮੋੜਤ ਨੇ ਇਹਦਾ ਭੰਡਾਰ ਦਾ ਸਤਿਗੁਰ ਦੇ ਹੱਥ 'ਚ ਹੈ ਅੰਤਰਾਤਮਾ ਦੇ ਕੋਲ ਹੈ ਉਤਮ ਹੋਵਾ ਪ੍ਰਭ ਮਿਲੈ ਭਾਵੇਂ ਸਤਿਗੁਰ ਕੋਲ ਨਹੀਂ ਭੰਡਾਰ ਸਤਿਗੁਰ ਹੱਥ ਭੰਡਾਰ ਹੈ ਸਤਿਗੁਰ ਕੋਲ ਭੰਡਾਰ ਨਹੀਂ ਸਾਡੇ ਕੋਲ ਇੱਕ ਤਾਰ ਆ ਰਹੀ ਹੈ ਤਾਰ 'ਚ ਬਿਜਲੀ ਪੈਦਾ ਨਹੀਂ ਹੁੰਦੀ ਤਾਰ ਇੱਕ ਸਪਲਾਈ ਲਾਈਨ ਪੈਦਾ ਪਾਵਰ ਹਾਊਸ ਕੇ ਹੋ ਰਹੀ ਹੈ ਪਰ ਸਤਗੁਰ ਤਾਂ ਇੱਕ ਸਪਲਾਈ ਲਾਈਨ ਇਹਦੇ ਹੱਥ 'ਚ ਹੈ ਹੱਥ ਦਾ ਮਤਲਬ ਹੱਥ ਇਹਦਾ ਵਸਤੂ ਇਹਦੀ ਹੀ ਹੈ ਸਤਗੁਰ ਤੇ ਨਾਮ ਪਾਇਆ ਜਾਏ ਸਤਗੁਰ ਦੇ ਥਰੂ ਮਿਲਦਾ ਨਾਮ ਸਤਗੁਰ ਕੋਲ ਨਾਮ ਨਹੀਂ ਹੁੰਦਾ ਸਤਗੁਰ ਨੂੰ ਸੱਚਖੰਡ ਤੋਂ ਮਿਲਦਾ ਨਾਮ ਪਰ ਤੂੰ ਉਹ ਖੜਾ ਉੱਥੇ ਦਰਵਾਜ਼ੇ ਤੇ ਰਹਿੰਦਾ ਸਤਗੁਰ ਹਰ ਦਰਗਾਹ ਤੇ ਦੁਆਰੇ ਤੇ ਖੜਾ ਜੋ ਦੇ ਥਰੂ ਮਿਲਦਾ ਹਰ ਦਰਗਾਹ ਕੀਆਂ ਬਾਤਾਂ ਨਾਨਕਾ ਕਾ ਜਿਹੜਾ ਸਾਡਾ ਚਿੱਤ ਹੈ ਇਹ ਅਸਲ 'ਚ ਦੁਆਰੇ ਤੇ ਖੜਾ ਰਹਿੰਦਾ ਹਰ ਵਕਤ ਇੱਥੇ ਹੀ ਦੁਆਰਾ ਜਿੱਥੇ ਚਿੱਤ ਹੈ ਬਾਹਰ ਕਿਤੇ ਦੁਆਰਾ ਨਹੀਂ ਜਿੱਥੇ ਅੰਤਰਾਤਮਾ ਜਿੱਥੇ ਬੈਠ ਕੇ ਅਸੀਂ ਸੱਚ ਤੇ ਆਉਂਦੇ ਹਾਂ ਨਾ ਫਿਰ ਅਸੀਂ ਕਹਿੰਦਾ ਨਹੀਂ ਬਈ ਬੇਈਮਾਨੀ ਨਹੀਂ ਕਰਦੇ ਤਾਂ ਬਈ ਝੂਠ ਨਹੀਂ ਬੋਲਦੇ ਜਿੱਥੇ ਇਹ ਫੈਸਲੇ ਲੈਣੇ ਉਹ ਦੁਆਰ ਜਿੱਥੇ ਸੱਚੇ ਫੈਸਲੇ ਲੈਣੇ ਨਾ ਕਿ ਸੱਚ ਤੇ ਆ ਜਾਂਦੇ ਆ ਅਸੀਂ ਉਹ ਕਹਿਣ ਉਹ ਦਵਾਰ ਹੈ ਸੱਚਖੰਡ ਦੇ ਬਾਹਰਲਾ ਦਵਾਰ ਹੈ ਜੋ ਬਾਹਰੇ ਹ ਅੰਦਰ ਨਹੀਂ ਹੈ ਬਾਹਰੇ ਪਰ ਦਵਾਰ ਤਾਂ ਹੈ ਦਵਾਰ ਹੈ ਉੱਥੇ ਕਮਨ ਕਮ ਭਵ ਸਾਗਰ ਦੇ ਅਰ ਸੁਖ ਸਾਗਰ ਦੇ ਸਾਇਰ ਸੁਣ ਕੇ ਤੇ ਉਸ ਲਕੀਰ ਤੇ ਖੜਿਆ ਇਧਰ ਭਵ ਸਾਗਰ ਹੈ ਇਧਰ ਸੁਖ ਸਾਗਰ ਨਾ ਭਵ ਸਾਗਰ ਚ ਨਾ ਸੁਖ ਸਾਗਰ ਚ ਬਾਰਡਰ ਤੇ ਖੜੇ ਦੁਆਰ ਬਾਰਡਰ ਹੁੰਦਾ ਉਤਮ ਹੋਵਾ ਪ੍ਰਭ ਮਿਲੈ ਇੱਕ ਮਨ ਇੱਕ ਹੈ ਭਾਏ ਉਤਮ ਉਤਮ ਹੋਵਾ ਪ੍ਰਭ ਮਿਲੈ ਪ੍ਰਭ ਪ੍ਰਭ ਕਬੀ ਮਿਲੈ ਉਤਮ ਹੋ ਉਤਮ ਕੀ ਹੁੰਦਾ ਦੁਨੀਕੇ ਤੋਂ ਉੱਪਰ ਚਲਾ ਜਾਓ ਉੱਚਤਮ ਉੱਚਤਮ ਨੂੰ ਉਤਮ ਕਹਿੰਦੇ ਇੱਕ ਹੁੰਦਾ ਉੱਚਾ ਇੱਕ ਉੱਚੇ ਦੇ ਉੱਚਾ ਉੱਚੇ ਦੇ ਉੱਚਾ ਜਿਹੜਾ ਹੁੰਦਾ ਉਹ ਉੱਚਤਮ ਹੁੰਦਾ ਜਿੱਦਾਂ ਸੰਸਾਰ ਦੇ ਵਿੱਚ ਉੱਚੇ ਨੇ ਮਹਾਪੁਰਸ਼ ਹੋਏ ਨੇ ਜੇ ਜਿਹਨਾਂ ਨੂੰ ਸੰਸਾਰ 'ਚ ਕੋਈ ਮਹਾਪੁਰਖ ਹੁੰਦਾ ਨਹੀਂ ਹੈ ਜਿਹੜੇ ਮਹਾਪੁਰਖ ਹੁੰਦੇ ਨੇ ਮਹਾਪੁਰਖ ਨਹੀਂ ਹੁੰਦੇ ਉਹਨਾਂ ਨੂੰ ਗਿਆਨ ਦੀ ਵੀ ਮਹਾਪੁਰਖ ਪੈਦਾ ਨਹੀਂ ਹੁੰਦੇ ਹੁੰਦੇ ਤਾਂ ਮਹਾਪੁਰਖ ਕਹਾ ਲੈਂਦੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਵੀ ਮਹਾਪੁਰਖ ਹੁੰਦਾ ਕੀ ਹੈ ਮਹਾਪੁਰਖ ਦੀ ਤਾਂ ਬਾਣੀ ਹੈ ਪੁਰਖ ਤੋਂ ਉੱਪਰ ਸੰਸਾਰ 'ਚ ਕੋਈ ਬੰਦਾ ਹੁੰਦਾ ਹੀ ਨਹੀਂ ਪੁਰਾਣੀ ਜਨਮ ਸਾਖੀ 'ਚ ਲਫ਼ਜ਼ ਪੁਰਖਾ ਵਰਤਿਆ ਹੈ ਗੁਰੂ ਨਾਨਕ ਬੋਲਦਾ ਵਰਦਾਨੇ ਨੂੰ ਪੁਰਖਾ ਵਰਦਾਨਾ ਨਾਨਕ ਗੁਰੂ ਪੁਰਖਾ ਬੋਲਦਾ ਪੁਰਖਾ ਕਹਿ ਰਿਹਾ ਵਰਦਾਨਾ ਗੁਰੂ ਨਹੀਂ ਕਹਿ ਰਿਹਾ ਪੁਰਖਾ ਮਹਾਂਪੁਰਖ ਨਹੀਂ ਕਹਿ ਰਿਹਾ ਉਸ ਵੇਲੇ ਤੱਕ ਲੋਕਾਂ ਨੂੰ ਗਿਆਨ ਸੀ 200 ਸਾਲ ਪਹਿਲਾਂ ਤੱਕ ਲੋਕਾਂ ਨੂੰ ਗਿਆਨ ਸੀ ਵੀ ਬੋਲਣਾ ਕਿਵੇਂ ਹੁਣ ਤਾਂ ਰਿਹਾ ਹੀ ਨਹੀਂ ਕੁਝ ਹੁਣ ਇਹ ਸਾਦਾ ਨਾ ਕਰੀਏ ਨਾ ਪੱਟੀ ਫੇਸ ਐ ਸੰਤਾਂ ਨੇ ਇਹਨਾਂ ਨੇ ਹਿੰਦੂ ਮਤ ਵਾਲੇ ਬੋਲੀ ਕਿਸੋੜਤੀ ਸੋੜਤੀ ਸਾਰੀ ਉਹ ਲਿਆ ਉਦੋਂ ਤੱਕ ਬਦਲੀ ਹੋਈ ਬੋਲੀ ਸੀ ਸਾਡੇ ਕੋਲ ਜੋ ਗੁਰੂ ਘਰ ਦੀ ਬੋਲੀ ਸੀ ਕਾਫੀ ਹੱਦ ਤੱਕ ਗੁਰੂ ਘਰ ਵਾਲੀ ਬੋਲੀ ਸਾਡੇ ਕੋਲ ਸੀ ਗੁਰਮਤ ਵਾਲੀ ਬੋਲੀ ਸਾਡੇ ਕੋਲ ਸੀ ਗੁਰਮੁਖੀ ਬੋਲੀ ਸਾਡੇ ਕੋਲ ਸੀ ਗੁਰਮੁਖਾਲ ਹੁਣ ਸਾਰੀਆਂ ਮਨਮੁਖਾਂ ਹੈ ਸਾਡੇ ਕੋਲ ਐ ਉਚਤਮ ਉਤਮ ਹੋਵਾ ਪ੍ਰਭ ਮਿਲੇ ਉਚਤਮ ਦਾ ਹੁੰਦਾ ਬਸ ਜਿਆਦਾ ਹੈ ਜੰਮਿਆਂ ਦਾ ਨਾ ਦਾਣਾ ਫੁੱਟ ਜਾਂਦਾ ਦਾਣਾ ਪਹਿਲਾਂ ਪਾੜ ਜਾਂਦਾ ਦਾਣਾ ਫੁੱਟ ਤੋਂ ਪਹਿਲਾਂ ਹੀ ਉਤਲਾ ਜਿਹੜਾ ਛਿਲਕਾ ਨਾ ਭਰਮ ਦਾ ਉਹ ਪਾੜ ਜਾਂਦਾ ਕ੍ਰੈਕ ਹੋ ਜਾਂਦਾ ਉਹ ਚਤਮ ਬਸ ਜੇ ਉਹ ਚਤਮ ਹੋ ਗਿਆ ਜਦ ਉਤਲਾ ਛਿਲਕਾ ਫਟ ਗਿਆ ਬਸ ਫਿਰ ਬਾਹਰ ਜੁੜ ਗਿਆ ਬੱਚਾ ਫਿਰ ਉਹਨੂੰ ਸੰਸਾਰ ਦੇਖ ਕੇ ਨਿਰਾਕਾਰ ਦੀ ਦੁਨੀਆ ਦੇਖੀ ਉਹਨੂੰ ਉਹ ਅੱਖ ਖੁੱਲ ਗਈ ਉਹਦੀ ਜਿਹੜਾ ਭਰਮ ਦਾ ਜਾਲਾ ਸੀ ਨਾ ਉਹਦੀ ਅੱਖ ਤੇ ਪਿਆ ਹੋਇਆ ਬੀਜ ਕਰਕੇ ਉਹ ਭਰਮ ਦਾ ਜਾਲਾ ਕੱਟਿਆ ਗਿਆ ਬਸ ਨਿਰਾਕਾਰ ਦਾ ਦਰਸ਼ਨ ਹੋ ਗਿਆ ਆਤਮ ਦਰਸ਼ਨ ਹੋ ਗਿਆ ਪ੍ਰਭ ਮਿਲਿਆ ਇੱਕ ਮਨ ਇੱਕ ਹੈ ਭੈ ਹੁਣ ਮਨ ਇੱਕ ਹੋ ਗਿਆ ਇੱਕ ਹੈ ਭਾਏ ਹੋ ਗਿਆ ਹੁਣ ਪਹਿਲਾਂ ਇੱਕੇ ਭਾਏ ਨਹੀਂ ਸੀ ਦੋ ਭਾਵਨਾਵਾਂ ਸੀ ਭੁੱਖਾਂ ਦੋਏ ਸੀ ਸਰੀਰ ਦੀ ਵੀ ਚਿੰਤਾ ਸੀ ਡੇਰਾ ਚਲਾਉਣ ਦੀ ਵੀ ਚਿੰਤਾ ਸੀ ਕਹਿੰਦਾ ਭਾਈ ਸਰਦਾਰੀ ਮਾਇਆ ਬਿਨ ਹੋਰ ਨਹੀਂ ਮਾਇਆ ਬਿਨਾਂ ਸਰਦਾ ਹੁਣ ਸਰਦਾ ਜੋ ਰੱਖਾ ਤੇ ਰਹਿ ਗਿਆ ਜੋ ਦੇਵੇ ਸੋ ਖਾਏ ਗੁਰਦਾਨੇ ਨੂੰ ਭੁੱਖ ਲੱਗਦੀ ਹੈ ਸਾਖੀਆਂ ਦੇ ਵਿੱਚ ਗੁਰਨਾਨਕ ਨੂੰ ਨਹੀਂ ਲੱਗਦੀ ਲੱਗਦੀ ਹੈ ਸਰੀਰ ਨੂੰ ਭੁੱਖ ਲੱਗਦੀ ਹੈ ਪਰ ਗੁਰਨਾਨਕ ਨੂੰ ਨਹੀਂ ਲੱਗਦੀ ਸਰੀਰ ਦੀ ਭੁੱਖ ਨਾਲ ਉਹਨਾਂ ਦਾ ਆਪਣਾ ਕਨੈਕਸ਼ਨ ਕੋਈ ਨਹੀਂ ਮਹਿਸੂਸ ਨਹੀਂ ਹੁੰਦੀ ਬੰਦ ਉਹਨਾਂ ਦਾ ਮਨ ਵਿਆਕਲ ਹੁੰਦਾ ਬਰਦਾਨੇ ਦਾ ਮਨ ਵਿਆਕਲ ਹੁੰਦਾ ਸਰੀਰ ਦੀ ਭੁੱਖ ਪਿਆਸ ਨਾਲ ਨਾਨਕ ਦਾ ਮਨ ਵਿਆਕਲ ਨਹੀਂ ਹੁੰਦਾ ਬਸ ਇਹੀ ਤਾਂ ਫਰਕ ਸੀ ਉਹ ਕਹਿੰਦਾ ਵੀ ਜਿਹਦਾ ਸਰੀਰ ਹੈ ਉਹਨੂੰ ਫਿਕਰ ਹੈ ਨਾ ਕਰਨਾ ਤਖਸਮਾਤ ਕਰਤ ਤੱਕੇ ਦੇ ਜਹਾਂ ਦਾਣੇ ਤਾਂ ਖਾਣੇ ਜਿੱਤੇ ਦਾਣੇ ਨੇ ਆਪੇ ਖਾ ਲੈਣੇ ਮਿਲ ਜਾਣੇ ਨਾਨਕਾ ਸੱਚ ਉਹਨੂੰ ਭਰੋਸਾ ਹੈ ਉਹਨੂੰ ਭਰੋਸਾ ਹੈ ਜਦੋਂ ਭਰੋਸਾ ਟੁੱਟ ਜਵੇ ਨਾ ਉਦੋਂ ਆਦਮੀ ਦੀ ਡੈਥ ਹੋ ਜਾਂਦੀ ਕਨਫੀਡੈਂਸ ਚਲਾ ਜਾਵੇ ਨਾ ਬਿਮਾਰ ਆਦਮੀ ਦਾ ਡੈਥ ਹੋ ਜਾਂਦੀ ਜਦੋਂ ਕਨਫੀਡੈਂਸ ਬਣਿਆ ਰਹੇ ਤਾਂ ਡੈਥ ਨਹੀਂ ਹੁੰਦੀ ਆਦਮੀ ਤੈਰਦਾ ਜਾਂਦਾ ਕਨਫੀਡੈਂਸ ਟੁੱਟ ਜਾਵੇ ਉੱਥੇ ਡੁੱਬ ਜਾਂਦਾ ਬਸ ਸਰੀਰ ਜਾਦੀ ਨਾ ਜੇ ਕਨਫੀਡੈਂਸ ਬਣਿਆ ਰਹੇ ਵੀ ਮੈਂ ਪਾਰ ਕਰ ਜੂ ਮਰ ਜਾਂਦਾ ਜਦ ਕਨਫੀਡੈਂਸ ਟੁੱਟ ਗਿਆ ਅੰਦਰ ਲਈ ਤਾਂ ਜਵਾਬ ਦੇ ਬਸ ਕਨਫੀਡੈਂਸ ਨਾ ਨਾਨਕ ਨੂੰ ਕਨਫੀਡੈਂਸ ਉਹਨਾਂ ਨੂੰ ਕਨਫੀਡੈਂਸ ਹੈ ਉਹਨਾਂ ਨੂੰ ਭਰੋਸਾ ਹੈ ਭਰੋਸਾ ਵੀ ਹੈ ਕਨਫੀਡੈਂਸ ਉਹਨੂੰ ਭਰੋਸਾ ਹੈ ਉਹਨੂੰ ਭਰੋਸਾ ਹੈ ਜੀ ਪਾਣੀ ਦਾ ਮਨ ਨਹੀਂ ਸੀ ਬਗਦਾ ਰੋਟੀ ਖਾ ਕੇ ਤਾਂ ਨਾ ਖਾਵੇ ਚਾਰ ਦਿਨ ਯਾਰ ਵੀ ਤਾਂ ਕੀ ਹੋ ਜੂਗਾ ਰੋਟੀ ਨਾ ਮਿਲੂਗੀ ਚਾਰ ਦਿਨ ਫਿਰ ਕੀ ਹੋ ਜੂ ਲੋਕ ਭੁੱਖਣ ਤਾਂ ਨਹੀਂ ਰਹੇ ਕਿਹਨੇ ਕਰਨ ਦਿਨ ਪੈ ਰਹੇ ਕੀ ਹੋ ਗਿਆ ਫਿਰ ਭਰੋਸਾ ਨਹੀਂ ਹੈ ਕਨਫੀਡੈਂਸ ਨਹੀਂ ਹੈ ਵਿਆਕਲ ਹੋ ਜਾਂਦੇ ਨੇ ਜਵਾਬ ਦੇ ਜਾਂਦੀ ਹੈ ਹਿੰਮਤ ਹਾਏ ਮਰ ਗਏ ਰੋਟੀ ਨਹੀਂ ਮਿਲੀ ਟਾਈਮ ਤੇ ਜਿਹਨੂੰ ਕਨਫੀਡੈਂਸ ਉਹਨੂੰ ਕੁਝ ਵੀ ਨਹੀਂ ਹੁੰਦਾ ਭਰੋਸਾ ਹੀ ਵੱਡੀ ਗੱਲ ਭਰੋਸਾ ਭਰੋਸਾ ਸਭ ਤੋਂ ਵੱਡੀ એનર્ਜੀ ਹੈ ਜੀਵਨ ਵਾਸਤੇ ਭਰੋਸਾ ਸੱਚ ਜੀਵਨ ਵਾਸਤੇ ਭਰੋਸੇ ਤੇ ਬਿਨਾ ਜੀਵਨ ਨਹੀਂ ਰਹਿ ਸਕਦਾ ਸੱਚ ਕਦੇ ਵੀ ਸ਼ਰਧਾ ਨੂੰ ਜਗਾ ਹੀ ਨਹੀਂ ਹੈ ਕਿਤੇ ਸ਼ਰਧਾ ਦਾ ਲਾਲਚ ਦਾ ਦੂਆ ਨਾਮ ਹੈ ਸ਼ਰਧਾ ਦਾ ਲੋਭੀਆਂ ਚ ਸ਼ਰਦਾ ਸ਼ਰਧਾ ਦਾ ਹਰੇਲੇ ਕਰ ਲੈਂਦਾ ਭਰੋਸਾ ਨਹੀਂ ਕਰਦਾ ਲੋਭੀ ਭਰੋਸਾ ਕਦੇ ਨਹੀਂ ਕਰੂ ਸ਼ਰਧਾ ਕਰ ਲੈਂਦਾ ਧਰਮ ਦੇ ਲੋਕ ਸ਼ਰਧਾ ਕਰਦੇ ਨੇ ਭਰੋਸਾ ਨਹੀਂ ਕਰਦੇ ਸ਼ਰਧਾ ਸਾਰੇ ਸਿੱਖਾਂ ਨੂੰ ਗੁਰਦੁਆਰੇ ਦੇ ਭਰੋਸਾ ਕਿੱਥੇ ਨੂੰ ਪਾੜੀ ਗੁਰੂ ਦੇ ਸ਼ਰਧਾ ਸਾਰਿਆਂ ਨੂੰ ਜੋ ਆਖਰ ਨੂੰ ਸ਼ਰਧਾ ਵੀ ਮੈਂ ਪਾਸ ਹੋ ਜੂਗਾ ਮੇਰਾ ਪਰਚਾ ਵਧੀਆ ਹੋ ਜੂਗਾ ਜੇ ਮੈਂ ਗੁਰਦਾਰੇ ਮੱਥਾ ਟੇਕ ਕੇ ਜਾਊਂਗਾ ਗੁਰਬਾਣੀ ਬਾਰੇ ਚਾਹੇ ਕੋਈ ਗੱਲ ਨਹੀਂ ਵਾਹ ਨਾਲ ਲੈ ਕੇ ਜਾਂਦੀ ਹੈ ਮੱਥਾ ਟਿਕਾਉਣ ਨੂੰ ਇਹ ਹੈ ਵੀ ਮੇਰਾ ਬੱਚਾ ਦਾ ਪਰਚਾ ਵਧੀਆ ਹੋਊਗਾ ਸ਼ਰਧਾ ਸ਼ਰਧਾ ਦੇ ਵਿੱਚ ਲਾਲਚ ਹੈ ਸ਼ਰਧਾ ਸਾਰਿਆਂ ਨੂੰ ਹੋ ਜਾਂਦੀ ਹੈ ਭਰੋਸਾ ਬਿਰਲੇ ਨੂੰ ਇਸ ਕਰਕੇ ਗੁਰੂ ਘਰ ਨੇ ਭਰੋਸੇ ਨੂੰ ਜਗ੍ਹਾ ਦਿੱਤੀ ਹੈ ਸ਼ਰਧਾ ਵਾਸਤੇ ਕੋਈ ਜਗ੍ਹਾ ਨਹੀਂ ਸ਼ਰਧਾ ਵਾਲਾ ਸ਼ਰਧਾ ਵਾਲੇ ਸਭ ਲੋਭੀ ਨੇ ਉਹ ਕਹਿੰਦੇ ਸ਼ਰਧਾ ਵਾਲੇ ਦਾ ਲੋਭੀ ਕਾ ਵਸਾ ਨਾ ਕੀਜੇ ਜੇਕਰ ਕਰ ਪਾਰ ਵਸਾਏ ਫਿਰ ਉਹ ਭਰੋਸਾ ਨਾ ਵਸਾ ਨਾ ਕਰਿਓ ਵੀ ਇਹ ਸਿੱਖ ਬਣ ਜੂ ਇਹਨੇ ਸਿੱਖ ਨਹੀਂ ਬਣ ਲੋ ਇਹਦਾ ਅੱਜ ਇਹਦਾ ਇੱਥੇ ਕੰਮ ਨਾ ਪੂਰਾ ਹੋਇਆ 10 ਕੰਮ ਪੂਰੇ ਹੋ ਗਏ 11ਵਾਂ ਨਾ ਪੂਰਾ ਹੋਇਆ ਜਦ ਇਹਨੇ ਬਦਲ ਦੇ 10 ਵਸਤੂ ਲੈ ਪਾਛੇ ਪਾਵੇ ਇੱਕ ਵਸਤ ਕਾਰਨ ਵਿਖੋੜ ਗਵਾਵੇ ਬਹੁਤ ਪ੍ਰੋਸ ਇੱਕ ਦੀ ਉਹਦੀ ਸੁਖ ਪੂਰੀ ਹੋਈ ਉਤੇ ਖੋਟ ਆ ਗਈ ਵਿਖੋੜ ਗਵਾਵੇ ਉਹ ਛੱਡ ਪਰੇ ਕਹਿੰਦਾ ਰੱਬ ਰੱਬ ਕੀ ਹੈ ਜੀ ਉਹ ਤਾਂ ਸਾਨੂੰ ਮਿਲ ਗਈ ਸੀ ਮਿਲ ਗਈ ਦਾ ਸਵਾਤਾ ਤਾਂ ਸੀ ਨਾ ਵੀ ਦਿੰਦਾ ਰੱਬ ਨੂੰ ਤਾਂ ਤਾਂ ਨਹੀਂ ਹਰੇ ਕੰਮ ਪੂਰਾ ਕਰੇ ਸਾਡਾ ਲੈ ਖੜ ਗਿਆ ਦੂਏ ਪਾਸੇ ਪਰ ਉਹ ਕਹਿੰਦੇ ਇੱਕ ਵੀ ਨਾ ਦੇ ਚਲੋ ਯਾਰ ਵੀ ਤਾਂ ਦਿੰਦਾ ਨਹੀਂ ਹੋ 10 ਵੀ ਹੱਲ ਹੈ ਇਹ 10 ਵੀ ਖੋਲ ਮੇ ਬਾਪ ਚ ਤਾਂ ਬੂੜਾ ਕਾ ਕਾ ਕਰੇ ਕੋ ਕਾ ਬੂੜਾ ਕਾ ਕਾ ਕਰੇ ਇਹ ਕੀ ਕਰੂਗਾ ਮੂਰਖ ਜੇ 10 ਵੀ ਮੇ ਉਹ ਦੇ ਸਕਦਾ ਤਾਂ ਖੋ ਵੀ ਸਕਦਾ ਹੈ ਪਰ ਸ਼ਰਧਾ ਵਾਲੇ ਅਰ ਭਰੋਸੇ ਵਾਲੇ ਦਾ ਫਰਕ ਹੈ ਗੁਰਬਾਣੀ ਦੀ ਸ਼ਰਧਾ ਵਾਸਤੇ ਕੋਈ ਜਗ੍ਹਾ ਨਹੀਂ ਪਰ ਸ਼ਰਧਾ ਦਾ ਪ੍ਰਚਾਰ ਕਿਉਂ ਹੈ ਗੋਲਕ ਵਾਲੇ ਸ਼ਰਧਾ ਦਾ ਪ੍ਰਚਾਰ ਕਰਦੇ ਨੇ ਗੁਰੂ ਵਾਲੇ ਭਰੋਸੇ ਦਾ ਪ੍ਰਚਾਰ ਕਰਦੇ ਨੇ ਜਿਹੜੇ ਗੁਰੂ ਵਾਲੇ ਨੇ ਜਿਨ੍ਹਾਂ ਨੇ ਗੁਰੂ ਵਾਲੇ ਬਣਾਉਣੇ ਨੇ ਆ ਬਣਨੇ ਉਹਨਾਂ ਵਾਸਤੇ ਭਰੋਸਾ ਹੈ ਜਿਹੜੇ ਗੋਲਕ ਵਾਲੇ ਨੇ ਉਹਨਾਂ ਵਾਸਤੇ ਸ਼ਰਧਾ ਇਤੋਂ ਦੋ ਕੈਟਾਗਰੀਆਂ ਹੋ ਗਈਆਂ ਸਿੱਖਾਂ ਦੀ ਇੱਕ ਮਤਲਬੀ ਸਿੱਖ ਨੇ ਸ਼ਰਧਾਲੂ ਨੇ ਉਹ ਵਾਲੇ ਦੇ ਵੀ ਚਲੇ ਜਾਣਗੇ ਬਣ ਜਾਣਗੇ ਉਹ ਰਾਧਾ ਵੀ ਵੜ ਜਾਣਗੇ ਜਿੱਥੋਂ ਉਹਨਾਂ ਦਾ ਉਲੂ ਸਿੱਧਾ ਉਹ ਉੱਥੇ ਚਲੇ ਜਾਣਗੇ ਕਿਸੇ ਮੁੰਡੇ ਦੀ ਨੌਕਰੀ ਦਵਾਤੀ ਰਾਧਾ ਸੋਮੀ ਹੋ ਜਾਓ ਕਹਿੰਦੇ ਕੋਈ ਨਹੀਂ ਰਾਧਾ ਸੋਮੀ ਹੋ ਜਾਂਦੇ ਰਿਸ਼ਤਾ ਕਰਾ ਤਾਂ ਨਲਕਾਰੀ ਬਣ ਜਾਂਦੇ ਤੇਰੇ ਮੁੰਡੇ ਨੂੰ ਰਿਸ਼ਤਾ ਕਰਾ ਦਿੰਦੇ ਤੂੰ ਨਲਕਾਰੀ ਬਣ ਜਾ ਬਣ ਜਾਂਦੇ ਕੀ ਫਰਕ ਪੈਂਦਾ ਇਹ ਸਿੱਖਣਾ ਇਹ ਸਿੱਖੀਏ ਇਹ ਸ਼ਰਧਾਵਾਨ ਜਿਹੜੇ ਸਿੱਖ ਨੇ ਇਹ ਜਿਹੇ ਹੁੰਦੇ ਨੇ ਜੀ ਅਸੀਂ ਸਿੱਖੀ ਪਹਿਲਾਂ ਕੀਤੀ ਹੈ ਉਹ ਜਿਹੜਾ ਸਾਹਮਣੇ ਰਿਜ਼ਲਟ ਹੈ ਉਹ ਸਿੱਖ ਜੇ ਜਿੱਥੋਂ ਇਹਨਾਂ ਦਾ ਨੂੰ ਸਿੱਧਾ ਹੁੰਦਾ ਕਰ ਲੈਂਦੇ ਜਿੱਥੋਂ ਮਤਲਬ ਪੂਰਾ ਕਬਰ ਤੇ ਇਹ ਚਲੇ ਜਾਣ ਪੀਰ ਤੇ ਇਹ ਚਲੇ ਜਾਣ ਬੜੀਆਂ ਬਸੋਣਾ ਤੇ ਇਹ ਚੱਲਣ ਜਿੱਥੇ ਮਰਜ਼ੀ ਲੈ ਜਾਓ ਉਹਨਾਂ ਨੂੰ ਲਾਲਚ ਚਾਹੀਦਾ ਲਾਲੇ ਦਾ ਹੀ ਪ੍ਰਚਾਰ ਗੁਰਦੁਆਰੇ ਕੀਤਾ ਸੀ ਲਾਲੇ ਦੀ ਅਰਦਾਸ ਕੀਤੀ ਸੀ ਅਸੀਂ ਸ਼ਰਧਾਵਾਨ ਸਿੱਖ ਬਣਾਏ ਨੇ ਸਿੱਖੀ ਦਾ ਭਰੋਸਾ ਤੋੜਿਆ ਗੁਰੂ ਤੋਂ ਬਾਣ ਸਿੱਖ ਬਣਾਉਣ ਦਾ ਮਤਲਬ ਗੁਰਬਾਣੀ ਨਾਲੋਂ ਭਰੋਸਾ ਤੋੜਨ ਤੇ ਸਵਾ ਹੋਰ ਕੁਝ ਨਹੀਂ ਗੁਰੂ ਨੂੰ ਤੋੜ ਤੇ ਗੁਰੂ ਵਾਲੇ ਬਣਾ ਰਹੇ ਨੇ ਗੁਰੂ ਨੂੰ ਤੋੜ ਰਹੇ ਨੇ ਸ਼ਰਧਾ ਤਾਂ ਤੋੜਨ ਵਾਲੀ ਚੀਜ਼ ਹੈ ਉਹ 10 ਵਸਤੂ ਦਾ ਪਾਛੇ ਪਾਵਾ ਉਹ ਬਾਣ ਦੀ ਉਹ ਗੱਲ ਕੀਤੀ ਸੀ ਔਰ ਕਿਹਦੀ ਕੀਤੀ ਸੀ ਪਰ ਇਹਨਾਂ ਨੇ ਗੁਰਬਾਣੀ ਦੇ ਕੀ ਲੈਣਾ ਇਹਨਾਂ ਨੂੰ ਗੋਲਕ ਦਾ ਹੀ ਮਤਲਬ ਹੈ ਗੋਲਕ ਤੋਂ ਗਾਹ ਇਹਨਾਂ ਨੇ ਲੈਣਾ ਕੀ ਹੈ ਨਾਨਕ ਪ੍ਰੀਤਮ ਰਸ ਮਿਲੇ ਲਾਹਾ ਲੈ ਪਰਥਾਏ ਨਾਨਕ ਪ੍ਰੀਤਮ ਰਸ ਮਿਲੇ ਪ੍ਰੀਤਮ ਦਾ ਰਸ ਪ੍ਰੀਤਮ ਰਸ ਪ੍ਰੀਤਮ ਰਸ ਮਿਲੇ ਪ੍ਰੇਮ ਰਸ ਪ੍ਰੀਤਮ ਰਸ ਹੁੰਦਾ ਪ੍ਰੀਤਮ ਰਸ ਪਰਮੇਸ਼ਰ ਦਾ ਰਸ ਵੀ ਹੈ ਪ੍ਰੀਤਮ ਰਸ ਜਿਹੜਾ ਹੁੰਦਾ ਉਹ ਸਾਰੇ ਸੰਸਾਰ ਦਾ ਹੀ ਰਸ ਹੈ ਸੱਚ ਦਾ ਰਸ ਹੈ ਉਹ ਸੱਚ ਸਾਰਿਆਂ ਦੇ ਵਿੱਚ ਹੀ ਹੈ ਆਤਮ ਰਸ ਜਿਹੜਾ ਹੁੰਦਾ ਟੋਟਲ ਆਤਮਾ ਦੇ ਵਿੱਚ ਆ ਜਾਂਦੀ ਚਾਹੇ ਸੰਸਾਰ ਚ ਆਤਮਾ ਹੈ ਚਾਹੇ ਨਿਰਾਕਾਰ ਚ ਆਤਮਾ ਆਤਮ ਰਸ ਹੈ ਉਹ ਆਤਮ ਰਸ ਹੀ ਸਾਰਿਆਂ ਨਾਲ ਪ੍ਰੇਮ ਪੈਦਾ ਕਰਦਾ ਉਹ ਆਤਮ ਰਸ ਹੀ ਪ੍ਰੇਮ ਪੈਦਾ ਕਰਦਾ ਸਾਰਿਆਂ ਨਾਲ ਉਹ ਆਤਮ ਰਸ ਤੋਂ ਹੀ ਬੈਰੀ ਬਗਾਨਾ ਜਿਹੜਾ ਹੈ ਖਤਮ ਕਰਦਾ ਹਰ ਜਗ੍ਹਾ ਤੇ ਰਸ ਆਤਮ ਰਸ ਜਾਣੋ ਜੋਤ ਨੂੰ ਪੁੱਛੋ ਜਾਤੀ ਅੱਗੇ ਜਾਤ ਨਾ ਹੈ ਅੱਗੇ ਜਾਤ ਅੱਗੇ ਤਾਂ ਸ਼ਰੀਰ ਹੈ ਨਹੀਂ ਜਦ ਅੱਗੇ ਸਰੀਰ ਹੈ ਜੀ ਇਹਦੇ ਵਿੱਚ ਗੁਰਬਾਣੀ ਸਰੀਰ ਦੇ ਅਰਥ ਕਿਵੇਂ ਆ ਗਏ ਤਾਂ ਅੱਗੋਂ ਆਈ ਹੋਈ ਬਾਣੀ ਹੈ ਅੱਗੇ ਸਰੀਰ ਹੈ ਨਹੀਂ ਹੈ ਪਰ ਤੁਸੀਂ ਇਹਦੇ ਜੇ ਨੇਤਰਾਂ ਦੇ ਅੱਖ ਨੇਤਰਾਂ ਦੇ ਅਰਥ ਅੱਖਾਂ ਕਿਵੇਂ ਕਰ ਲਈਆਂ ਸਰਵਾਂ ਦੇ ਅਰਥ ਕੱਢ ਕਿਵੇਂ ਕਰ ਲਿਆ ਅੱਗੇ ਤਾਂ ਸਰੀਰ ਹੈ ਨਹੀਂ ਜਾਤ ਹੈ ਨਹੀਂ ਬਾਣੀ ਜਿੱਥੋਂ ਆਈ ਹੈ ਉੱਥੇ ਤਾਂ ਹੈ ਹੀ ਨਹੀਂ ਇਹ ਚੀਜ਼ਾਂ ਸਿੱਤਾ ਮਾਰਾਂ ਦੇ ਉੱਥੇ ਅਰਥ ਕਿਵੇਂ ਕਰ ਲੈ ਸਿੱਤਾ ਮਾਰਾਂ ਦਾ ਇੱਥੇ ਨੇ ਚੰਦ ਸੂਰਜ ਇੱਥੇ ਨੇ ਉੱਥੇ ਸੂਰਜ ਨੂੰ ਚੰਦ ਉੱਥੇ ਰੁੱਤਾਂ ਦੇ ਅਰਥ ਕਿਵੇਂ ਕਰ ਲੈ ਉਹਦਾ ਸਾਰਾ ਬਰਮ ਗਿਆਨ ਰੁੱਤਾਂ ਦੇ ਤਾਂ ਨੋ ਲਏ ਹੋਏ ਨੇ ਮਹੀਨਿਆਂ ਦੇ ਤਾਂ ਨੋ ਲਏ ਹੋਏ ਨੇ ਵੀ ਮਹੀਨਿਆਂ ਦੇ ਨੋ ਲੈ ਕੇ ਵੀ ਉਹਨਾਂ ਨੇ ਬਰਮ ਗਿਆਨ ਲਿਖ ਦਿੱਤਾ ਮਹੀਨਿਆਂ ਦੇ ਨੋ ਲੈ ਕੇ ਵੀ ਬ੍ਰਹਮ ਗਿਆਨ ਬਣਾ ਕੇ ਰੱਖ ਦਿੱਤਾ 12 ਦੇ ਨਾਮ ਲੈ ਕੇ ਵੀ ਬ੍ਰਹਮ ਗਿਆਨ ਲਿਖ ਦਿੱਤਾ ਉਹ ਤਾਂ ਉਹਨਾਂ ਦੀ ਮਾਸਟਰੀ ਹੈ ਬਵੇ ਬੁੱਧੀ ਦੀ ਬਵੇ ਬੁੱਧੀ ਦੀ ਮਾਸਟਰੀ ਦਿਖਾਈ ਹੈ ਜੋ ਬੋਲਾਂਗੇ ਬ੍ਰਹਮ ਗਿਆਨ ਬੋਲੋ ਆਤਮ ਗਿਆਨ ਦੀ ਗੱਲ ਕਰਾਂਗੇ ਸ਼ੁਰੂ ਕਿਤੋਂ ਕਰ ਲਈਏ ਭੱਬੇ ਤੋਂ ਕਰ ਲਈਏ ਬੱਬੇ ਤੋਂ ਕਰ ਲਈਏ ਚੱਚੇ ਤੋਂ ਕਰ ਲਈਏ ਅਣਾਣੇ ਤੋਂ ਕਰ ਲਈਏ ਅਖਰੀ ਦੇ ਵਿੱਚ ਕੀ ਕੀਤਾ ਬਾਬਾ ਅਖਰੀ ਊੜੇ ਤੋਂ ਕਰ ਲਈਏ ਈਣੀ ਤੋਂ ਕਰ ਲਈਏ ਆੜੇ ਤੋਂ ਕਰ ਲਈਏ ਕਰਾਂਗੇ ਬ੍ਰਹਮ ਗਿਆਨ ਦੀ ਗੱਲ ਇਹ ਕਰਕੇ ਦਿਖਾਈ ਹੈ ਮਾਸਟਰੀ ਹੈ ਸਿਰਫ ਇਹਨਾਂ ਨੂੰ ਵਿਦਵਾਨਾਂ ਨੂੰ ਦੱਸਿਆ ਵੀ ਆ ਵੀ ਵਿਵੇਕ ਬੁੱਧੀ ਕਰ ਸਕਦੇ ਤੁਸੀਂ ਆਪਣੇ ਆਪ ਨੂੰ ਕਿਤੇ ਉਹ ਵੀ ਬਹੁਤ ਬੜੇ ਕਲਾਕਾਰ ਨੂੰ ਮੰਨ ਲਿਓ ਜਿਹੜੇ ਸ਼ਾਇਰ ਹੁੰਦੇ ਨੇ ਨਾ ਇਹ ਬਹੁਤ ਅਹੰਕਾਰੀ ਹੁੰਦੇ ਨੇ ਇਹਨਾਂ ਦੇ ਉੱਤੇ ਦੀ ਲੱਤ ਫੇਰੀ ਹੈ ਤਾਂ ਸਾਰਿਆਂ ਦੇ ਸਾਰਿਆਂ ਦੇ ਉੱਤੇ ਦੀ ਲੱਤ ਫੇਰੀ ਐ ਲਿਖ ਕੇ ਕਵਤਾ ਬ੍ਰਹਮ ਗਿਆਨ ਦਾ ਬ੍ਰਹਮ ਗਿਆਨ ਸ਼ੁਰੂ ਕਦੇ ਵੀ ਗੱਲੋਂ ਬ੍ਰਹਮ ਗਿਆਨ ਹੀ ਹੋਊਗਾ ਲੋਕ ਕਹੇ ਗੀਤ ਹੈ ਤਾਂ ਬ੍ਰਹਮ ਵਿਚਾਰ ਸੀ ਬ੍ਰਹਮ ਵਿਚਾਰ ਪੜਾਤੇ ਤੁਸੀਂ ਗੀਤ ਅੱਗੇ ਤਾਂ ਹੁੰਦੀ ਉਹਦੀ ਯਾਦ ਉੱਤੇ ਨੇ ਕਿੱਥੋਂ ਆ ਗਿਆ ਉੱਥੇ ਜਿੱਥੇ ਚੰਦ ਸੂਰਜ ਉੱਥੇ ਮਹੀਨੇ ਹੁੰਦੇ ਨੇ ਲਾਹਾ ਲੈ ਪਰਥਾਏ ਨਾਨਕ ਪ੍ਰੀਤਮ ਰਸ ਮਿਲੈ ਲਾਹਾ ਲੈ ਪਰਥਾਏ ਬਸ ਇਹੀ ਲਾਹਾ ਹੈ ਪ੍ਰੀਤਮ ਰਸ ਜਿਹੜਾ ਹੈਗਾ ਨਾਮ ਦਾ ਰਸ ਹੈ ਇਹ ਇਹੀ ਲਾਹਾ ਇਹ ਲਾਹੇ ਦੇ ਪਰਥਾਏ ਹੀ ਇਹ ਲਾਹੇ ਕਾਰਨ ਹੀ ਸਾਡਾ ਜਨਮ ਹੋਇਆ ਇਹ ਲਾਹੇ ਵਾਸਤੇ ਹੀ ਆਇਆ ਲਾਹੇ ਕਾਰਨ ਆਇਆ ਜਗ ਇਹ ਲਾਹੇ ਪਰਥਾਏ ਜਨਮ ਲਿਆ ਜੇ ਲਾਹ ਲੈ ਲਿਆ ਜੀ ਨੇ ਉਹਦਾ ਜਨਮ ਸਿਵਰ ਗਿਆ ਸਕਾਰਤ ਹੋ ਗਿਆ ਜੇ ਲਾਹ ਨਾ ਲਿਆ ਤਾਂ ਜਨਮ ਅਕਾਰਤ ਚਲੇ ਗਿਆ ਅਕਾਰਤ ਚਲੇ ਗਿਆ ਜਿੰਨਾ ਚਿਰ ਲਾਹਾ ਨਹੀਂ ਲੈਂਦਾ ਜਦੋਂ ਉਹਨਾਂ ਚਿਰ ਆਕਾਰ ਤੇ ਜਾਈ ਜਾਣਗੇ ਵਿਅਰਥ ਜਾਈ ਜਾਣਗੇ ਜਨਮ ਵਿਅਰਥ ਜਾਈ ਜਾਣਗੇ ਰਚਨਾ ਰਾਚ ਜਿਨੀ ਰਚੀ ਜਿਨੀ ਸਿਰਿਆ ਆਕਾਰ ਰਚਨਾ ਰਾਚ ਜਿਨ ਰਚੀ ਦੇਖੋ ਦੋ ਆ ਗਏ ਹੁਣ ਇਹਦੇ ਚ ਇੱਕ ਦੇ ਦੋ ਹਿੱਸੇ ਆ ਗਏ ਰਚਨਾ ਰਾਜ ਜਿਹੜੀ ਰਚਨਾ ਅੱਧਾ ਤਾਂ ਉਹਦੇ ਵਿੱਚ ਆਪ ਰਚਿਆ ਰਾਜ ਰਚ ਕੇ ਜਿਹਨ ਰਚੀ ਦੂਏ ਨੇ ਰਚੀ ਹੈ ਜਿਹੜਾ ਆਪ ਨਹੀਂ ਰਚਿਆ ਉਹ ਰਚਣਹਾਰ ਨਹੀਂ ਉਹ ਸਿਰਜਣਹਾਰ ਹੈ ਉਹ ਰਚਾਉਣ ਵਾਲਾ ਹੈ ਅੱਧਾ ਰਚਣ ਵਾਲਾ ਹੈ ਤੇ ਅੱਧਾ ਰਚਾਉਣ ਵਾਲਾ ਹੈ ਇਹ ਇੱਕ ਤੇ ਹੀ ਹੈ ਗੱਲ ਇਸੇ ਤੇ ਜਿਹੜਾ ਸੰਸਾਰ ਜਾਂ ਜੀਵ ਇਸੇ ਨੇ ਰਚਣਾ ਰਚਿਆ ਹੋਇਆ ਵੀ ਇਹ ਰਚਾਉਣ ਵਾਲਾ ਵੀ ਹੈ ਰਾਜ ਜਿਨ ਰਚੀ ਜੀ ਸਰਿਆ ਪਰਮੇਸ਼ਰ ਦਾਤਾ ਨੂੰ ਹੁਕਮ ਹੋਇਆ ਵੀ ਤੈਨੂੰ ਇਹਦੀ ਪਾਵਰ ਦਿੱਤੀ ਐ ਤੇ ਵਾਸਤੇ ਤੂੰ ਇਹ ਕੰਮ ਕਰ ਸਕਦਾ ਸ਼ਕਤੀ ਉਥੋਂ ਮਿਲੀ ਹੈ ਕਰਨ ਦੀ ਦੇਖੋ ਇਹ ਕਰਨ ਦੀ ਰਚਨਾ ਰਾਚਣ ਦੀ ਆ ਰਚਾਉਣ ਦੀ ਸ਼ਕਤੀ ਸ਼ਕਤੀ ਮਿਲੀ ਹੈ ਉਥੋਂ ਨਵੀਂ ਤੈਨੂੰ ਇਹਨਾਂ ਚਿਰ ਵਾਸਤੇ ਕਰਾਮਾਤ ਤੈਨੂੰ ਦੇਤੀ ਦਿੱਤੀ ਸ਼ਕਤੀ ਦਿੱਤੀ ਵਰਤ ਲੈ ਉਹ ਟਾਈਮ ਬਾਉਂਡ ਸ਼ਕਤੀ ਮਿਲੀ ਹੈ ਨੂੰ ਉਹ ਵਰਤ ਰਿਹਾ ਉਹਨਾਂ ਚਿਰ ਵਾਸਤੇ ਜਦ ਦਾ ਟਾਈਮ ਪੂਰਾ ਹੋ ਜਾਣਾ ਸੋ ਆਫ ਹੋ ਜਾਣੀ ਆਪੇ ਆਟੋਮੈਟਿਕ ਮਿੰਟ ਸੋ ਆਫ ਹੋ ਜਾਣੀ ਜਦ ਟਾਈਮ ਖਤਮ ਹੋਇਆ ਉਹ ਤਾਂ ਗਿਆ ਆਪੇ ਉਹਨੇ ਆਫ ਹੋ ਜਾਣਾ ਪਰ ਸ਼ਕਤੀ ਖਤਮ ਹੋ ਜਾਣੀ ਸਾਹ ਲੈਣਾ ਬੰਦ ਹੋ ਜਾਣਾ ਚਿੰਦਾ ਭਲਾਈ ਕਹਿੰਦਾ ਬੈਠਾ ਬੈਠਾ ਹੀ ਬਸ ਹੋ ਗਿਆ ਉਹ ਬਿਮਾਰ ਹੋਣਾ ਜ਼ਰੂਰੀ ਗੱਲ ਹੈ ਸੁੱਤਾ ਪਿਆ ਪਿਆ ਹੀ ਰਹਿ ਗਿਆ ਰਸੋ ਟਾਈਮ ਖਤਮ ਹੋ ਗਿਆ ਰਚਨਾ ਰਾਚ ਜਿਨ ਰਚੀ ਰਚਨਾ ਰਾਚ ਰਚਨਾ ਦੇ ਵਿੱਚ ਆਪ ਰਚ ਕੇ ਜਿਨ ਰਚੀ ਰਚਣ ਵਾਲਾ ਹੋਰ ਹੈ ਜਿਹਨੇ ਆਪਣੀ ਜੋਤ ਇਹਦੇ ਚ ਰਚਾਈ ਸਰੀਰ ਚ ਆਪ ਰਚਾਈ ਹੈ ਜੋਤ ਰਚੀ ਹੈ ਜੋਤ ਰਚੀ ਹੈ ਜਿਹਦੀ ਜੋਤ ਹੈ ਉਹਨੇ ਰਚਾਈ ਹੈ ਜਿਨੀ ਸਰਿਆ ਆਕਾਰ ਜਿਵੇਂ ਜਗਾ ਟਿੱਕੀ ਹੋਈ ਹੈ ਕਿਸੇ ਚੀਜ਼ ਤੇ ਟਿਕਾਉਣ ਵਾਲਾ ਕੋਣ ਹੈ ਪਿੱਛੇ ਟਿਕਾਉਣ ਵਾਲਾ ਟਿਕੀ ਹੋਈ ਕੀ ਹੈ ਦੇਖੋ ਟਿਕਾਉਣ ਵਾਲਾ ਕੋਣ ਹੈ ਜਿਹਨੇ ਡਿਗਿਆ ਉਹ ਕੌਣ ਉਹ ਵੀ ਤਾਂ ਹੈ ਕੋਈ ਬਸ ਇਹ ਜੋ ਗੱਲ ਉਹਦੀ ਦ੍ਰਿਸ਼ਟੀ ਹੋਈ ਹੈ ਸਰੀਰ ਤੇ ਰਚੀ ਹੋਈ ਜੋ ਉਹਦੀ ਦ੍ਰਿਸ਼ਟੀ ਹੋਆ ਰਚੀ ਹੋਈ ਸਰੀਰ 'ਚ ਆਪ ਆਪ ਨਹੀਂ ਰਚਿਆ ਹੋਇਆ ਆਪ ਨਹੀਂ ਰਚਿਆ ਹੋਇਆ ਧਿਆਨ ਉੱਥੇ ਆ ਉਹ ਉੱਥੇ ਨਹੀਂ ਹੈ ਆ ਬੈਠਿਆ ਧਿਆਨ ਉੱਥੇ ਬਸ ਇੰਨੇ ਵਰਕ ਹੈ ਧਿਆਨ ਸਰੀਰ ਚ ਉਹਦਾ ਆਪ ਸਰੀਰ ਤੋਂ ਵੱਖ ਹੈ ਆਪ ਹਿਰਦੇ ਜਾਂ ਸਰੀਰ ਤੇ ਧਿਆਨ ਤਿਰਕੁੜੀ ਧਿਆਨ ਤਿਰਕੁੜੀ ਧਿਆਨ ਹੈ ਤਾਂ ਸਰੀਰ ਧਿਆਨ ਪਰ ਤਿਰਕੁੜੀ ਜੋ ਧਿਆਨ ਹੈ ਉਹਨੇ ਖਿੱਚਣਾ ਆਪਣਾ ਧਿਆਨ ਤਿਰਕੁੜੀ ਜੋ ਖਿੱਚ ਕੇ ਅੰਤਰ ਧਿਆਨ ਹੋਣਾ ਜੋਤ ਕੀ ਹੈ ਹੁਣ ਜੋਤ ਸਮਝ ਲਈ ਆਪਾਂ ਨੇ ਮਨ ਕੀ ਹੈ ਉਹਦਾ ਧਿਆਨ ਹੈ ਮਨ ਜਿਹੜਾ ਬੈਠਾ ਹੈ ਉਧਰ ਜਿਹੜਾ ਸਾਹ ਲੈ ਰਿਹਾ ਉਹਦਾ ਧਿਆਨ ਹੈ ਜਿਹੜਾ ਉਹੀ ਮਨ ਧਿਆਨ ਮਾਨ ਮਨ ਉਹਦਾ ਧਿਆਨ ਜਿਹੜਾ ਜੇ ਤ੍ਰਿਕੁਟੀ 'ਚ ਹੈ ਉਹਨਾਂ ਜੇ ਸੰਸਾਰ 'ਚ ਕਾਨੇ ਧਿਆਨ ਕੋ ਸੁਣ ਰਿਹਾ ਅੱਖ ਧਿਆਨ ਕੋ ਦੇਖ ਰਿਹਾ ਖਾਣ ਵੇਲੇ ਜੇ ਧਿਆਨ ਹੈ ਤਾਂ ਉਹ ਟੇਸਟ ਦਾ ਉਹ ਲੈ ਰਿਹਾ ਨੱਕ ਦਾ ਧਿਆਨ ਹੈ ਨੱਕ ਦੇ ਵਿੱਚ ਖੁਸ਼ਬੂ ਲੈ ਰਹੇ ਨੱਕ ਦੇ ਕੀ ਲੋੜ ਪਈ ਸੀ ਸਾਡੀ ਨੱਕ ਨੂੰ ਲੋੜ ਅਨੁਸਾਰ ਵਰਤਣਾ ਸੀ ਅਸੀਂ ਕਈ ਜਗ੍ਹਾ ਸਾਨੂੰ ਸਮੈਲ ਲੈਣ ਦੀ ਲੋੜ ਹੈ ਜੇ ਉਹ ਚੀਜ਼ ਅਸੀਂ ਖਾ ਲਈਏ ਸਾਨੂੰ ਨੁਕਸਾਨ ਹੋ ਜਾਂਦਾ ਸਮੈਲ ਦੱਸ ਦਿੰਦੀ ਹੋਵੇ ਨਹੀਂ ਖਾਣੀ ਬਸ ਇਹਦੇ ਵਾਸਤੇ ਨੱਕ ਮਿਲਿਆ ਸੀ ਸਾਨੂੰ ਹੋਰ ਕਿਸੇ ਚੀਜ਼ ਵਾਸਤੇ ਨੱਕ ਨਹੀਂ ਸੀ ਤਾਂ ਕਿ ਸਰੀਰ ਦੀ ਹਫਾਜ਼ਤ ਹੈ ਉਹਦੇ ਵਿੱਚ ਉਹ ਚੀਜ਼ ਖਾ ਲਈਏ ਤਾਂ ਬਿਮਾਰ ਹੋ ਜਾਂਦਾ ਉਹ ਸਰੀਰ ਦੇ ਸਮੈਲ ਨੇ ਤਲੇ ਨੇ ਦੱਸ ਦੇਣਾ ਜਾਂ ਤਲੇ ਨੂੰ ਸਮੈਲ ਜਾਣੀ ਨਹੀਂ ਖਾਣੀ ਖਾਣ ਦੇ ਕਾਬਲ ਨਹੀਂ ਉੱਧਰ ਬੈਠਾ ਹੋ ਜਿਹਨੂੰ ਸਮੈਲ ਜਾਣੀ ਹੈ ਉਹਨੇ ਕਹਣਾ ਨਹੀਂ ਖਾਣੀ ਦੀ ਜੇ ਐਸੀ ਚੀਜ਼ ਕੋਈ ਖਾਦੀ ਜਾਵੇ ਅੰਦਰਲਾ ਐਕਸੈਪਟ ਨਾ ਕਰੇ ਉਲਟੀ ਆ ਜਾਂਦੀ ਹੈ ਆ ਜਾਂਦੀ ਹੈ ਨਾ ਉਲਟੀ ਕੌਣ ਉਲਟੀ ਕਰਦਾ ਕੌਣ ਕਰਦਾ ਉਲਟੀ ਉੱਧਰ ਬੈਠਾ ਉਲਟੀ ਕਰਦਾ ਕਹਿੰਦਾ ਐਕਸੈਪਟ ਨਹੀਂ ਹੈਗੀ ਇਹਨੂੰ ਬਾਹਰ ਕੱਢੋ ਸਾਰਾ ਸਰੀਰ ਖਰਾਬ ਕਰ ਦੂ ਜੇ ਰਲ ਗਿਆ ਖੂਨ ਦੇ ਵਿੱਚ ਬਿਮਾਰੀ ਪੈਦਾ ਹੋ ਜੂ ਮਰ ਵੀ ਸਕਦਾ ਐਨਾ ਹੀ ਕੰਮ ਸੀ ਲੋਕਾਂ ਦਾ ਪਰ ਅਸੀਂ ਤਾਂ ਹੋਰ ਹੋਰ ਕੰਮ ਲੈਣ ਲੱਗੇ ਕੁਝ ਹੋਰ ਹੋਰ ਆਪਣਾ ਰਚਨਾ ਰਾਜ ਜਿਨ ਰਚੀ ਜਿਨ ਸਿਰਿਆ ਆਕਾਰ ਰਚਨਾ ਰਾਜ ਇਵੇਂ ਟੇਸਟ ਆ ਮੂੰਹ ਦਾ ਸਾਨੂੰ ਜ਼ਬਾਨ ਵੀ ਦੱਸ ਦਿੰਦੀ ਹੈ ਕਈ ਚੀਜ਼ਾਂ ਦਾ ਟੇਸਟ ਵੀ ਨਹੀਂ ਖਾਣੀ ਖਾਣਾ ਲਾਂਗੇ ਨੁਕਸਾਨ ਹੋ ਜੂ ਅਸੀਂ ਖਾਂਦੇ ਨਹੀਂ ਉਹ ਜੋ ਵੀ ਥੁੱਕ ਦਿੰਦੇ ਕੱਢਦੇ ਨੇ ਖਾ ਕੇ ਦੇਖਦੇ ਆ ਥੁੱਕ ਦਿੰਦੇ ਨੇ ਨਹੀਂ ਉਹ ਟੇਸਟ ਅੰਦਰਲਾ ਆਟਾ ਵੀ ਖਾਣੀ ਨਹੀਂ ਇਹ ਕੰਮ ਵਾਸਤੇ ਰਹੇ ਸਾਰੇ ਇੰਦਰੇ ਗਿਆਨ ਇੰਦਰੇ ਪਰ ਅਸੀਂ ਨੂੰ ਕੀ ਬਣਾ ਲਿਆ ਅਸੀਂ ਸਵਾਦ ਦਾ ਵਾਸਤੇ ਬਣਾ ਲਿਆ ਜੀ ਇਹਦੇ ਵਾਸਤੇ ਨਹੀਂ ਸੀ ਇਹਦੇ ਵਾਸਤੇ ਨਹੀਂ ਸੀ ਸਸਰੀ ਗਿਆ ਵੀ ਜਿਹੜੀ ਐਕਸੈਪਟੇਬਲ ਚੀਜ਼ ਹੈ ਉਹ ਤਾਂ ਖਾਈ ਜਾਣੀ ਹੈ ਖਾ ਲੈਣੀ ਹੈ ਉਹਦੇ ਟੇਸਟ ਤੋਂ ਬਗਰ ਨਹੀਂ ਜਾਣਾ ਜਿਹੜੀ ਚੀਜ਼ ਸਾਡੇ ਅੰਦਰ ਫਿੱਟ ਨਹੀਂ ਆਉਣੀ ਉਹ ਖਾਣੀ ਨਹੀਂ ਬਸ ਐਦਾਂ ਹੀ ਸੀ ਪਰ ਬਹੁਤਾ ਧਿਆਨ ਰੱਖਣ ਲੱਗੇ ਸੀ ਖਾਣ 'ਚ ਬਹੁਤਾ ਧਿਆਨ ਹੋ ਗਿਆ ਦੇਖਣ 'ਚ ਬਹੁਤਾ ਧਿਆਨ ਹੋ ਗਿਆ ਸੁਣਨ 'ਚ ਬਹੁਤਾ ਧਿਆਨ ਹੋ ਗਿਆ ਸਮਝਣ ਵਿੱਚ ਧਿਆਨ ਵਾਸਤੇ ਜਗ੍ਹਾ ਹੀ ਨਹੀਂ ਮਿਲੀ ਸਮਝਣ ਵਾਸਤੇ ਟਾਈਮ ਨਹੀਂ ਮਿਲੇ ਸਮਝਣ ਵਾਸਤੇ ਟਾਈਮ ਵੀ ਮਿਲਿਆ ਤਾਂ ਉਹ ਦੁਨਿਆਵੀ ਕਾਰੋਬਾਰ ਸਮਝਣ ਵਾਸਤੇ ਦੁਨਿਆਵੀ ਵੀ ਬਹੁਤ ਗੱਲਾਂ ਨੇ ਸਾਡੀਆਂ ਸਮਝਣ ਵਾਲੀਆਂ ਦੁਨਿਆਵੀ ਕਾਰੋਬਾਰ ਬਹੁਤ ਨੇ ਉਹਦੇ ਵਾਸਤੇ ਯੂਜ਼ ਕਰ ਲਿਆ ਉਹ ਜਿਹੜਾ ਸਮਝਣ ਆਏ ਤੇ ਚੀਜ਼ ਉਹਦੇ ਵਾਸਤੇ ਜਾਂ ਤਾਂ ਉਹਦਾ ਪਤਾ ਹੀ ਨਹੀਂ ਵੀ ਸਮਝਣ ਆਏ ਕੀ ਉਸ ਪਤਾ ਹੀ ਨਹੀਂ ਉਹਦਾ ਹੀ ਨਹੀਂ ਪਤਾ ਜੇ ਪਤਾ ਹੈ ਤਾਂ ਉਹਦੇ ਘਰ ਟਾਈਮ ਥੋੜਾ ਟਾਈਮ ਹੈ ਵੀ ਕਿਉਂਕਿ ਪਹਿਲਾਂ ਹੀ ਟਾਈਮ ਅਸੀਂ ਇਹਦਾ ਸ਼ਡਿਊਲ ਵਧਾ ਲਿਆ ਆਪਣਾ ਵਧੇ ਨਾ ਚੁੱਕਿਆ ਉਹਦੇ ਉੱਤੇ ਟਾਈਮ ਬਚਿਆ ਹੀ ਜਾਂ ਤਾਂ ਉਹਨੂੰ ਤੇ ਕੈਂਚੀ ਫੇਰ ਘਟਾਵੇ ਉਹਨੂੰ ਹੌਲੀ ਹੌਲੀ ਹੌਲੀ ਹੌਲੀ ਹੌਲੀ ਜਿਵੇਂ ਵਧਾਇਆ ਉਹ ਘਟਾਵੇ ਉਹ ਵਿਧੀ ਜਾਣੇ ਕਿ ਵੀ ਵਿਧੀ ਸੋਈ ਵਿਧੀ ਜਾਣੇ ਜਿਨੀ ਸਿਰਿਆ ਆਕਾਰ ਰਚਨਾ ਰਾਜ ਜਿਨ ਰਚੀ ਜਿਨ ਸਿਰਿਆ ਆਕਾਰ ਉਸੇ ਨੇ ਆਕਾਰ ਸਿਰਿਆ ਆ ਜਿਹੜਾ ਸਰੀਰ ਉਸੇ ਨੇ ਸਿਰਿਆ ਆਕਾਰ ਆ ਸਰੀਰ ਤਾਂ ਹੀ ਬਣਿਆ ਆਪ ਰਚਿਆ ਵਿੱਚ ਪੰਜ ਤਤ ਮਿਲ ਕਾਇਆ ਕੀਨੀ ਜਦ ਪੰਜ ਤਤ ਪਰਮ ਤਤ ਵਿੱਚ ਮਿਲੇ ਰੇ ਸੁਪਰੀਮ ਤਤ ਤਾਂ ਕਾਇਆ ਬਣੀ ਹੈ ਵਰਨਾ ਕਾਇਆ ਬਣਦੀ ਹੋ ਨਹੀਂ ਹੈ ਆਤਮਾ ਤੇ ਮੇਰਾ ਕਾਇਆ ਤੋਂ ਬਣ ਜੂ ਪੰਜ ਤਤ ਦਾ ਨੂੰ ਅਰਥ ਕਰ ਲਿਆ ਪੰਜ ਤਤ ਮਿਲ ਕੇ ਕਾਇਆ ਬਣੀ ਬਣਾ ਕੇ ਰਖੋ ਬਾਹਰ ਫਿਰ ਤਾਂ ਪੰਜ ਤਤ ਬੁਲਾਓ ਕਾਇਆ ਬਣ ਜੂਗੀ ਫਿਰ ਤਾਂ ਜਿੰਨੇ ਮਰਜੀ ਸਰੀਰ ਬਣਾ ਲਓ ਪੰਜ ਤਤ ਮਿਲ ਕਾਇਆ ਸਿੱਧੀ ਪਰਮ ਤਤ ਜਿਹੜਾ ਆਕਾਸ਼ ਤੱਤ ਹੈ ਉਹਦੇ ਵਿੱਚ ਪਰਮ ਤਤ ਹੁੰਦਾ ਆਕਾਸ਼ ਤੱਤ ਦੇਹੀ ਹੈ ਗੁਪਤ ਕੱਲੇ ਆਕਾਸ਼ ਨਾਲ ਨਹੀਂ ਸਰੀਰ ਬਣਦਾ ਆਕਾਸ਼ ਵਿੱਚ ਉਹ ਆਪ ਹੁੰਦਾ ਜਦ ਜਦ ਧਿਆਨ ਆਕਾਸ਼ ਵਿੱਚ ਹੁੰਦਾ ਉਹ ਆਕਾਸ਼ ਦੇ ਨਾਲ ਫਿਰ ਦੇਹੀ ਬਣਦੀ ਹੈ ਜਿਵੇਂ ਹੁਣ ਆਹ ਅੰਦਰ ਆਕਾਸ਼ ਆ ਕਮਰੇ ਦਾ ਲਾਈਟ ਹੈਗੀ ਹੈ ਨਾ ਵਿੱਚੇ ਤੇ ਸੋ ਚੌਕਾ ਦੀ ਲਾਈਟ ਗਾਇਬ ਹੋ ਜੂਗੀ ਜਿਵੇਂ ਆ ਲਾਈਟ ਹੈ ਐਵੇਂ ਲਾਈਟ ਹੁੰਦੀ ਹੈ ਆਕਾਸ਼ 'ਚ ਉਹ ਜੋਤ ਆਕਾਸ਼ ਵਿੱਚ ਹੁੰਦੀ ਹੈ ਤਾਂ ਸਰੀਰ ਬਣਦਾ ਆਕਾਸ਼ ਤਾਂ ਹਰ ਵਕਤ ਹੀ ਰਹਿੰਦਾ ਐ ਕਿਵੇਂ ਬਣ ਜੂਗਾ ਸਰੀਰ ਪੰਜ ਤਤ ਬਿਲ ਕਾਇਆ ਜੀ ਤਤ ਕਹਤੇ ਕੀ ਕੀਨ ਰੇ ਕਹਦੇ ਉਹ ਤਤ ਜਿਹੜਾ ਪੰਜ ਤਤ ਉਹ ਕਿੱਥੋਂ ਬਣਿਆ ਸਵਾਲ ਕਰਕੇ ਸਵਾਲੇ ਛੱਡਦਾ ਕਬੀਰ ਦੇ ਸਵਾਲ ਹੀ ਛੱਡਤਾ ਪੜਨ ਵਾਸਤੇ ਪੰਜ ਤਤ ਨਹੀਂ ਪੰਜ ਤਤ ਕਹਿੰਦੇ ਉਹ ਤਤ ਦੱਸ ਕਿੱਥੋਂ ਬਣਾਇਆ ਕਿਤੇ ਜਵਾਬ ਨਹੀਂ ਇਸ ਗੱਲ ਦਾ ਗੀਤਾ ਵਿੱਚ ਜਵਾਬ ਨਹੀਂ ਸਿਮਰਤ ਸ਼ਾਸਤਰਾਂ ਜਵਾਬ ਨਹੀਂ ਵੇਦ ਵਿੱਚ ਜਵਾਬ ਹੈ ਵੇਦ ਪੜਨ ਦਾ ਛੱਡਿਆ ਹੋਇਆ ਜਿਹੜੇ ਗ੍ਰੰਥ ਵਿੱਚ ਇਹਦਾ ਜਵਾਬ ਹੈ ਉਹ ਛੱਡਿਆ ਹੋਇਆ ਉਹਨੇ ਉਹ ਤਾਂ ਵਿਰੋਧਾ ਬਾਟ ਬਾੜੀ ਹੋਈ ਹੈ ਉਥੋਂ ਤਾਂ ਰਸਤਾ ਪੜਿਆ ਹੈ ਸਵਾਲ ਕਰਕੇ ਕਈ ਸਵਾਲ ਛੱਡ ਕੇ ਦਸ ਬਣਤਾ ਹੋਏ ਕਿੱਥੋਂ ਬਣੇ ਪੰਜ ਤਤ ਕਿੱਥੋਂ ਦਸੇ ਬਣਦੇ ਤਤ ਕਹਾਂ ਤੇ ਕੀ ਰੇ ਤਤ ਕਿੱਥੋਂ ਬਣੇ ਗੁਰਮੁਖੀ ਬੇਅੰਤ ਧਿਆਈ ਐ ਅੰਤ ਨ ਪਾਰਾਵਾਰ ਗੁਰਮੁਖੀ ਬੇਅੰਤ ਧਿਆਈ ਐ ਗੁਰਮੁਖੀ ਦਾ ਧਿਆਨ ਕਿਹਦੇ ਵਿੱਚ ਰੱਖਿਆ ਬੇਅੰਤ ਧਿਆਈ ਹੈ ਸਰੀਰ ਤੇ ਨਹੀਂ ਰੱਖਿਆ ਧਿਆਨ ਹੁਣ ਤ੍ਰਿਕੁਟੀ ਜੋ ਧਿਆਨ ਹਟਾਤਾ ਧਿਆਨ ਪਹਿਲਾਂ ਸਰੀਰ ਜੋੜਿਆ ਨਾ ਤਾਂ ਹੀ ਹੋਇਆ ਨਾ ਸਰੀਰ ਧਿਆਨ ਸਰੀਰ ਤੋਂ ਅੰਤਰ ਧਿਆਨ ਕਰ ਲਿਆ ਬੇਅੰਤ ਤੇ ਆਈ ਹੈ ਬੇਅੰਤ ਕੌਣ ਜਿਹੜਾ ਵਰਦਾ ਨਹੀਂ ਜਿਹਦਾ ਅੰਤ ਨਹੀਂ ਬੇਅੰਤ ਹੁੰਦਾ ਕੌਣ ਜੀਵਨ ਜੋ ਬੰਦਾ ਨਹੀਂ ਬਿਆਨਤੇ ਹੈ ਉਦੋਂ ਲੱਗਦੇ ਮਰਦਾ ਮਰਦਾ ਤਾਂ ਬਾਹਰ ਹੀ ਹੈ ਗੁਰਮੁਖ ਨੇ ਆਪਣੇ ਮੂੜ ਧਿਆਨ ਰੱਖਿਆ ਦਾ ਮੂੜ ਬੇਅੰਤ ਹੈ ਅੰਤ ਬਹੀਰ ਅਨਾਤਮ ਆਪ ਅੰਤ ਬਹੀਰ ਜਿਹੜਾ ਹੁੰਦਾ ਉਹ ਬੇਅੰਤ ਹੁੰਦਾ ਜਿਹਦਾ ਅੰਤ ਨਹੀਂ ਹੈ ਇਹ ਅਪਰੰਪਰ ਹੁੰਦਾ ਆ ਅੰਤ ਨਾ ਪਾਰਾਵਾਰ ਨਾ ਇਹਦਾ ਅੰਤ ਹੈ ਨਾ ਇਹਦਾ ਪਰਵਾਰ ਹੈ ਨਾ ਇਹ ਪਤਾ ਵੀ ਕਦੋਂ ਦਾ ਹੈ ਜਮੇ ਕਿਵੇਂ ਜਮੇ ਜੋਤ ਬਾਰੇ ਕੋਈ ਗੱਲ ਨਹੀਂ ਸੁਣ ਕੋਈ ਪਤਾ ਹੀ ਨਹੀਂ ਕਿੰਨਾ ਪੁਰਾਣਾ ਹੈ ਕਿੰਨਾ ਪੁਰਾਣਾ ਹੋ ਕੇ ਖਤਮ ਹੋਊਗਾ ਕੀ ਹੋਊ ਇਹਦੇ ਬਾਰੇ ਕੋਈ ਪਤਾ ਨਹੀਂ ਕਿਸੇ ਨੂੰ ਇਹਦਾ ਕੋਈ ਪਰਵਾਰ ਨਹੀਂ ਜੋਤ ਬਾਰੇ ਉਹਦੇ ਵੱਲ ਧਿਆਨ ਰੱਖਿਆ ਜਿਹਦਾ ਅੰਤ ਪਰਵਾਰ ਨਹੀਂ ਉਹ ਕੀ ਹੈ ਉਹ ਇਹਦਾ ਮੂਲ ਹੈ ਉਹ ਜਿਹੜਾ ਅੰਦਰ ਸਾਹ ਲੈ ਰਿਹਾ ਉਹ ਜਿਹਦੇ ਵਿੱਚੋਂ ਇਹ ਪੈਦਾ ਹੋਇਆ ਹੈ ਜੀਵ ਧਿਆਨ ਜੀ ਜੋ ਪੈਦਾ ਹੋਇਆ ਹੈ ਉਹ ਧਿਆਨ ਅੰਤਰ ਧਿਆਨ ਹੋ ਗਿਆ ਉਹਦੇ ਨਾਲ ਜੁੜ ਗਿਆ ਬਸ ਜਦ ਧਿਆਨ ਮਾਨ ਮਨ ਇੱਕ ਬਏ ਇੱਕੋ ਫੇਰ ਇੱਕ ਰਾੜਾ ਰੂੜਾ ਹਰ ਹਰਜਿਓ ਸੋਈ ਜੇ ਧਿਆਨ ਤਿਰਕੁਣੀ ਜੇ ਫਿਰ ਦੋ ਨੇ ਧਿਆਨ ਮਾਇਆ ਨਾਲ ਜੁੜਿਆ ਜੇ ਧਿਆਨ ਆਤਮ ਧਿਆਨ ਹੈ ਕਈ ਕੋਟ ਆਤਮ ਧਿਆਨ ਹੰਕਾਰ ਜਦੋਂ ਜਿਉਂਦੇ ਦਾ ਆਤਮ ਧਿਆਨ ਹੋ ਜਵੇ ਆਤਮ ਧਿਆਨ ਨਹੀਂ ਹੁੰਦਾ ਜਿਉਂਦੇ ਦਾ ਆਤਮ ਧਿਆਨ ਕਦ ਹੁੰਦਾ ਜਿੰਨਾ ਭਰਮ ਸੀ ਨਾ ਇਹਦੇ ਅੰਦਰ ਭਰਮ ਉਹਦੀ ਜਗ੍ਹਾ ਜਿੰਨਾ ਚਿਰ ਚਾਨਣ ਨਹੀਂ ਹੋ ਜਾਂਦਾ ਉਹਨਾਂ ਚਿਰ ਆਤਮ ਧਿਆਨ ਨਹੀਂ ਹੁੰਦਾ ਜਿੰਨਾ ਜਿਹਦੇ ਦੇ ਅੰਦਰ ਗਿਆਨ ਦੀ ਭੁੱਖ ਹੈ ਭੁੱਖ ਪੰਜ ਗਿਆਨ ਦੇ ਇੰਦਰੇ ਨੂੰ ਭੁੱਖ ਮਟਾਉਣ ਵਾਸਤੇ ਮਿਲੇ ਨੇ ਗਿਆਨ ਦੀ ਗਿਆਨ ਦੀ ਭੁੱਖ ਹੈ ਜਿੰਨਾ ਚਿਰ ਆਤਮ ਧਿਆਨ ਨਹੀਂ ਹੋ ਸਕਦਾ ਜਿੰਨਾ ਜੇ ਤਿੰਨ ਲੋਕ ਦਾ ਗਿਆਨ ਇਹਨੂੰ ਪੂਰੇ ਦਾ ਪੂਰਾ ਸਮਝ ਨਹੀਂ ਆ ਗਿਆ ਅੰਤਰ ਧਿਆਨੀ ਨਹੀਂ ਹੋ ਸਕਦਾ ਜਿੰਨਾ ਜਰ ਗੁਰਬਾਣੀ ਦਾ ਟੋਟਲ ਗਿਆਨ ਇਹਨੂੰ ਸਮਝ ਚ ਨਹੀਂ ਆ ਗਿਆ ਉਹਨਾਂ ਜਰ ਅੰਤਰ ਧਿਆਨੀ ਨਹੀਂ ਹੋ ਸਕਦਾ ਗੁਰਬਾਣੀ ਤਿੰਨ ਲੋਕ ਦਾ ਹੀ ਗਿਆਨ ਹੈ ਤੀਨ ਲੋਕ ਕੀ ਬਾਤਾਂ ਕਹੈ ਕਬੀਰ ਕਹਿੰਦਾ ਬਾਬਨ ਅਛਰ ਲੋਕ ਤ੍ਰੈ ਸਭ ਕੁਝ ਇਹਦੀ ਮਾਏ ਮੇਰੇ ਕੋ 52 ਅੱਖਰ ਨੇ ਤਿੰਨ ਲੋਕ ਦਾ ਗਿਆਨ ਹੈ ਮੈਂ ਲੋਕ ਦਾ ਗਿਆਨ 52 ਅੱਖਰਾਂ 'ਚ ਦੇ ਦੇਣਾ ਤੁਹਾਨੂੰ ਸਭ ਕੁਝ ਇਹਨਾਂ ਅੱਖਰਾਂ ਦੇ ਵਿੱਚ ਹੀ ਹੈ 52 ਅੱਖਰ ਲੋਕ ਤਰੇ ਮੇਰੇ ਸਾਹਮਣੇ ਤਿੰਨ ਲੋਕ ਨੇ ਸੰਸਾਰ ਤੇ ਲੋਕ ਨੇ ਉੱਥਾ ਤਾਂ ਹੈ ਨਹੀਂ ਸਾਹਮਣੇ 52 ਅੱਖਰ ਵੀ ਮੇਰੇ ਸਾਹਮਣੇ ਨੇ ਸਭ ਕੁਝ ਹੀ 52 ਅੱਖਰ ਮਾਹੇ ਐ ਗੁਰਬਾਣੀ ਦੇ ਅੱਖਰਾਂ ਦੇ ਵਿੱਚ ਹੈ ਸਾਰਾ ਤਿੰਨ ਲੋਕ ਦਾ ਗਿਆਨ ਇਹ ਅੱਖਰ ਖਰ ਜਾਣਗੇ ਇਹ ਅੱਖਰ ਅਮਰ ਨਹੀਂ ਆਣ ਕਿਤੇ ਇਹਨਾਂ ਨੂੰ ਅਮਰ ਸਮਝ ਕੇ ਇਹਨਾਂ ਨੂੰ ਕੁਝ ਸਮਝ ਲਓ ਉਹ ਅਖਾਰੇ ਨੂੰ ਨਾ ਉਹ ਜਿਹੜੀ ਜੋਤ ਹੈ ਨਾ ਲਿਖਣ ਵਾਲਾ ਨਹੀਂ ਇਹਨਾਂ ਦੇ ਵਿੱਚ ਹੈ ਬੋਲਣ ਵਾਲਾ ਨਹੀਂ ਇਹਨਾਂ 'ਚ ਹੈ ਇਹ ਤਾਂ ਅੱਖਰ ਹੈ ਗਿਆਨ ਹੈ ਤਾਂ ਲੋਕ ਦਾ ਦੱਸਿਆ ਇਹ ਤਤ ਨਹੀਂ ਹੈ ਇਹਦੇ ਵਿੱਚ ਤਤ ਨਹੀਂ ਹੈ ਤਤ ਗਿਆਨ ਹੈ ਇਹਦੇ ਜੇ ਤਤ ਨਹੀਂ ਹੈ ਤਤ ਸਾਰ ਹੈ ਦੇਖੋ ਤਤ ਔਰ ਤਤ ਸਾਰ ਤਤ ਸਾਰ ਇਹਦੇ ਵਿੱਚ ਤਤ ਨਹੀਂ ਹੈ ਤਤ ਚੇਤਨ ਹੁੰਦਾ ਤਤ ਸਾਰ ਤਤ ਦਾ ਗਿਆਨ ਹੁੰਦਾ ਇਸ ਗੱਲ ਦਾ ਭੇਦ ਦਾ ਨਹੀਂ ਪਤਾ ਇਹ ਭੇਦ ਗੁੱਝਾ ਰਿਹਾ ਹੋਇਆ ਹੈ ਵਿਦਵਾਨਾਂ ਦੇ ਪਰੇ ਦਾ ਵਿਦਵਾਨ ਤਾਂ ਸ਼ਾਇਦ ਇਹਨੂੰ ਸਮਝਣ ਹੁਣ ਵਿਦਵਾਨਾਂ ਦੇ ਸਮਝ ਵੀ ਆ ਜਵੇ ਮੇਰਾ ਤਾਂ ਖਿਆਲ ਨਹੀਂ ਹੁਣ ਦੇਖੀਏ ਉਹਨਾਂ ਦੀ ਬੁੱਧੀ ਕਿੰਨੀ ਹੈ ਕੋਈ ਬੱਲਾ ਵਿਦਵਾਨ ਜਿਹਦੇ ਸਮਝ ਆਉਗੀ ਗੱਲ ਕੀ ਉਹਨਾਂ ਨੂੰ ਪਤਾ ਨਹੀਂ ਤਤ ਸਾਰਾ ਤਤ ਕੀ ਫਰਕ ਹੈ ਸਾਰ ਹੁੰਦਾ ਨਿਚੋੜ ਕਿਸੇ ਚੀਜ਼ ਦਾ ਗਿਆਨ ਦਾ ਨਿਚੋੜ ਆਪਾਂ ਕਹਿੰਦੇ ਸਾਰੀ ਗੱਲ ਦਾ ਨਿਚੋੜ ਇਹ ਹੈ ਸੰਸਾਰ ਦੇ ਗਿਆਨ ਦਾ ਨਿਚੋੜ ਜਿਹੜਾ ਹੈਗਾ ਨਿਚੋੜ ਦੀ ਗੱਲ ਉਹ ਕੀ ਹੈ ਨਿਚੋੜ ਕੀ ਹੈ ਇਹਦਾ ਆਤਮਾ ਜੇ ਆਤਮਾ ਹੈ ਤਾਂ ਸੰਸਾਰ ਹੈ ਨਹੀਂ ਸੰਸਾਰ ਦੀ ਲੋੜ ਹੀ ਨਹੀਂ ਸੀ ਸੰਸਾਰ ਦੀ ਲੋੜ ਕਿਉਂ ਪਈ ਆਤਮਾ ਕਰ ਸਾਰ ਆਤਮਾ ਆਤਮ ਗਿਆਨ ਹੈ ਵਿੱਚ ਰਾੜਾ ਰੂੜਾ ਹਰ ਜਿਓ ਸੋਈ ਰਾੜਾ ਰੂੜਾ ਦੇਖੋ ਰਾੜੇ ਨਾਲ ਸ਼ੁਰੂ ਕਰਤੀ ਰਾੜਾ ਕਿਸੇ ਅੱਖਰ ਦੇ ਪਹਿਲਾਂ ਨਹੀਂ ਹੁੰਦਾ ਰਾਰਾ ਹੁੰਦਾ ਰਾੜੇ ਨੂੰ ਰਾਰਾ ਬਣਾ ਕੇ ਰੂੜਾ ਬਣਾਤਾ ਪਿੱਛੋਂ ਰਾੜਾ ਕਰਤਾ ਪਹਿਲਾਂ ਰਾਰਾ ਕਰਤਾ ਰੂੜਾ ਹਰ ਜੀਉ ਸੋਈ ਰੂੜਾ ਹੁੰਦਾ ਸੋਹਣਾ ਸੁੰਦਰ ਨਿਰਾਕਾਰੀ ਸੁੰਦਰ ਅਤ ਸੁੰਦਰ ਰੂੜੋ ਰੂੜੋ ਨਿਰਾਕਾਰ ਦੀ ਸੁੰਦਰਤਾ ਵਾਸਤੇ ਆਇਆ ਹੋਇਆ ਉਹਦੀ ਬਵੇਕ ਵਾਸਤੇ ਆਇਆ ਹੈ ਬਵੇਕ ਬੁੱਧ ਵਾਸਤੇ ਆਇਆ ਸੁੰਦਰ ਅਤ ਸੁੰਦਰ ਕੁਲੀਨ ਚਤੁਰ ਹਾਂਜੀ ਰਾੜੇ ਰੂੜਾ ਹਰ ਜੀਉ ਸੋਈ ਹਰ ਜੀਉ ਦਾ ਰੂੜਾ ਸੁੰਦਰ ਹੈ ਤਿਸ ਬਿੜ ਰਾਜਾ ਵਰਨਾ ਕੋਈ ਤਿਸ ਬਿੜ ਰਾਜਾ ਵਰਨਾ ਕੋਈ ਕੋਈ ਹਰ ਸਮਾਨ ਨਹੀਂ ਉਹਦੇ ਬਿਨਾ ਰਾਜਾ ਕੋਈ ਨਹੀਂ ਉਹਦੇ ਬਿਨਾ ਕਿਸੇ ਦਾ ਹੁਕਮ ਨਹੀਂ ਚੱਲਦਾ ਸੰਸਾਰ 'ਚ ਹੁਕਮ ਉਹਦਾ ਚੱਲਦਾ ਹੈ ਕੋਈ ਕਿਸੇ ਨੂੰ ਦੁੱਖ ਨਹੀਂ ਦੇ ਸਕਦਾ ਕੋਈ ਕਿਸੇ ਨੂੰ ਸੁੱਖ ਨਹੀਂ ਦੇ ਸਕਦਾ ਕੋਈ ਕਿਸੇ ਨੂੰ ਖਾਣ ਨੂੰ ਨਹੀਂ ਦੇ ਸਕਦਾ ਕੋਈ ਕਿਸੇ ਨੂੰ ਪੀਣ ਨੂੰ ਬਿਨਾਂ ਉਹਦੇ ਹੁਕਮ ਤੇ ਪਤਾ ਨਹੀਂ ਚੱਲਦਾ ਕੋਈ ਕਿਸੇ ਨੂੰ ਮਾਰ ਨਹੀਂ ਸਕਦਾ ਕੋਈ ਕਿਸੇ ਨੂੰ ਜਵਾ ਨਹੀਂ ਸਕਦਾ ਕਿ ਉਹਦੇ ਹੁਕਮਨਾਂ ਦਾ ਪੱਤਾ ਨਹੀਂ ਝੁਲਦਾ ਫਿਰ ਰਾਜਾ ਉਹੀ ਹੋਇਆ ਨਾ ਜਿਹਦਾ ਹੁਕਮ ਚੱਲੇ ਜਿਹਦਾ ਹੁਕਮ ਨਹੀਂ ਚੱਲਦਾ ਵਿਚਾਰੇ ਦਾ ਉਹਦਾ ਰਾਜਾ ਉਹ ਕਹਿੰਦਾ ਰਾਜਾ ਬਰਪਾ ਬਿਜਲੀ ਸ਼ਿਵ ਬਿਜਲੂ ਸ਼ਿਵ ਜੀ ਨੂੰ ਬੰਦ ਕਿੰਨਾਂ ਦੀਆਂ ਜਨਾਨੀਆਂ ਨੇ ਇਹਨਾਂ ਨੂੰ ਭੇਜਤਾ ਉਹ ਸਤੀ ਅਨਸੂਏ ਦਾ ਹਾਰਨ ਕਰ ਦੂ ਜਿੰਨਾ ਦੇ ਮਗਰ ਲਾ ਕੇ ਲਾ ਕੇ ਨਾ ਮਗਰ ਰਿਜ਼ਲਟ ਕੀ ਹੋਇਆ ਜਵਾਕ ਬਣਾ ਕੇ ਰੱਖਤੇ ਉੱਥੇ ਬੁੱਧ ਹੀਰ ਹੋ ਗਏ ਜਿਹੜਾ ਜਨਾਨੀ ਦੀ ਬਗਲ ਲੱਗਿਆ ਉਹ ਤਾਂ ਸਾਬਤ ਕੀਤਾ ਬੁੱਧ ਹੀਰ ਹੋ ਗਏ ਐਡੇ ਐਡੇ ਵੱਡੇ ਆਦਮੀ ਐਡੇ ਐਡੇ ਵੱਡੇ ਅਵਤਾਰ ਜੇ ਜਨਾਨੀ ਦੀ ਬਗਲ ਲੱਗੇ ਬੁੱਧ ਹੀਰ ਹੋ ਗਏ ਜੇ ਰਾਮਚੰਦਰ ਸੀਤਾ ਦੀ ਮਗਰ ਲੱਗਿਆ ਬੁੱਧਹੀਨ ਹੋਇਆ ਤਾਂ ਉਹ ਸਾਰਾ ਕਾਂਡ ਹੋਇਆ ਜੇ ਦਰੋਪਤਾ ਨੇ ਉਹ ਗੱਲ ਕਹੀ ਡਰ ਨਾ ਬਣਿਆ ਆਦਮੀਆਂ ਦਾ ਆਦਮੀ ਨੇ ਨਾ ਉਹਨੂੰ ਵਰਜਿਆ ਘੂਰਿਆ ਥਪੜਾਇਆ ਜਦੇ ਥਪੜਾ ਦਿੰਦੇ ਪਹਿਲਾਂ ਤਾਂ ਉਹਦੀ ਹਿੰਮਤ ਕਿਵੇਂ ਹੋ ਗਈ ਇਹ ਗੱਲ ਕਹਿਣ ਦੀ ਹਿੰਮਤ ਕਿਵੇਂ ਹੋ ਗਈ ਇਹ ਗੱਲ ਕਹਿਣ ਸਵਾਲ ਤਾਂ ਇਹ ਫਿਰ ਉਹਨੇ ਰੁਕੇ ਉਹਨੂੰ ਕਿਹਾ ਕਿ ਤੈਂ ਗੱਲ ਕਿਉਂ ਕਹੀ ਸਾਡਾ ਭਰਾ ਹੈ ਤੇ ਗੁੱਸਾ ਤਾਂ ਆਉਣਾ ਹੀ ਸੀ ਕਿੱਡਾ ਕਾਂਡ ਹੋਇਆ ਇਹ ਸਾਰੇ ਕਾਂਡ ਕਿਉਂ ਲਿਖੇ ਜੇ ਕੀ ਮਤਲਬ ਸੀ ਇਹਦੇ ਕਿ ਬੈਕਗ੍ਰਾਉਂਡ ਹੈ ਕੁਝ ਜੋਰਾਨੀ ਨੇ ਕਿਹਾ ਜੋਰ ਜੋਰਾਂ ਪੁਰਖ ਕਮਾਉਂਦੇ ਕਹਿਆ ਪੁਰਖ ਕਮਾਉਂਦੇ ਜਿਹੜਾ ਕਮਾਉਂਦੇ ਨੇ ਨਾ ਉਹ ਮੂਰਖ ਗੁਰਬਾਣੀ ਵੀ ਗੱਲ ਹੁੰਦੀ ਹੈ ਸਾਡੇ ਪ੍ਰਚਾਰ ਉਲਟ ਕਰੀ ਜਾਂਦੇ ਵਿਦਵਾਨ ਨੇ ਉਹ ਉਹ ਵਿਦਵਾਨ ਨੇ ਵਿਦਵਾਨ ਵਿਦਵਾਨ ਧਾਰਮਿਕ ਬੰਦੇ ਨਹੀਂ ਹੁੰਦੇ ਵਿਦਵਾਨ ਤਾਂ ਸੰਸਾਰ ਚਲਾਉਣ ਵਾਲੇ ਸੰਸਾਰੀ ਬੰਦੇ ਹੁੰਦੇ ਨੇ ਧਾਰਮਿਕ ਬੰਦੇ ਸੰਸਾਰੀ ਨਹੀਂ ਹੁੰਦੇ ਭਗਤ ਹੁੰਦੇ ਨੇ ਵਿਦਵਾਨ ਸੰਸਾਰੀ ਹੁੰਦੇ ਨੇ ਨਾ ਜੋੜੇ ਨਹੀਂ ਕਰਿਆ ਇਹ ਆਪਣਾ ਹੋਰ ਗੱਲ ਹੁੰਦੀ ਉਹਦੀ ਹੋਰ ਗੱਲ ਇਹਨਾਂ ਦਾ ਜੋੜ ਕਬੀਰਾ ਜੀ ਰਾੜਾ ਗਾਰੂੜੂ ਤੁਮ ਸੁਣੋ ਹਰ ਵਸੈ ਮਨ ਮੋਹਿ ਗਾਰੂੜ ਰਾੜਾ ਗਾਰੂੜ ਤੁਮ ਸੁਣੋ ਗਾਰੂੜ ਕੀ ਹੈ ਗਾਰੂੜ ਗਿਆਨੀ ਨੂੰ ਕਹਿੰਦੇ ਨੇ ਗਾਰੂੜ ਗਿਆਨ ਹੁੰਦਾ ਗੁਰ ਗਿਆਨ ਗਾਰੜ ਮੁਖ ਪਾਇਆ ਗਾਰੂੜ ਗਿਆਨ ਨੂੰ ਕਹਿੰਦੇ ਨੇ ਗਰੜਾ ਖਾਣਾ ਵੀ ਕਹਿੰਦੇ ਨੇ ਜੋਗੀ ਗਰੜਾ ਖਾਣਾ ਬ੍ਰਹਮ ਗਿਆਨੀ ਦਾ ਭੋਜਨ ਗਿਆਨ ਗਿਆਨ ਭੋਜਨ ਜਿਹੜਾ ਉਹਦਾ ਗਰੜਾ ਖਾਣਾ ਹੋ ਚੀਜ਼ ਨੂੰ ਬਣਾਉਂਦੇ ਤੇ ਚਲੋ ਦੋ ਚੱਲਦਾ ਸੀ ਗਰੜਾ ਖਾਣਾ ਰਾੜੇ ਗਾਰੜ ਤੁਮ ਸੁਣੋ ਰਾੜੇ ਖਲੂਰ ਰੱਖ ਕੇ ਕਹਿੰਦੇ ਨੇ ਤੁਸੀਂ ਇਹ ਗਿਆਨੀਓ ਗਿਆਨਵਾਨੋ ਗਿਆਨਵਾਨਾਂ ਨੂੰ ਸੁਣਾਉਣਾ ਹੁੰਦਾ ਮੂਰਖਾਂ ਨੂੰ ਕੀ ਸੁਣਾਉਣਾ ਬ੍ਰਹਮ ਗਿਆਨ ਗੁਰੂ ਗੁਰਮੁਖੋ ਸੰਤੋ ਸਿੱਖੋ ਸੁਣੋ ਹਰ ਵਸੈ ਮਨ ਮਾਹੇ ਹਰ ਵਸੈ ਮਨ ਮਾਹੇ ਹਰ ਜਿਹੜਾ ਹੈ ਰਾਜਾ ਉਹ ਮਨ ਵਿੱਚ ਵਸਦਾ ਸਾਰਿਆਂ ਦੇ ਹੀ ਵੱਤ ਕੋਈ ਪਰ ਭਲਾਏ ਵਾਰ ਟੋਲਿਓ ਹਰ ਵਸੈ ਮਨ ਮਾਹੇ ਇਹ ਕਹਿ ਰਹੇ ਨੇ ਓਕਾਰ ਦੇ ਬੁੱਧਰ ਜਾ ਕੇ ਪਾਉਂਦੇ ਹਨ ਬਾਬੜ हे ਵਿਚਾਰਵਾਨ ਪੁਰਸ਼ੋ ਸਾਰੇ ਸੁਣ ਲੋ ਹਰ ਭਾਈ ਹਿਰਦੇ 'ਚ ਵਸਦਾ ਮਨ ਦੇ ਅੰਦਰ ਵਸਦਾ ਤੁਸੀਂ ਹਲਦੀ ਆ ਜਿਹੜੀ ਮੂਰਤੀ ਬਣਾਈ ਹੈ ਕਾਦੀ ਬਣਾਈ ਹੈ ਤੁਸੀਂ ਕਹਿੰਦੇ ਇਹ ਮੂਰਤੀ ਨੂੰ ਮਨ 'ਚ ਵਸਾਓ ਉਹ ਤਾਂ ਪਹਿਲੇ ਹੀ ਵਸਦਾ ਚੇਤਨ ਵਸਦਾ ਉਹਦੀ ਤਾਂ ਮੂਰਤੀ ਹੋਣੀ ਹੁੰਦੀ ਜੇ ਮੂਰਤੀ ਵਸਦੀ ਹੋਵੇ ਮੂਰਤੀ ਦਾ ਅੰਦਰ ਕੋਈ ਮਾੜੀ ਜੀ ਚੀਜ਼ ਰਹਿ ਜਵੇ ਤਾਂ ਉਹ ਖਾ ਜਾਂਦੇ ਤੂੰ ਤੇ ਡਾਕਟਰ ਛੱਡ ਦਵੇ ਆਪਰੇਸ਼ਨ ਕਰਦਾ ਉੱਥੇ ਪੀਕ ਪੈ ਜਾਂਦੀ ਐਡੀ ਪੱਥਰ ਦੀ ਮੂਰਤੀ ਅੰਦਰ ਲੈ ਜਾਓਗੇ ਤੁਸੀਂ ਬਚੂ ਕੌਣ ਹਰ ਵਸਾ ਹਾਤਾ ਪਹਿਲਾ ਪਹਿਲਾਂ ਹੀ ਵਸਦਾ ਮੂਰਤੀ ਦੀ ਲੋੜ ਕੀ ਹੈ ਪਰਮਾ ਹੈ ਉਹ ਅੰਦਰ ਹੀ ਦਰਸ਼ਨ ਕਰੋ ਉਹਦਾ ਇਹਦਾ ਦਰਸ਼ਨ ਨਾ ਕਰੋ ਇਹਦਾ ਦਰਸ਼ਨ ਕਰਕੇ ਤਾਂ ਤੁਸੀਂ ਇਮੇਜਿਨੇਸ਼ਨ ਕਰੋਗੇ ਇਹਦਾ ਦਰਸ਼ਨ ਇੱਥੇ ਖੋਪੜੀ ਜੋ ਹਿਰਦੇ 'ਚ ਨਹੀਂ ਹੁਣ ਜੋ ਵੀ ਇਮੇਜਿਨੇਸ਼ਨ ਦਾ ਸੌਦਾ ਹੁੰਦਾ ਦਿਮਾਗ 'ਚ ਰਹਿੰਦਾ ਤਾਂ ਹੀ ਦਿਮਾਗ ਨੂੰ ਦਸ ਦਵਾਰ ਕਹਿਣ ਲੱਗੇ ਦਸ ਦਵਾਰ ਕਹਿਣ ਦਾ ਕੀ ਮਤਲਬ ਸੀ ਇਮੇਜਿਨੇਸ਼ਨ ਦੀ ਸਾਰੀ ਕਿਰਿਆ ਜੋ ਇਮੇਜਿਨ ਕਰਨਾ ਸੀ ਫਰਜ਼ ਕਰਨਾ ਜੋ ਕਲਪਨਾ ਕਰਨੀ ਉਹਦਾ ਸੈਂਟਰ ਦਿਮਾਗ ਹੈ ਹੁੰਦਾ ਦਿਮਾਗ 'ਚ ਰਹਿੰਦੀ ਉਹ ਥੱਲੇ ਜਾਂਦੀ ਉਹਦੀ ਸੁਪਨਾ ਵੀ ਦਿਮਾਗ 'ਚ ਦੇਖਦੇ ਅਸੀਂ ਰਾਤ ਨੂੰ ਤੇ ਉਹ ਹਿਰਦੇ ਚ ਹੈ ਤੁਸੀਂ ਦਿਮਾਗ ਦੇ ਵਿੱਚ ਇੱਥੋਂ ਹੀ ਦਸਮ ਦਵਾਰ ਦਿਮਾਗ ਚ ਆਇਆ ਮੂਰਤੀ ਨੇ ਦਿਮਾਗ ਚ ਲੈ ਆਂਦਾ ਜੇ ਹਿਰਦੇ ਚ ਨੋੜ ਦੇ ਉਹਨਾਂ ਦਾ ਦਸਮ ਦਵਾਰ ਚਲੇ ਜਾਂਦੇ ਅਸਲੀ ਨੂੰ ਨੋੜਦੇ ਤਾਂ ਹਿਰਦੇ ਜਾਂਦੇ ਨਕਲੀ ਨੂੰ ਪੜਾਉਂਦੇ ਨੇ ਤਾਂ ਉਹਦਾ ਖੋਪੜੀ ਚ ਖੋਪੜੀ ਖਰਾਬ ਹੈ ਨਾ ਦੀ ਖੋਪੜੀ ਖਰਾਬ ਤਾਂ ਤਾਂ ਹੋ ਗਈ ਪੱਥਰ ਦੀ ਮੂਰਤੀ ਜੋ ਬਾੜ ਲਈ ਖੋਪੜੀ ਬੰਦੇ ਬਾੜ ਲੈ ਖੋਪੜੀ કેસર કોહી વાલે કેસર પોઈવાલે સબજી ગોરપ્રસાદી હરી પાઈ હે મત કો ભ્રમ ભલાઈ હે મત કો પર ભલા હે ગોરપ્રસાદી હર પાઈ હે હર પ્રાપ્તિ કે ભી હો પ્રાપ્તિ વાતે ક્યાં ચાહીદા કેહજા હર ઓ સ્વરૂપ કેહજા હે એ કે મે બદલ લુગા ਦਾ ਕਿਤੇ ਨਹੀਂ ਹੈ ਇਹ ਗਿਆਨ ਦਾ ਵਿਸ਼ਾ ਹੈ ਇਹ ਸਮਝਾਉਣ ਦਾ ਵਿਸ਼ਾ ਸਮਝਣ ਸਮਝਾਉਣ ਦਾ ਵਿਸ਼ਾ ਹੈ ਗੁਰ ਪ੍ਰਸਾਦੀ ਹੁੰਦਾ ਹੈ ਗੁਰੂ ਦੀ ਜਿਹੜੀ ਹੈ ਨਾ ਉਪਦੇਸ਼ ਇਹ ਸਮਝਣ ਸਮਝਾਉਣ ਦਾ ਵਿਸ਼ਾ ਸੋ ਗੁਰੂ ਤੇ ਉਪਦੇਸ਼ ਚੋ ਗੁਰਬਾਣੀ ਦੀ ਸਮਝ ਚੋਂ ਪਤਾ ਲੱਗੂਗਾ ਲੱਗ ਜੂਗਾ ਉਹਦੀ ਪ੍ਰਾਪਤੀ ਹੋ ਜੂਗੀ ਉਹਦੀ ਸਮਝ ਆ ਜੂਗੀ ਸਮਝ ਆਉਣੀ ਉਹ ਪ੍ਰਾਪਤੀ ਹੈ ਬਤ ਕੋ ਪਰਪੁਰਾ ਪਰਮ ਦੇ ਵਿੱਚ ਨਾ ਪਵੇ ਕੋਈ ਵੀ ਹੈ ਦੀ ਗੁਰ ਪ੍ਰਸਾਦੀ ਗੁਰ ਪ੍ਰਸਾਦੀ ਹਰ ਪਾਈ ਹੈ ਹਰ ਪਾਈ ਹੈ ਮਤ ਕੋ ਪਰਮ ਭਲਾ ਹੈ ਜੇ ਕੋਈ ਐਸਾ ਸਤਗੁਰ ਮਿਲ ਜਵੇ ਪ੍ਰਾਪਤੀ ਹੋ ਜਾਂਦੀ ਕਿਉਂਕਿ ਜਿਹੜਾ ਲਿਖ ਰਿਹਾ ਹੈ ਜਿਹੜਾ ਬੋਲ ਰਿਹਾ ਉਹਨੂੰ ਹੋਈ ਹੋਈ ਹੈ ਮਤ ਕੋ ਪਰਮ ਭਲਾ ਹੈ ਪਰਮ ਚੜਾ ਰਹੇ ਹੋ ਕਦੇ ਹੁੰਦੀ ਕਿਉਂਕਿ ਮੈਨੂੰ ਹੋਈ ਹੋਈ ਹੈ ਇਹਦਾ ਮਤਲਬ ਹੈ ਕਹਿਣ ਦਾ ਇਹ ਪਰਮਚਰਾਰਿਓ ਨਹੀਂ ਹੁੰਦੀ ਜਿਹੜਾ ਲਿਖ ਰਿਹਾ ਹੈ ਬੋਲ ਰਿਹਾ ਉਹਨੂੰ ਹੋਈ ਹੋਈ ਹੈ ਨਾਨਕ ਨੂੰ ਹੋਈ ਹੋਈ ਹੈ ਆਪਣੀ ਗਵਾਹੀ ਦੇ ਮਤ ਕੋਈ ਪਰਪਲਾ ਕਿਉਂਕਿ ਭਗਤਾਂ ਦੇ ਬਾਅਦ ਨਾਨਕ ਹੈ ਇਹ ਪਰਮਚਰਾਰੇ ਹੋ ਵੀ ਫੇਰ ਨਹੀਂ ਹੋਊਗੀ ਭਗਤਾਂ ਦੇ ਬਾਅਦ ਸ਼ਾਇਦ ਲੋਕਾਂ ਨੇ ਹੋਵੇ ਵੀ ਦੁਬਾਰਾ ਭਗਤ ਨਹੀਂ ਪੈਦਾ ਹੋ ਸਕਦੇ ਹੁਣ ਵੀ ਕਹਿੰਦੇ ਨੇ ਵੀ ਦੁਬਾਰਾ ਨਹੀਂ ਹੋ ਸਕਦੇ ਬਕਵਾਸ ਕਰਦੇ ਨੇ ਸਾਰੇ ਲੋਕ ਇਹ ਹੁੰਦਾ ਹੀ ਰਹੂ ਹਰ ਜੁਗ ਯੁੱਗ ਪੈਜ ਰੱਖਦਾ ਆ ਇਹਦਾ ਜੁਗ ਜੁਗ ਪੈਦਾ ਹੁੰਦੇ ਰਹਿੰਦੇ ਨੇ ਪੈਦਾ ਹੁੰਦੇ ਰਹਿਣਗੇ ਇਹਨਾਂ ਕੋਲ ਰੋਕ ਦੂਗਾ ਸੱਚ ਨੂੰ ਕੌਣ ਰੋਕ ਦੂਗਾ ਪ੍ਰਗਟ ਹੋਣ ਤੋਂ ਟਾਈਮ ਟਾਈਮ ਸਿਰ ਸੱਚ ਪ੍ਰਗਟ ਹੁੰਦਾ ਰਹਿੰਦਾ ਭਗਤਾਂ ਦੇ ਥਰੂ ਪ੍ਰਗਟ ਹੁੰਦਾ ਗੁਰਮੁਖਾਂ ਦੇ ਥਰੂ ਪ੍ਰਗਟ ਹੁੰਦਾ ਹੋਰ ਕਿਵੇਂ ਹੁੰਦਾ ਪ੍ਰਗਟ ਉਹ ਵਿਚਾਰਤਾ ਰਹੀ ਹੈ ਇੱਕ ਪ੍ਰਗਟ ਹੁੰਦੀ ਸੋ ਸ਼ਾਹ ਸਾਚਾ ਜਿਸ ਹਰ ਤਨ ਰਾਸ ਸੋ ਸ਼ਾਹ ਸਾਚਾ ਸੱਚਾ ਸ਼ਾਹ ਵਾਕਈ ਸ਼ਾਹ ਸਹੀ ਮਾਨੇ ਸ਼ਾਹ ਉਹ ਹੈ ਸ਼ਾਹ ਸਾਚਾ ਸ਼ਾਹ ਲੋਕ ਬੰਦੇ ਤੇ ਜਿਹੜਾ ਲੋਕਾਂ ਨੂੰ ਪੈਸੇ ਦੇਵੇ ਅਰ ਸਾਰੇ ਸਮੇਂ ਸਿਰ ਸ਼ਾਹ ਕਹਿੰਦੇ ਸੀ ਕਹਿੰਦੇ ਸੱਚਾ ਸ਼ਾਹ ਉਹ ਹੈ ਜਿਸ ਹਰ ਤਨ ਰਾਸ ਜਿਹਦੇ ਕੋਲ ਹਰ ਤਨ ਹਰ ਤਨ ਦੀ ਰਾਸ ਹੋਵੇ ਜਿਹਦੇ ਕੋਲ ਹਰ ਦਾ ਗਿਆਨ ਹੋਵੇ ਉਹ ਹਰ ਦੇ ਗਿਆਨ ਦੀ ਗੱਲ ਹੈ ਨਾ ਜਿਹਦੇ ਕੋਲ ਉਹ ਉਪਦੇਸ਼ ਹੋਵੇ ਜਿਹਦੇ ਨਾਲ ਹਰ ਪ੍ਰਤੱਖ ਕਰ ਦਵੇ ਪ੍ਰਤੱਖ ਹਿਰਦੇ ਗੁਰ ਅਰਜਨ ਕੇ ਹਰ ਪੂਰਨ ਬ੍ਰਹਮ ਹਰ ਪੂਰਨ ਬ੍ਰਹਮ ਗੁਰ ਅਰਜਨ ਪ੍ਰਤੱਖ ਹਰ ਗੁਰੂ ਅਰਜਨ ਨੂੰ ਹਰ ਪ੍ਰਤੱਖ ਹੈ ਹਰ ਦੇ ਹਰ ਅਰਜਨ ਦੇ ਵਿਚਾਲੇ ਕੋਈ ਪਰਦਾ ਨਹੀਂ ਪਰਮ ਨੂੰ ਪਨ ਮਥਰਾ ਕਛ ਭੇਦ ਨਹੀਂ ਮਥਰਾ ਆਖ ਤੂੰ ਮਥਰਾ ਆਪਣੇ ਆਪ ਨੂੰ ਕਹਿੰਦਾ ਪਨ ਮਥਰਾ ਇਹ ਮਥਰਾ ਤੂੰ ਉੱਚੀ ਆਵਾਜ਼ ਨਾਲ ਕਹਿ ਦੇ ਐਲਾਨ ਕਰ ਦੇ ਪਨ ਮਥਰਾ ਕਛ ਭੇਦ ਨਹੀਂ ਇਹ ਬੋਲ ਕੁਝ ਭੇਦ ਨਹੀਂ ਗੁਰੂ ਅਰਜਨ ਪ੍ਰਤੱਖ ਹਰ ਗੁਰੂ ਅਰਜਨ ਔਰ ਹਰ ਦੇ ਵਿਚਾਲੇ ਕੋਈ ਪਰਮ ਦਾ ਪਰਦਾ ਨਹੀਂ ਗੁਰੂ ਅਰਜਨ ਦੇ ਹਿਰਦੇ 'ਚ ਹਰ ਹੈ ਔਰ ਗੁਰੂ ਅਰਜਨ ਨੂੰ ਸਭ ਸਾਖਸ਼ਾਤ ਦਿਸ ਰਿਹਾ ਨਜ਼ਰ ਆ ਰਿਹਾ ਦੋਏ ਇੱਕ ਨੇ ਨੇ ਗਵਾਹੀ ਦਿੱਤੀ ਇਹ ਹਰ ਪ੍ਰਤੱਖ ਹੈ ਪ੍ਰਤੱਖ ਅਰਜਨ ਨੂੰ ਅਰਜਨ ਨੂੰ ਹਰ ਪ੍ਰਤੱਖ ਅਰਜਨ ਦੇ ਹਰ ਔਰ ਹਰ ਦੇ ਵਿਚਾਲੇ ਜੋ ਪਰਦਾ ਭਰਦਾ ਸੀ ਖਤਮ ਹੋ ਚੁੱਕਾ ਸਾਡੇ ਵਿਚਾਲੇ ਪਰਦਾ ਹੈ ਉਹ ਦਾ ਹੀ ਪਰਦਾ ਭਰਮ ਕੇ ਪਰਦੇ ਸਤਗੁਰ ਖੋਲੇ ਨਹੀਂ ਤਾਂ ਪਰ ਕਾ ਇੱਕ ਸੰਗ ਹੀ ਬਾਸਾ ਵਿੱਚ ਹੋਵੇ ਪੀਤ ਕਰਾਰੀ ਸਾਰੇ ਅੰਦਰ ਹੀ ਹੈ ਹਰ ਬਸੇ ਮਨ ਮਨ ਦੇ ਵਿੱਚ ਜਿਹੜਾ ਭਰਮ ਉਹ ਪੜਦਾ ਗੁਰਮੁਖੀ ਪੂਰਾ ਤਿਸ ਸਾਬਾਸ ਗੁਰਮੁਖੀ ਪੂਰਾ ਤਿਸ ਸਾਬਾਸ ਗੁਰਮੁਖ ਹੈ ਜਿਹੜਾ ਪੂਰਾ ਉਹਨੂੰ ਸ਼ਾਬਾਸ਼ ਕਿਉਂ ਸ਼ਾਬਾਸ਼ ਤਾਂ ਉਹਨੇ ਆਪਣਾ ਕੰਮ ਪੂਰਾ ਕਰ ਲਿਆ ਉਹਨੇ ਬਾਜੀ ਜਿੱਤ ਲਈ ਰੂੜੀ ਬਾਣੀ ਹਰ ਪਾਇਆ ਗੁਰ ਸ਼ਬਦੀ ਵਿਚਾਰ ਰੂੜੀ ਬਾਣੀ ਹਰ ਪਾਇਆ ਜਿਹੜੀ ਰੂੜੀ ਬਾਣੀ ਰੂੜੀ ਬਾਣੀ ਗੁਰਬਾਣੀ ਸੱਚੀ ਬਾਣੀ ਸੁੰਦਰ ਬਾਣੀ ਹਰ ਪਾਏ ਇਹ ਰੂੜੀ ਬਾਣੀ ਜੀ ਨੇ ਪੜ ਲਈ ਸਮਝ ਲਈ ਜੀ ਨੂੰ ਮਿਲ ਗਈ ਰੂੜੀ ਬਾਣੀ ਉਸੇ ਜਿੱਥੇ ਕਬੀਰ ਗਿਆ ਸੀ ਮਗਰ ਮਗਰ ਵਾਲੀ ਬਾਣੀ ਹਾਂ ਮਗਰ ਵਾਲੇ ਗ੍ਰੰਥ ਤੇ ਰੂੜੀ ਬਾਣੀ ਸੀ ਨਾਨਕ ਹੋਏ ਬਾਣੀ ਸੀ ਭਗਤਾਂ ਦੀ ਇਹ ਰੂੜੀ ਬਾਣੀ ਨਾਨਕ ਆਪਣੀ ਗੱਲ ਕਰ ਰਿਹਾ ਨਾਨਕ ਕੋ ਭਗਤ ਬਾਣੀ ਹੈ ਰੂੜੀ ਬਾਣੀ ਹੈ ਕਹਿੰਦੇ ਰੂੜੀ ਬਾਣੀ ਹੈ ਮੇਰੇ ਕੋ ਮੈਂ ਹਰੇਕ ਕੇ ਪਾਇਆ ਗੁਰੂ ਸ਼ਬਦ ਦੀ ਵਿਚਾਰ ਗੁਰ ਸ਼ਬਦੀ ਵਿਚਾਰ ਹੈ ਜਿਹੜੇ ਸ਼ਬਦ ਮੇਰੇ ਕੋਲ ਹੈ ਉਪਦੇਸ਼ ਹੈ ਦੀ ਵਿਚਾਰ ਕੀਤੀ ਹੈ ਪਾਇਆ ਆਪਣੀ ਗੱਲ ਕਰ ਰਹੇ ਨੇ ਪਾਇਆ ਹਰੀ ਪਾਇਆ ਮੈਂ ਹਰ ਪਾਇਆ ਨਾਨਕ ਕਹਿ ਰਿਹਾ ਰੂੜੀ ਬਾਣੀ ਹਰ ਪਾਇਆ ਮੇਰੇ ਕੋ ਭਗਤ ਬਾਣੀ ਹੈ ਰੂੜੀ ਬਾਣੀ ਹੈ ਕਿ ਮੈਂ ਹਰ ਪਾ ਲਿਆ ਸਾਡੇ ਕੋ ਬਾਣੀ ਹੈ ਜਿਹਨੇ ਪਾਉਣੇ ਪਾ ਲੋ ਪਾ ਸਕਦਾ ਕੋਈ ਵੀ ਪਾ ਸਕਦਾ ਰੂੜੀ ਬਾਣੀ ਹਰ ਪਾਇਆ ਗੁਰ ਸ਼ਬਦੀ ਵਿਚਾਰ ਗੁਰ ਸ਼ਬਦੀ ਵਿਚਾਰ ਹੈ ਜਿਹੜੀ ਸ਼ਬਦ ਸੀ ਇਹਦਾ ਵਿਚਾਰ ਕੀਤੀ ਹੈ ਅਸੀਂ ਵਿਚਾਰ ਛੱਡਤੀ ਅਸੀਂ ਕੀ ਗੱਲ ਹੈ ਵੈਗਰੂ ਵੈਗਰੂ ਵੈਗਰੂ ਵੈਗਰੂ ਹਰ ਵੀ ਤੂੰ ਤੂੰ ਕਰੇ ਦੇਖੋ ਕੀ ਲਿਖਿਆ ਸੀ ਕਹਿੰਦੇ ਜੀ ਉਹ ਜਿਹੜਾ ਤੂੰ ਤੂੰ ਕਰਦਾ ਹਰਟ ਲੱਕੜ ਦਾ ਇਹਦਾ ਉਹਦਾ ਭਗਤੀ ਕਰਦਾ ਹੋ ਬੋਲੇ ਭਲੀ ਬਾਣ ਕਿੱਡੀ ਵਸਾ ਦਿੱਤੀ ਗਈ ਸਭਿਆਂ ਚ ਗਏ ਜਿਹੜੇ ਕਹਿੰਦੇ ਲਗਾਤਾਰ ਰੈਪੀਟੇਸ਼ਨ ਕਰਦੇ ਨੇ ਇੱਕੋ ਨਾਮ ਨੂੰ ਲੈ ਕੇ ਜਪਦੇ ਨੇ ਰਾਮ ਰਾਮ ਕਰਦੇ ਨੇ ਜਾਂ ਵੈਗਰੂ ਵੈਗਰੂ ਕੁਝ ਵੀ ਕਰਦੇ ਨੇ ਕਹਿੰਦੇ ਦੰਤ ਮੁਖ ਰਸਦ ਸਭਾ ਕਸ ਜਾਵਤ ਖਾਲੀ ਮਸ਼ੀਨ ਨੂੰ ਚਲਾਈ ਜਾਈਏ ਮਸ਼ੀਨ ਨੂੰ ਜ਼ਿਆਦਾ ਘਸਦੀ ਹੈ ਮਸ਼ੀਨ ਚਲਾਉਣ ਵਾਲੀ ਗੱਲ ਆ ਖਾਲੀ ਚਲਾਈ ਜਾਓ ਖਾਲੀ ਕੀ ਫਰਕ ਪੈਂਦਾ ਵਿੱਚ ਤਾਂ ਕੁਝ ਹੈ ਨਹੀਂ ਉਹ ਮੂੰਹ ਨੂੰ ਚਲਾਉਣ ਵਾਸਤੇ ਨਾਮ ਨਹੀਂ ਜਪਿਆ ਜਾਂਦਾ ਜਪੀਏ ਨਾਮ ਜਪੀਏ ਅੰਨ ਜਪੀਏ ਨਾਮ ਅੰਨ ਕੇ ਸਾਥ ਜਿਵੇਂ ਅੰਨ ਹੁੰਦਾ ਨਾ ਮੂੰਹ ਦੇ ਵਿੱਚ ਪਾਇਆ ਹੋਇਆ ਤਾਂ ਮੂੰਹ ਹਲਾਈਏ ਤਾਂ ਦਾ ਕੋ ਫਾਇਦਾ ਤੁਹਾਡਾ ਮੂੰਹ ਤਾਂ ਖਾਲੀ ਹੈ ਕੁਝ ਕੀ ਹੈ ਜਿਵੇਂ ਅੰਨ ਮੂੰਹ ਦੇ ਵਿੱਚ ਹੁੰਦਾ ਮੂੰਹ ਹਿਲਦਾ ਸਵਾਦ ਆਉਂਦਾ ਤੁਹਾਨੂੰ ਜਾਂ ਨਾਮ ਜਪਦਾ ਕੋ ਟੇਸਟ ਆਵੇ ਸਵਾਦ ਆਵੇ ਵਿੱਚ ਮੂੰਹ ਦੇ ਵਿੱਚ ਸਵਾਦ ਆਵੇ ਵੀ ਆਪਣਾ ਹੈ ਇੰਨਾ ਕੁਝ ਕਿਹਾ ਹੋਇਆ ਬਾਣੀ ਦੇ ਵਿੱਚ ਖਾਲੀ ਮੂੰਹ ਹਲਾਓ ਪਰਾਂ ਦੇਖੋ ਕਿੰਨਾ ਚਿਰ ਹਲਾਓਗੇ ਤੁਸੀਂ ਮੂੰਹ ਵਿੱਚ ਕੁਝ ਅੰਨ ਪਾਇਆ ਹੋਵੇ ਉਹ ਚੱਬਦੇ ਆ ਮੂੰਹ ਹਲਾਉਣੇ ਦਾ ਸਵਾਦ ਟੇਸਟ ਨਹੀਂ ਆਉਂਦਾ ਜਪੀਏ ਨਾਮ ਅੰਨ ਕੈ ਸਾਧ ਕੁਝ ਅੰਦਰ ਪ੍ਰਾਪਤ ਹੁੰਦਾ ਢਿੱਡ ਵੀ ਭਰਦਾ ਭੁੱਖ ਵੀ ਪੂਰੀ ਹੁੰਦੀ ਹੈ ਭੁੱਖ ਵੀ ਪੂਰੀ ਹੁੰਦੀ ਹੈ ਇਹਦੇ ਚ ਦੱਸ ਕੀ ਹੁੰਦਾ ਕੁਝ ਨਹੀਂ ਹੁੰਦਾ ਫਿਰ ਵੀ ਕਰਦੇ ਆਪ ਤਾਂ ਕਰੀ ਜਾਣ ਜਿਹੜੇ ਲੋਕਾਂ ਨੂੰ ਗਾਹਾਂ ਪਰ ਪਾਉਂਦੇ ਨੇ ਉਹਦਾ ਨੁਕਸਾਨ ਹੈ ਤੁਸੀਂ ਕਹਿੰਦੇ ਲੋਕਾਂ ਕਰ ਲੋ ਟੈਲੀਵਿਜ਼ਨ ਤੇ ਜ਼ਰੂਰ ਕਰਨਾ ਨਾਲੇ ਕਹਿੰਦੇ ਨੇ ਵੀ ਇਹ ਪੜਦੇ ਨਾ ਕਰਨਾ ਚਾਹੀਦਾ ਨਾਮ ਹੁਣ ਤੁਸੀਂ ਟੈਲੀਵਿਜ਼ਨ ਤੇ ਆ ਗਏ ਕਾਹਦੇ ਆ ਗਏ ਅਸਲ ਤੇ ਦਬ ਨਹੀਂ ਜਾਂਦੀ ਹੈ ਹੁਣ ਇਹਨਾਂ ਦੀ ਵਿਚਾਰਧਾਰਾ ਪਤਾ ਉਹਨਾਂ ਨੂੰ ਵੀ ਅਸੀਂ ਗਏ ਹੁਣ ਉਹਨੂੰ ਬਚਾਉਣ ਵਾਸਤੇ ਕਰ ਰਹੇ ਨੇ ਝੂਠ ਨੂੰ ਬਚਾਉਣ ਵਾਸਤੇ ਕੱਪ ਨੂੰ ਬਚਾਉਣ ਵਾਸਤੇ ਕਰ ਰਹੇ ਗੁਰੂ ਤੋਂ ਵਿਰੋਧ ਜਿਹੜੀ ਵਿਚਾਰਧਾਰਾ ਨਾ ਉਹਨੂੰ ਬਚਾਉਣ ਵਾਸਤੇ ਕਰਦਾ ਕਿਵੇਂ ਬਚੂਗੀ ਝੂਠ ਕਿਵੇਂ ਬਚੂਗਾ ਦੁਨੀਆ ਦਾ ਪਾਗਲ ਬਣਦੀ ਹੈ ਸਭ ਜਾਣਦੇ ਨੇ ਗੁਰਬਾਣੀ ਇਹਦਾ ਲੋਕ ਸਮਝਣ ਲੱਗੇ ਪੜਨ ਲੱਗੇ ਤੁਹਾਨੂੰ ਸਮਝੂ ਕੌਣ ਕੋਈ ਆਪ ਗਿਆ ਦੁੱਖ ਕਟਿਆ ਹਰ ਵਾਰ ਪਾਇਆ ਮਾਰੀ ਆਪ ਗਿਆ ਦੁੱਖ ਕਟਿਆ ਜਿੱਦਣ ਇਹਦਾ ਅੰਦਰੋਂ ਇਹਦਾ ਹੰਕਾਰ ਚਲਿਆ ਗਿਆ ਹੰਕਾਰ ਵੀ ਛੱਡੋ ਤੁਸੀਂ ਇਹ ਵੀ ਔਖਾ ਸਮਝਣਾ ਔਖਾ ਜਿੱਦਣ ਇਹਦੇ ਅੰਦਰੋਂ ਇਹਦੀ ਮਰਜ਼ੀ ਖਤਮ ਹੋ ਗਈ ਆਪਣੀ ਮਰਜ਼ੀ ਉਹ ਕੋਈ ਰਹੀ ਹੰਕਾਰ ਚਲਿਆ ਜਿੱਦਣ ਮੇਰੀ ਮਰਜ਼ੀ ਕੋਈ ਨਹੀਂ ਰਹੀ ਮੇਰੀ ਕੋਈ ਇੱਛਾ ਹੀ ਨਹੀਂ ਰਹੀ ਆਪਾ ਚਲਿਆ ਗਿਆ ਗੁਰਬਰਗ ਮਨ ਇੱਛਾਵਾਂ ਦਾ ਸਮੂਹ ਹੈ ਇੱਛਾ ਨਹੀਂ ਰਹੀ ਬੋਲੀ ਨੇ ਆਪ ਗਿਆ ਦੁੱਖ ਕਟਿਆ ਜੀਵੇ ਆਸਾ ਕਹਿੰਦੇ ਮਰੇ ਨਿਰਾਸਾ ਜੀਵੇ ਆਸਾ ਮਰੇ ਨਿਰਾਸਾ ਜਿਹੜਾ ਨਿਰਾਸਾ ਹੀ ਹੋ ਗਿਆ ਮਰ ਗਿਆ ਜਿਹੜੀ ਏਕ ਆਸ ਰੱਖੀ ਹੈ ਉਹ ਜੀਵਨ ਦੋ ਜਿਹੜੀ ਏਕ ਆਸ ਰੱਖੀ ਹੈ ਉਹਨਾਂ ਦਾ ਜੀਵਨ ਦੇਣ ਜਿਹੜਾ ਸੰਸਾਰੀ ਇੱਛਾਵਾਂ ਰੱਖਦਾ ਸੀ ਉਹ ਛੜਦੀਆਂ ਮਰ ਕੇ ਉਹ ਝੂਠਾ ਜੰਮ ਜੋ ਹੈ ਅਸੀਂ ਜੰਮ ਦੀ ਦਾ ਦ੍ਰਿਸ਼ਟੀ ਮਾਇਆ ਤੇ ਹੀ ਹੈ ਮਾਇਆ ਦੀ ਇੱਛਾ ਜੰਮ ਦੀ ਦ੍ਰਿਸ਼ਟੀ ਪਰੇ ਹੋ ਗਿਆ ਹਾਂਜੀ ਆਪ ਗਿਆ ਦੁੱਖ ਘਟਿਆ ਹਰ ਵਾਰ ਪਾਇਆ ਨਾਰੀ ਹਰ ਵਾਰ ਪਾਇਆ ਦੁੱਖ ਆਪ ਗਿਆ ਦੁੱਖ ਘਟਿਆ ਦੁੱਖੇ ਘਟਿਆ ਗਿਆ ਸਾਰਾ ਜਦੋਂ ਆਪਣੀ ਬਰਕੀ ਤਿਆਗ ਦੀ ਹੁਕਮ ਚ ਆ ਗਿਆ ਨਾ ਕੋਈ ਦੁੱਖ ਨਹੀਂ ਹਰ ਵਾਰ ਪਾਇਆ ਦੁੱਖ ਬਸ ਫਿਰ ਕੀ ਹੈ ਐ ਸਮਝ ਲਓ ਹੁਕਮ ਦਾ ਮੰਨਣਾ ਹਰ ਵਾਰ ਪਾਉਣਾ ਇੱਕੋ ਹੀ ਗੱਲ ਹੈ ਕਿਸੇ ਦੇ ਅਧੀਨ ਦਾ ਬੁੱਧੀ ਨਾਲ ਚੱਲਣਾ ਹੀ ਹੈ ਅਕਲ ਪਹਿਲਾਂ ਆਪਣੀ ਮਰਜ਼ੀ ਅਨੁਸਾਰ ਚੱਲਦੀ ਸੀ ਹੁਣ ਪਰਮੇਸ਼ਰ ਦੀ ਮਰਜ਼ੀ ਅਨੁਸਾਰ ਚੱਲਦੀ ਹੈ ਜੇ ਉਹ ਤੇ ਚਲਾਏ ਤੇ ਮੈਂ ਚੱਲਣਾ ਸੌਂਪੀ ਕੌਣ ਜਾਂਦੀ ਇਸ ਤਰੀਕੇ ਦੀ ਹੁੰਦੀ ਹਰ ਵਾਰ ਪਾਇਆ ਨਾਰੀ ਸੌਂਪੀ ਲਫ਼ਜ਼ ਬੁਲੇਗਾ ਸੋਇਨਾ ਰੂਪਾ ਸੰਚੀਆ ਧਨ ਕਾਚਾ ਵਿਖਛਾਰ ਸੋਨਾ ਰੂਪਾ ਰੁਪਿਆ ਸੋਨਾ ਚਾਂਦੀ ਜਿਹੜਾ ਇਕੱਠਾ ਕਰਦੇ ਸੀ ਲੋਕ ਉਦੋਂ ਹੁਣ ਤਾਂ ਨੋਟ ਨਹੀਂ ਹੈ ਸੱਚੀ ਹੈ ਕਿ ਕੱਚਾ ਧਨ ਹੈ ਵਿਖ ਹੈ ਧਨ ਕਾਚਾ ਵਿਖਛਾਰ ਇਸ਼ਾਰ ਹੈ ਸੋ ਹੋ ਜਾਣੀ ਹੈ ਦੀ ਕੁਛ ਵੀ ਨਹੀਂ ਹੈ ਛਾਰ ਹੈ ਨਹੀਂ ਰਹਿਣ ਵਾਲਾ ਨਾ ਸੰਤਾ ਤਾਂ ਨਹੀਂ ਸ਼ਾਹ ਸਦਾਏ ਸੰਚ ਧਨ ਦੁਬਦਾ ਹੋਏ ਖੁਆਰ ਸ਼ਾਹ ਸਦਾ ਹੈ ਸੰਜਦਾ ਐਸਾ ਤਨ ਇਕੱਠਾ ਕਰਕੇ ਸ਼ਾਹ ਆਪਣੇ ਆਪ ਨੂੰ ਕਹਾਵੇ ਸ਼ਾਹ ਬੜੇ ਸੱਚ ਤਨ ਇਹ ਜਾਂ ਤਨ ਇਕੱਠਾ ਕਰਕੇ ਸੋਨਾ ਚਾਦੀ ਰੁਪਈਏ ਸ਼ਾਹ ਕਹਾਵੇ ਸੱਚ ਤਨ ਦੁਬਦਾ ਹੋਏ ਖਵਾਰ ਉਹ ਦੁਬਦਾ ਖਵਾਰ ਹੋ ਦੋਏ ਦਾਤੇ ਆ ਵੀ ਉਹ ਵੀ ਦਾਤੇ ਸਚਿਆਰੀ ਸੱਚ ਸੰਚਿਆ ਸਚਿਆਰੀ ਸੱਚ ਸੰਚਿਆ ਜਿਹੜੀ ਬੁੱਧੀ ਸਚਿਆਰੀ ਹੈ ਨਾਮ ਅਮੋਲ ਜਿਹੜੀ ਸਚਿਆਰੀ ਹੈ ਉਹਨੇ ਸੱਚ ਇਕੱਠਾ ਕੀਤਾ ਸੱਚੋ ਨਾਮ ਅਮੋਲ ਸੱਚਾ ਨਾਮ ਇਕੱਠਾ ਕੀਤਾ ਅਮੋਲ ਹੈ ਜਿਹੜਾ ਬੁੱਲ ਨਹੀਂ ਲਿਆ ਬੁੱਲ ਮਿਲਦਾ ਨਹੀਂ ਔਰ ਬੁੱਲ ਵਿਕਦਾ ਨਹੀਂ ਅਮੋਲ ਹੈ ਨਾਮ ਬੋਲ ਮਿਲਦਾ ਤਾਂ ਨਾਮ ਮੁੱਲ ਦਿੱਤਾ ਜਾਂਦਾ ਇਹਦਾ ਬੁੱਲ ਕੋਈ ਹੈ ਹੀ ਨਹੀਂ ਬੋਲ ਨਹੀਂ ਨਾ ਅਮੋਲ ਅਮੋਲ ਅਮੋਲ ਇਹ ਕਿ ਗੁਣ ਵੀ ਅਮੋਲ ਹੈ ਅਮੋਲ ਦੂਏ ਦਾ ਬੋਲ ਹੈ ਪਤਾ ਬੋਲ ਕਰਨਾ ਦੀ ਹੈ ਵੀ ਐਡੇ ਦੀ ਹੈ ਬੋਲ ਇਹਦਾ ਇਹ ਬੋਲ ਹਰ ਨਿਰਮਾਇਲ ਉਜਲੋ ਪਤ ਸਾਚੀ ਸੱਚ ਬੋਲ ਹਰ ਨਿਰਮਾਇਲ ਉਜਲੋ ਹਰ ਜਿਹੜਾ ਨਿਰਮਾਇਲ ਹੈ ਮੈਂ ਤੋਂ ਰਹਿਤ ਹੈ ਉਹਦੇ ਅੰਦਰ ਮੈਂ ਨਹੀਂ ਹੈ ਹਰ ਦੇ ਚਿੱਤ ਚ ਮੈਂ ਨਹੀਂ ਹੁੰਦੀ ਚਿੱਤ ਦਾ ਉਹ ਹਿੱਸਾ ਜਿਹਦੇ ਵਿੱਚ ਬੈਣ ਲਈ ਹੁੰਦੀ ਉਹ ਹਰ ਫਿਰ ਮੈਂ ਉਜਲੋ ਪਤ ਸਾਚੀ ਸੱਚ ਬੋਲ ਉਹਦੀ ਪਤ ਵੀ ਸੱਚੀ ਹੈ ਬੋਲਦਾ ਵੀ ਸੱਚ ਹੈ ਝੂਠ ਬੋਲਦਾ ਹੀ ਨਹੀਂ ਸੱਚ ਬੋਲਦਾ ਉਹਦੇ ਬੋਲ ਵੀ ਸੱਚ ਨੇ ਉਹਦੀ ਇੱਜ਼ਤ ਵੀ ਸੱਚੀ ਹੈ ਹਮੇਸ਼ਾ ਇੱਜ਼ਤ ਰਹਦੀ ਹੈ ਸੱਚ ਦੀ ਹਮੇਸ਼ਾ ਇੱਜ਼ਤ ਕਰਦੇ ਨੇ ਲੋਕ ਪਤ ਸਾਚੀ ਸੱਚ ਬੋਲ ਸਾਜਨ ਮੀਤ ਸੁਜਾਨ ਤੂੰ ਤੂੰ ਸਰਵਰ ਤੂੰ ਹੰਸ ਸਾਜਲ ਤੂੰ ਹੈ ਬੀਤ ਤੂੰ ਹੈ ਸਜਾਨ ਸਜਾਨ ਸਾਰੀ ਜਾਣਕਾਰੀ ਤੈਨੂੰ ਹੈ ਤੂੰ ਸਰਵਰ ਤੂੰ ਹੰਸ ਤੂੰ ਹੀ ਸਰਵਰ ਹੈ ਸਰੋਵਰ ਹੈ ਤੂੰ ਹੀ ਹੰਸ ਆਪੇ ਸਰਵਰ ਕੌਣ ਹੈ ਸਰਵਰ ਸਤਗੁਰ ਹੈ ਹੰਸ ਕੌਣ ਹੈ ਹੰਸ ਬਣੇ ਪਰ ਬਗਲੇ ਤਾਂ ਹੰਸ ਹੋ ਗਿਆ ਨਾ ਪਹਿਲਾਂ ਬਗਲਾ ਸੀ ਹੁਣ ਹੰਸ ਹੋ ਗਿਆ ਸਰਵਰ ਵੀ ਤੂੰ ਹੀ ਹੈ ਹੰਸ ਵੀ ਤੂੰ ਹੀ ਕਾਗੋ ਹੰਸ ਕਰੇ ਕਾਗੋ ਹੰਸ ਕਰੇ ਹੰਸ ਵੀ ਆਪ ਹੈ ਸਰਵਰ ਵੀ ਆਪ ਹੈ ਸਾਚੋ ਠਾਕੁਰ ਮਨ ਵਸੈ ਹਉ ਬਲਿਹਾਰੀ ਤਿਸ ਜਿਹਦੇ ਸਾਚੋ ਠਾਕੁਰ ਮਨ ਵਸ ਜਵੇ ਹਉ ਬਲਿਹਾਰੀ ਜਿਹੜਾ ਮਨ ਦੇ ਵਿੱਚੋਂ ਲੱਭ ਬਸਦਾ ਤਾਂ ਸਾਰਿਆਂ ਦੇ ਹੀ ਹੈ ਪਰ ਜਿਹੜਾ ਦੇਖ ਲਵੇ ਉਹਦੇ ਵਸਦਾ ਬੰਨ ਲਵੇ ਉਹ ਵਸਦਾ ਹੈ ਠਾਕਰ ਮਨ ਵਸੈ ਹਉ ਬਲਿਹਾਰੀ ਤਿਸ ਉਹ ਬਲਿਹਾਰੀ ਤਿਸ ਮਾਇਆ ਮਮਤਾ ਮੋਹਣੀ ਜਿਣ ਕੀਤੀ ਸੋ ਜਾਣ ਮਾਇਆ ਬਬਤਾ ਬੋੜੀ ਇਹ ਜਿਹੜੀ ਚੀਜ਼ਾਂ ਬਣਾਈਆਂ ਨੇ ਜਿਣ ਕੀਤੀ ਸੋ ਠੋਰੀ ਹੈ ਠੋਰੀ ਇਹ ਠੋਰੀ ਬਣਾਈ ਹੈ ਮਾਇਆ ਬਬਤਾ ਬੋੜੀ ਇਹ ਜਿਹੜੀ ਠੋਰੀ ਜਿਹਨੇ ਬਣਾਈ ਹੈ ਨਾ ਜਿਹਨੇ ਕੀਤੀ ਹੈ ਇਹ ਸਾਰੀ ਰਚਨਾ ਇਹ ਸਾਰੀ ਚੀਜ਼ ਬਣਾਈ ਹੈ ਉਹਨੂੰ ਜਾਣਣਾ ਪਰ ਉਹ ਕੀ ਹੈ ਉਹ ਹੁਕਮ ਉੱਥੇ ਤੱਕ ਹੁਕਮ ਨੂੰ ਲੈ ਜਿਨ ਕੀਤੀ ਸੋ ਜਾਣ ਸੋ ਜਾਣ ਵਿਖਿਆ ਅੰਮ੍ਰਿਤ ਏਕ ਹੈ ਬੁਝੇ ਪੁਰਖ ਸੁਜਾਨ ਇੱਥੇ ਵਿਖਿਆ ਔਰ ਅੰਮ੍ਰਿਤ ਇੱਕੋ ਹੀ ਸੰਸਾਰ 'ਚ ਵਿਖਿਆ ਅੰਮ੍ਰਿਤ ਇੱਕੋ ਹੀ ਜਿਹਨੇ ਅੰਮ੍ਰਿਤ ਨੇ ਸੰਸਾਰ ਦੇ ਸਭ ਵਿਖਿਆ ਹੀ ਹੈ ਕਮਾਇਆ ਵਿਖੇ ਸਰੀਰ ਦੇ ਖਾਣ ਪੀਣ ਵਾਲੀਆਂ ਜਿੰਨੀਆਂ ਚੀਜ਼ਾਂ ਨੇ ਸਭ ਵਿਖਿਆ ਜੋ ਮਰਦ ਸਰੀਰ ਦੇ ਖਾਣ ਵਾਲਾ ਵਿਖਿਆ ਜੋ ਸਰੀਰ ਦੇ ਪੀਣ ਵਾਲਾ ਵਿਖਿਆ ਜੋ ਮਰਦ ਇੱਕ ਆਰਾਮ ਕਬਰ ਤੇ ਕਹੋ ਬੰਦੇ ਪੀਣ ਵਾਲਾ ਅਮਰਤ ਸਰੀਰ ਦੇ ਪੀਣ ਵਾਲਾ ਨਹੀਂ ਹੈ ਉਹ ਆਤਮਾ ਦੇ ਪੀਣ ਵਾਲਾ ਹੈ ਉਹ ਆਤਮਾ ਰਸ ਹੈ ਉਹਨੂੰ ਅਮਰਤ ਕਿਹਾ ਹੋਇਆ ਆਤਮ ਰਸ ਜਿਹਨੇ ਜਾਣਿਆ ਆਤਮ ਰਸ ਹੈ ਜਿਹੜਾ ਤਤ ਗਿਆਨ ਹੈ ਜਿਹੜਾ ਉਹ ਰਸ ਹੈ ਅੰਮ੍ਰਿਤ ਹੈ ਗੁਰਬਾਣੀ ਵਿਖਿਆ ਅੰਮ੍ਰਿਤ ਦੇਖਿਆ ਬੁੱਝੇ ਬੁਰਖ ਸੁਜਾਨ ਸੰਸਾਰ ਦੇ ਵਿਖਿਆ ਅੰਮ੍ਰਿਤ ਦੇ ਇਹਨਾਂ ਨੂੰ ਅੰਮ੍ਰਿਤ ਕਹਿੰਦੇ ਨੇ ਪ੍ਰਚਾਰੇ ਹੋਏ ਨੇ ਇਸ ਕਰਕੇ ਅੰਮ੍ਰਿਤ ਨੂੰ ਪੌੜ ਕਿਹਾ ਸੀ ਅੰਮ੍ਰਿਤ ਨਹੀਂ ਸੀ ਕਿਹਾ ਅੰਮ੍ਰਿਤ ਤਾਂ ਪਹਿਲਾਂ ਹੀ ਛੱਤੀ ਤੇ ਇਹਨਾਂ ਅੰਮ੍ਰਿਤਾਂ ਨੂੰ ਤਾਂ ਪਹਿਲਾਂ ਹੀ ਵਿਖਿਆ ਦੀ ਨਾਨਕ ਨਹੀਂ ਇੱਥੇ ਦਸਮ ਬਾਦਸ਼ਾਹ ਨੂੰ ਅੰਮ੍ਰਿਤ ਕਿਵੇਂ ਕਹਿ ਦਿੰਦੇ ਜਦ ਗੁਰਬਾਣੀ ਜਬ ਅੰਮ੍ਰਿਤਾਰ ਵਿਖਿਆ ਇੱਕ ਕਰਿਆ ਨੇ ਸੰਸਾਰ ਦੇ ਜਿੰਨੇ ਅੰਮ੍ਰਿਤ ਨੇ ਸਾਰੇ ਵਿਖਿਆ ਰੂਪ ਨੇ ਤਾਂ ਖੱਡੇ ਤੋਂ ਤਿਆਰ ਕਰੇ ਨੂੰ ਅੰਮ੍ਰਿਤ ਨਾਉ ਕਿਵੇਂ ਰੱਖ ਦਿੰਦੇ ਦਸਮ ਪਾਤਸ਼ਾਹ ਦਾ ਵੇਖਣੇ ਪਹਿਲਾਂ ਹੀ ਉਹਨਾਂ ਨੇ ਨੌ ਦਾ ਪੌੜ ਰੱਖਿਆ ਸੀ ਤਾਂ ਹੀ ਇਹ ਬਹੁਤੇ ਅਕਲਮੰਦਾਂ ਨੇ ਉਹਨੂੰ ਵੀ ਅੰਮ੍ਰਿਤ ਬਣਾ ਦਿੱਤਾ ਆਪਣੇ ਜਾਣੇ ਦਾ ਕਰਨ ਲੱਗੇ ਤੇ ਵਧੀਆ ਕੰਮ ਹੋ ਗਿਆ ਉਲਟਾ ਬੁੱਧੀਹੀਨਾਂ ਦਾ ਉਲਟਾ ਹੀ ਹੁੰਦਾ ਹੁੰਦਾ ਬੁੱਧੀਹੀਨ ਦੇ ਵਿਚਾਰੇ ਉਹ ਬੁੱਢੀ ਨੇ ਉਹਦੇ ਵਿਚਾਰੇ ਦੇ ਚੁੱਝ ਵੀ ਵੜਤੀ ਬਾਜ ਦੇ ਬਚੇ ਦੀ ਖੰਭ ਵੀ ਵੜਤੇ ਇਹਨਾਂ ਦੇ ਸਿੱਖੀ ਦੇ ਖੰਭ ਵਰ ਚੁੱਝ ਦੋਏ ਵੜਤੇ ਜਿਹੜੀ ਸਿੱਖੀ ਉਹਨੇ ਇਹਨਾਂ ਨੇ ਕਰਤੀ ਜਿਹੜੀ ਸ਼ਕਲ ਉਹ ਕਿਸੇ ਕੰਮ ਦੀ ਹੋ ਨਹੀਂ ਰਹੀ ਇਹ ਆ ਗਈ ਨਾ ਇਹਨਾਂ ਦੇ ਅੜਕੇ ਚੜ ਗਈ ਨਾ ਵਿਦਵਾਨਾਂ ਦੇ ਅੜਕੇ ਚੜ ਟਹਿ ਚੜ ਗਈ ਸਿੱਖੀ ਜੇ ਵਿਦਵਾਨਾਂ ਦੇ ਟਹਿ ਚੜ ਜਵੇ ਉਹ ਆਪਣਾ ਅਸਰ ਨਾ ਦਿਖਾਉਣ ਤੇ ਵਿਦਵਾਨ ਕਾਦੇ ਹੋਏ ਤੇ ਬੂਰਖ ਕਾਦੇ ਹੋਏ ਬੂਰਖਾਂ ਦੇ ਹੱਥ ਆ ਜਾ ਕੋਈ ਚੀਜ਼ ਅਰ ਉਹਦੀ ਫਿਰ ਸ਼ਕਲ ਉਹ ਵਿਗਾੜ ਨਾ ਦੇਣ ਅਕਲ ਸ਼ਕਲ ਦੋਏ ਵਿਗਾੜ ਦਿੰਦੇ ਦੋਏ ਵਿਗਾੜਦੇ ਹਨ ਜੇ ਜੇ ਆਪਦੇ ਹੋਈ ਸਿੱਖੀ ਬਣਾ ਲਈ ਆਪਣੀ ਮਰਜ਼ੀ ਦੀ ਸਿੱਖੀ ਬਣਾ ਲਈ ਜਿਹੇ ਜੀ ਆਪਣੀ ਮਰਜ਼ੀ ਹੈ ਨਾ ਉਹ ਜੀ ਬਣਾ ਲਈ ਗੁਰੂ ਵਾਲੀ ਮਰਜ਼ੀ ਚੱਕਤੀ ਆਪਣੇ ਵਾਲੀ ਮਰਜ਼ੀ ਬਾੜ ਲਈ ਅਕਲ ਵੀ ਸ਼ਕਲ ਵੀ